ਸਤਨਾਮ ਤਨ ਵਾਖੇ ਗੁਰੂ ਸਾਹਿਬ महले तुम उजल करते हम निर्गुण तू दाता हम मूर्ख तुम चतुर सियाणे ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨ ਗੁਰੂ ਸਾਹਿਬ ਜੀਓ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾ ਲਖ ਹੋ ਹੈ ਤਾ ਇਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁਝੈ ਤਾ ਹਉ ਮੈਂ ਕਹੈ ਨਾ ਕੋਏ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਖੌਮੈ ਕਹਿ ਨਾ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ ਸਤਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਪਾਠ ਜਪਜੀ ਸਾਹਿਬ ਦੀਆਂ ਦੋ ਪੌੜੀਆਂ ਆਰੰਭ ਵਾਲੀਆਂ ਆਪ ਜੀ ਨੇ ਪਾਠ ਰੂਪ ਸਰਵਣ ਕੀਤੀਆਂ ਨੇ ਆਓ ਬਖਸ਼ੋ ਅਸੀਸ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ ਸਮੇਂ ਅਨੁਸਾਰ ਸੰਖੇਪ ਵਿਚਾਰ ਔਰ ਭਾਵ ਅਰਥ ਆਪਾਂ ਸਮਝ ਸਕੀਏ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਖੇ ਗੁਰੂ ਜੀ ਕੱਲ ਆਰੰਭ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋ ਬਖਸ਼ੀਸ਼ ਹੈ ਆਰੰਭਤਾ ਵਿੱਚ ਅਸੀਂ ਇੱਕ ਓੰਕਾਰ ਤੋਂ ਪ੍ਰਾਰੰਭਤਾ ਕੀਤੀ ਤੇ ਸੰਕੋਚਵੇਂ ਟਾਈਮ ਵਿੱਚ ਯਤਨ ਕੀਤਾ ਵੀ ਇਹਨਾਂ ਪਵਿੱਤਰ ਸ਼ਬਦਾਂ ਦੇ ਅਖਰੀ ਅਰਥ ਸੰਗਤ ਨਾਲ ਸਾਂਝੇ ਕਰ ਸਕਾਂ ਥੋੜਾ ਜਿਹਾ ਆਪਾਂ ਉਸ ਅੰਮ੍ਰਿਤ ਬਚਨ ਨੂੰ ਫਿਰ ਦੁਹਰਾ ਲਈਏ ਕੱਲ ਹਜ਼ੂਰ ਦੇ ਆਰੰਭ ਵਾਲੇ ਬਚਨ ਸਨ ਇੱਕ ਓੰਕਾਰ ਤਿੰਨ ਹਿੱਸਿਆਂ ਚ ਅਸੀਂ ਇਹਦਾ ਉਚਾਰਨ ਕਰਨਿਆ ਇੱਕ ਓੰਕਾਰ ਇੱਕ ਇਹਦਾ ਅਰਥ ਸਿਰਫ ਅਦੁੱਤੀ ਜਿਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ ਫਿਰ ਇਸ ਬੇਨਤੀ ਨੂੰ ਅਦੁੱਤੀ ਦਾ ਲਫ਼ਜ਼ੀ ਅਰਥ ਹੁੰਦਾ ਹੈ ਜਿਸ ਵਰਗਾ ਕੋਈ ਵੀ ਦੂਜਾ ਨਹੀਂ ਜਿਵੇਂ ਇਸ ਧਰਤੀ ਦਾ ਸੂਰਜ ਇੱਕ ਹੈ ਪਰ ਇਹ ਅਦੁੱਤੀ ਨਹੀਂ ਇਸ ਸੂਰਜ ਵਰਗੇ ਹੋਰ ਵੀ ਬਹੁਤ ਵੱਡੇ ਸੂਰਜ ਨੇ ਪਰ ਪਰਮਾਤਮਾ ਇਹ ਨਹੀਂ ਕਿ ਇਸ ਧਰਤੀ ਦਾ ਸਿਰਫ ਇੱਕ ਓੰਕਾਰ ਇਹ ਹੀ ਇੱਕ ਹੈ ਬਾਕੀ ਜਿਹੜੇ ਖੰਡ ਬ੍ਰਹਿਮੰਡ ਨੇ ਉਹਨਾਂ ਦਾ ਪਰਮਾਤਮਾ ਕੋਈ ਹੋਰ ਹੈ ਨਹੀਂ ਇੱਕ ਓੰਕਾਰ ਕਰੋੜਾਂ ਬ੍ਰਹਿਮੰਡਾਂ ਦਾ ਸਿਰਜਣਹਾਰਾ ਹੈ ਤੇ ਕਰੋੜਾਂ ਬ੍ਰਹਿਮੰਡਾਂ ਵਿੱਚ ਉਹ ਲਾ ਸ਼ਰੀਕ ਹੈ ਉਸ ਵਰਗਾ ਕੋਈ ਹੋਰ ਉਹਦਾ ਮੁਕਾਬਲਾ ਕਰਨ ਵਾਲਾ ਹੈ ਹੀ ਨਹੀਂ ਸਿਰਫ ਇੱਕ ਹੈ ਇੱਕ ਓੰਕਾਰ ਓਮ ਸ਼ਬਦ ਜਿਹੜਾ ਸੀ ਉਹ ਬ੍ਰਹਮ ਵਾਚਕ ਹੈ ਪਰਮਾਤਮਾ ਦਾ ਵਾਚਕ ਹੈ ਤੇ ਕਾਰ ਦੇ ਲਫ਼ਜ਼ੀ ਅਰਥ ਕੀਤੇ ਸਨ ਸੀ ਇੱਕ ਰਸ ਇੱਕ ਓੰਕਾਰ ਫਿਰ ਅੱਗੇ ਸਤਿਗੁਰੂ ਨੇ ਉਸ ਇੱਕ ਓੰਕਾਰ ਜਿਹਨੂੰ ਪ੍ਰਮਾਤਮਾ ਕਹਿੰਨੇ ਆ ਬ੍ਰਹਮ ਕਹਿੰਨੇ ਆ ਵਾਹਿਗੁਰੂ ਕਹਿੰਨੇ ਆ ਰੱਬ ਕਹਿੰਨੇ ਆ RAM ਕਹਿੰਨੇ ਆ ਗੋਪਾਲ ਕਹਿੰਨੇ ਆ ਉਸ ਇੱਕ ਓੰਕਾਰ ਦੇ ਬਿਆੰਤ ਗੁਣਾ ਵਿੱਚੋਂ ਕੁਝ ਗੁਣ ਦਾਤਾਰ ਜੀ ਨੇ ਸਾਨੂੰ ਦੱਸੇ ਉਹਨੇ ਸਤ ਨਾਮ ਉਹ ਸਦੀਵ ਹੀ ਸਤ ਹੈ ਉਸ ਦੇ ਨਾਮ ਨੇ ਇੱਥੇ ਫਿਰ ਬੇਨਤੀ ਇਸ ਨਾਮ ਦੇ ਅਰਥ ਕਲ ਮੈਂ ਕਹਿਸਨ ਜਿਵੇਂ ਸਾਡੇ ਨਾਮ ਨੇ ਇਸ ਤਰ੍ਹਾਂ ਨਹੀਂ ਇਹਦੇ ਅਰਥ ਕਰਨੇ ਕਿ ਇਹ ਫਲਾਣੇ ਬੰਦੇ ਦਾ ਨਾਮ ਹੈ ਅਸਲ ਚ ਨਾਮ ਆਪਣੇ ਆਪ ਵਿੱਚ ਇਸ ਏਕ ਓੰਕਾਰ ਦੀ ਸ਼ਕਤੀ ਹੈ ਨਾਮ ਉਸ ਦੇ ਆਪੇ ਵਿੱਚੋਂ ਨਿਕਲਿਆ ਹੈ ਤੇ ਇਹ ਵੀ ਬੇਨਤੀ ਕਰਾਂ ਇੱਕ ਪਾਸੇ ਏਕ ਓੰਕਾਰ ਵਿਚਕਾਰ ਨਾਮ ਤੇ ਦੂਜੇ ਪਾਸੇ ਜਗਤ ਹੈ ਤੇ ਸੱਚ ਇਹ ਵੇ ਕਿ ਜਗਤਕ ਜੀਵਾਂ ਨੂੰ ਜੋੜਨ ਵਾਲਾ ਪਰਮਾਤਮਾ ਦਾ ਆਪਣੀ ਜਿਹੜੀ ਸ਼ਕਤੀ ਹੈ ਉਸ ਨੂੰ ਗੁਰਦੇਵ ਨੇ ਨਾਮ ਕਿਹਾ ਹੈ ਉਸ ਦਿਨ ਅਸੀਂ ਬਾਬਾ ਜੀ ਦੀ ਬਾਣੀ ਚੋਂ ਇੱਕ ਬਚਨ ਪੜਿਆ ਸੀ ਆਸਾ ਕੀ ਵਾਰ ਚ ਕਿ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਆਪੀ ਨੇ ਆਪ ਸਾਜਿਓ ਸੱਚ ਇਹ ਵੇ ਕਿ ਇੱਕ ਓੰਕਾਰ ਹੈ ਤੇ ਆਪੀ ਰਹਿ ਰਚਿਓ ਨਾਉ ਇਹ ਸਤ ਨਾਮ ਹੈ ਅੱਗੇ ਆਪ ਦੇਖੋਗੇ ਕਰਤਾ ਪੁਰਖ ਆ ਗਿਆ ਕਰਤਾ ਪੁਰਖ ਦਾ ਅਰਥ ਹੈ ਸਭ ਕੁਝ ਬਣਾਉਣ ਵਾਲਾ ਅਸਲ 'ਚ ਸਤ ਨਾਮ ਦਾ ਅਰਥ ਇਹ ਨਹੀਂ ਕਿ ਜਿਵੇਂ ਸਾਡੇ ਤਨ ਦੇ ਨਾਮ ਨੇ ਸੱਚ ਏਵੇਂ ਕਿ ਇਸ ਨਾਮ ਦਾ ਅਰਥ ਹੈ ਉਹਦੀ ਖੋਂਦ ਸਦੀਵ ਕਾਲਤਾ ਦੀ ਹੈ ਸਤ ਨਾਮ ਅੱਗੇ ਮਹਾਰਾਜ ਕਹਿੰਦੇ ਨੇ ਕਰਤਾ ਪੁਰਖ ਉਹ ਹਰ ਚੀਜ਼ ਦਾ ਬਣਾਉਣ ਵਾਲਾ ਕਰਤਾ ਹੈ ਤੇ ਪੁਰਖ ਦਾ ਅਰਥ ਹੈ ਜੋ ਕੁਝ ਬਣਾਇਆ ਹੈ ਉਸ ਵਿੱਚ ਉਹ ਆਪ ਸਮਾਇਆ ਹੋਇਆ ਹੈ ਲੇਟਿਆ ਹੈ ਕਰਤਾ ਪੁਰਖ ਅੱਗੇ ਸੀ ਬਚਨ ਨਿਰਭਉ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਉਸ ਨੇੜੇ ਭੈ ਨਾਂ ਦੀ ਕੋਈ ਚੀਜ਼ ਕੀ ਨਹੀਂ ਨਿਰਵੈਰ ਉਸ ਕਿਸੇ ਨਾਲ ਵੈਰ ਨਹੀਂ ਕਮਾਂਦਾ ਅਕਾਲ ਮੂਰਤ ਅਕਾਲ ਦਾ ਅਰਥ ਸਮੇਂ ਤੋਂ ਬਹੁਤ ਉੱਪਰ ਹੈ ਤੇ ਮੂਰਤ ਦਾ ਅਰਥ ਹੈ ਹੋਂਦ ਉਹ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਮੂਰਤ ਉਸ ਉੱਪਰ ਸਮਾਂ ਕੋਈ ਪ੍ਰਭਾਵ ਨਹੀਂ ਪਾਉਂਦਾ ਅਜੂਨਾ ਅਜੂਨੀ ਉਹ ਜੂਨਾ ਵਿੱਚ ਨਹੀਂ ਆਉਂਦਾ ਸਹਿਭੰਗ ਉਸ ਦੀ ਕੋਈ ਮਾਂ ਨਹੀਂ ਜਨਮ ਦੇਣ ਵਾਲੀ ਉਸ ਦਾ ਕੋਈ ਪਿਤਾ ਨਹੀਂ ਬਾਪ ਨਹੀਂ ਸਹਿਭੰਗ ਦਾ ਅਰਥ ਸੋਤੇ ਸਿੱਧ ਆਪਣੇ ਆਪ ਹੀ ਹੈ ਤੇ ਇਸ ਨੂੰ ਮਿਲਿਆ ਕਿਵੇਂ ਜਾ ਸਕਦਾ ਗੁਰ ਪ੍ਰਸਾਦ ਗੁਰੂ ਕਿਰਪਾ ਨਾਲ ਉਸ ਦਾ ਮਿਲਾਪ ਹੈ ਇਹ ਅਸੀਂ ਕੱਲ ਡਿਟੇਲ ਨਾਲ ਦੇਖਿਆ ਸੀ ਕਿਉਂਕਿ ਅੱਜ ਆਪਾਂ ਇਹ ਦੋ ਪੌੜੀਆਂ ਇਹਦੇ ਭਾਵ ਅਰਥ ਅਖਰੀ ਅਰਥ ਜ਼ਰੂਰ ਕਰਨੇ ਨੇ ਅੱਗੇ ਹੈ ਜਪ ਅਸਲ 'ਚ ਇੱਥੇ ਜਪ ਜਿਹੜਾ ਹੈ ਆਪ ਪੜੋਗੇ ਇਹਦੇ ਅੱਗੇ ਵੀ ਦੋ ਡੰਡੀਆਂ ਨੇ ਤੇ ਪਿੱਛੇ ਵੀ ਦੋ ਡੰਡੀਆਂ ਨੇ ਜਪ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਹੈ ਇੱਕ ਪਾਸੇ ਕਹਿੰਦੇ ਨੇ ਜਪ ਦੇ ਪੱਪੇ ਨੂੰ ਔਂਕੜ ਕਹਿ ਕੁਝ ਵਿਦਵਾਨਾਂ ਦਾ ਮਤ ਕਿ ਇਸ ਇਹ ਬਾਣੀ ਦਾ ਸਰਲੇਖ ਹੈ ਕੋਈ ਸ਼ੱਕ ਨਹੀਂ ਕੁਝ ਵਿਦਵਾਨ ਇਹ ਕਹਿੰਦੇ ਆ ਕਿ ਸੱਚਮੁੱਚ ਆਤਮਦਰਸ਼ੀ ਗੁਰਮੁਖ ਕਿ ਜਪ ਦਾ ਅਰਥ ਹੈ ਭਾਈ ਸੱਜਣੋ ਕਿ ਜਿਸ ਦੇ ਤੁਹਾਨੂੰ ਉੱਪਰ ਗੁਣ ਦੱਸੇ ਨੇ ਹੁਣ ਉਹਦੀ ਵਿਆਖਿਆ ਅੱਗੇ ਹੈ ਤੇ ਉਸ ਪਰਿਪੂਰਨ ਪਰਮਾਤਮਾ ਨੂੰ ਜਪੋ ਇਹਦਾ ਮਤਲਬ ਜਪ ਬਾਣੀ ਦਾ ਸਰਲੇਖ ਹੈ ਉਸ ਨੂੰ ਜਪਨਾ ਕਰੋ ਜਪ ਦੇ ਅਰਥ ਕੀ ਨੇ ਜੇ ਤੁਸੀਂ ਕੋਸ਼ ਨੂੰ ਦੇਖੋਗੇ ਤੇ ਜਪ ਦੇ ਲਫ਼ਜ਼ੀ ਅਰਥ ਨੇ ਸ਼ਬਦ ਨੂੰ ਵਾਰ-ਵਾਰ ਜ਼ਬਾਨ ਤੋਂ ਰਟਣਾ ਵਾਰ-ਵਾਰ ਕਿਸੇ ਸ਼ਬਦ ਨੂੰ ਬੋਲਣਾ ਉਹਨੂੰ ਕਿਹਾ ਜਾਂਦਾ ਵੀ ਇਹ ਜਪ ਹੈ ਥੋੜੀ ਜਿਹੀ ਮੈਂ ਬੇਨਤੀ ਕਰਕੇ ਅੱਗੇ ਤੁਰਾਂਗਾ ਕਿਉਂਕਿ ਜਪ ਦੀ ਬੜੀ ਵੱਡੀ ਮਹਾਨਤਾ ਹੈ ਤੇ ਅਸਲ ਵਿੱਚ ਜਪਜੀ ਸਾਹਿਬ ਵੀ ਆਪਣੇ ਆਪ ਵਿੱਚ ਇੱਕ ਜਪ ਹੀ ਹੈ ਤਾਂ ਹੀ ਅਸੀਂ ਇਹਦੇ ਲਈ ਸ਼ਬਦ ਜਪਜੀ ਸਾਹਿਬ ਵਰਤਨੇ ਖਾਂ ਕਿ ਇਸ ਨੂੰ ਜਪੋ ਕੁਝ ਵਿਦਵਾਨ ਕਹਿੰਦੇ ਆ ਕਿ ਜਪ ਉੱਪਰਲੇ ਬਚਨ ਨਾਲ ਵੀ ਤੇ ਆਦ ਸੱਚ ਨਾਲ ਵੀ ਜੁੜ ਕੇ ਵਿਆਖਿਆ ਕਰਦਾ ਵਿਚਕਾਰ ਰੱਖ ਕੇ ਕਿ ਉੱਤੇ ਹੇਠਾਂ ਇਸ ਪ੍ਰਮਾਤਮਾ ਦੇ ਬਖਸ਼ਿਸ਼ ਭਰੇ ਨਾਮ ਨੂੰ ਜਪੋ ਬੇਨਤੀ ਕਰਾਂ ਜਪ ਦਾ ਅਰਥ ਰਿਪੀਟ ਕਰਨਾ ਬੋਲਣਾ ਇੱਕ ਵਾਰ ਮੈਂ ਅਰਜ਼ ਕੀਤੀ ਸੀ ਦੇਖੋ ਗੁਰਬਾਣੀ ਦਾ ਜਦੋਂ ਆਪਾਂ ਪਾਠ ਕਰਨੇ ਤੇ ਇੱਕ ਪਾਸੇ ਇੱਕ ਸ਼ਬਦ ਵਿੱਚ ਮਹਾਰਾਜ ਉਹਦੀ ਵਾਰ-ਵਾਰ ਪ੍ਰੋੜਤਾ ਕਰਦੇ ਤੇ ਦੂਸਰੇ ਪਾਸੇ ਬਾਣੀ ਚੋਂ ਸ਼ਬਦ ਪੜੋ ਤੇ ਉਸੇ ਗੱਲ ਦਾ ਖੰਡਨ ਹੋ ਰਿਹਾ ਕਈ ਵਾਰੀ ਬੰਦਾ ਜਿਹੜਾ ਉਹ ਖੰਡਨ ਵਾਲੇ ਸ਼ਬਦ ਨੂੰ ਲੈ ਕੇ ਉਸ ਹਕੀਕਤ ਤੋਂ ਵੀ ਇਨਕਾਰੀ ਹੋ ਜਾਂਦਾ ਜਿਵੇਂ ਮੈਂ ਇੱਕ ਪਾਠ ਕਰਨਾ ਇੱਥੇ ਹੈ ਜਪ ਮੈਂ ਅਰਜ਼ ਕਰਾਂਗਾ ਜ਼ਿਆਦਾਤਰ ਵਿਦਵਾਨ ਇਹੀ ਕਹਿੰਦੇ ਆ ਵੀ ਇਹਦਾ ਸਬੰਧ ਜਪਣ ਨਾਲ ਵੀ ਹੈ ਕਿਸ ਨੂੰ ਜਪੋ ਇਸ ਨੂੰ ਬੋਲੋ ਬੋਲਣਾ ਜਪਣਾ ਰਿਪੀਟ ਕਰਨਾ ਹੁਣ ਜਿਵੇਂ ਮੈਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਇੱਕ ਸ਼ਬਦ ਹੁੰਦਾ ਹੈ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕਹਿ ਰਿਦਾ ਭਾਉ ਹੈ ਦੂਜਾ ਖੰਡਨ ਕਰਤਾ ਨਾ ਜਪ ਨੂੰ ਤਪ ਨੂੰ ਸੰਜਮ ਨੂੰ ਪਰ ਇਸੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਲਾ ਜੇ ਜਪ ਤਪ ਕਰੇਗਾ ਤੇ ਬੇੜਾ ਤਿਆਰ ਹੋਣਾ ਇਸੇ ਮਹਾਰਾਜ ਦੇ ਸਰੂਪ ਚ ਹਜ਼ੂਰ ਕਹਿੰਦੇ ਨੇ ਜਪ ਤਪ ਸੰਯਮ ਧਰਮ ਨਾ ਕਮਾਇਆ ਇਹ ਕਮਾਣਾ ਚਾਹੀਦਾ ਸੀ ਬਸ ਇਸ ਨੁਕਤੇ ਨੂੰ ਪਲੀਜ਼ ਧਿਆਨ ਨਾਲ ਸੁਣਿਓ ਜਪ ਦਾ ਖੰਡਨ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਹੈ ਪਰ ਉਸ ਜਪ ਦਾ ਜਿਹਦੇ ਖਿਰਦੇ ਵਿੱਚ ਭਾਉ ਦੂਜਾ ਹੈ ਚਲਾਕੀ ਵਰਤ ਕੇ ਜਪ ਦਾ ਪ੍ਰਭਾਵ ਪਾ ਕੇ ਲੋਕਾਂ ਨੂੰ ਠੱਗਣਾ ਚਾਹੁੰਦਾ ਗੁਰੂ ਕਹਿੰਦਾ ਇਸ ਤਰ੍ਹਾਂ ਰੱਬ ਨਹੀਂ ਤੈਨੂੰ ਮਿਲ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਜਪ ਕਰਨਾ ਹੀ ਨਹੀਂ ਦੇਖੋ ਜਦੋਂ ਸਾਡਾ ਜਨਮ ਹੋਇਆ ਮੈਂ ਥੋੜੇ ਜਿਹੇ ਦੇ ਅਰਥ ਕਿਉਂਕਿ ਕੱਲ ਬੜੀ ਕਾਲੀ ਨਾਲ ਇਹਦੇ ਕੀਤੇ ਸਨ ਜਦੋਂ ਸਾਡਾ ਸਭ ਦਾ ਜਨਮ ਹੋਇਆ ਮਨੁੱਖ ਜਾਤੀ ਦੀ ਮੈਂ ਗੱਲ ਕਰਾਂਗਾ ਤੇ ਸਾਨੂੰ ਸਭ ਤੋਂ ਪਹਿਲਾਂ ਜੋ ਕੁਛ ਮਾਂ ਦੀ ਕੁੱਖ ਤੋਂ ਨਿਕਲ ਕੇ ਬਾਅਦ ਜਨਮ ਤੋਂ ਬਾਅਦ ਮਿਲਿਆ ਸਾਡੇ ਅੱਖਾਂ ਸਨ ਪਰ ਮਾਂ ਦੇ ਚਿਹਰੇ ਦੀ ਪਹਿਚਾਨ ਨਹੀਂ ਸਾਡੇ ਕੋਲ ਹੱਥ ਸਨ ਪਰ ਹੱਥਾਂ ਕੋਲ ਤਾਕਤ ਨਹੀਂ ਤੰਦਰੁਸਤ ਨੇ ਹੱਥ ਪਰ ਪਕੜ ਨਹੀਂ ਸ਼ਕਤੀ ਨਹੀਂ ਪੈਰਾਂ 'ਚ ਚੱਲਣ ਦੀ ਸਮਰੱਥਾ ਨਹੀਂ ਅਜੇ ਸਭ ਤੋਂ ਪਹਿਲਾਂ ਇਨਸਾਨ ਨੂੰ ਬਿਨਾ ਸਿਖਾਇਆ ਬਿਨਾ ਕਿਸੇ ਦੇ ਤਾਲੀਮ ਦਿੱਤਿਆਂ ਸਭ ਤੋਂ ਪਹਿਲਾਂ ਇਨਸਾਨ ਨੂੰ ਜਿਹੜੀ ਸਮਝ ਪਈ ਉਹ ਆਪਣੇ ਜੀਬ ਨਾਲ ਆਪਣੇ ਮੂੰਹ ਨਾਲ ਆਪਣੇ ਲਬਾਂ ਦੇ ਨਾਲ ਮਾਂ ਦਾ ਦੁੱਧ ਚੁੰਗਣ ਦੀ ਸਮਝ ਪਈ ਕਿਸੇ ਨੇ ਨਹੀਂ ਸਮਝਾਇਆ ਜੀ ਇਸ ਗੱਲ ਨੂੰ ਤੇ ਗੁਰੂ ਸਾਹਿਬ ਨੇ ਬਾਣੀ 'ਚ ਬਕਾਇਦਾ ਲਿਖਿਆ ਜਦੋਂ ਸਾਡੀ ਉਮਰ ਦੇ 10 ਪੜਾਂ ਬਾਬਾ ਜੀ ਨੇ ਕਹੇ ਨਾ ਤੇ ਪਹਿਲੇ ਪੜਾਂ ਵਿੱਚ ਹਜ਼ੂਰ ਨੇ ਲਿਖਿਆ ਪਹਿਲੇ ਪਿਆਰ ਲੱਗਾ ਥਨ ਦੁੱਧ ਪਹਿਲਾ ਸ਼ਬਦ ਦਾਤਾਰ ਨੇ ਇਹ ਸ਼ਬਦ ਵਰਤਿਆ ਪਹਿਲਾ ਪਹਿਲਾ ਪਿਆਰ ਲੱਗਾ ਥਨ ਦੁੱਧ ਸੁਣੋ ਇਸ ਬੇਨਤੀ ਸਾਡੀ ਸ਼ੁਰੂਆਤ ਮੂੰਹ ਤੋਂ ਹੋਈ ਹਾਲਾਂਕਿ ਜੋ ਅਸੀਂ ਕਰ ਰਹੇ ਸਾਂ ਮੂੰਹ ਨਾਲ ਸਾਨੂੰ ਉਹਦੀ ਸੋਝੀ ਕੋਈ ਨਹੀਂ ਇੱਕ ਬੱਚਾ ਮਾਂ ਦਾ ਦੁੱਧ ਚੁੰਗਦਾ ਹੈ ਪਰ ਉਹਨੂੰ ਪਤਾ ਹੈ ਵੀ ਇਹਨੂੰ ਦੁੱਧ ਕਹਿੰਦੇ ਆ ਉਹਨੂੰ ਇਹ ਪਤਾ ਹੈ ਵੀ ਇਸ ਦੁੱਧ ਨੇ ਮੇਰੇ ਅੰਦਰ ਤਾਕਤ ਕੀ ਦੇਣੀ ਕੋਈ ਦੁੱਧ ਦੀ ਸਮਝ ਨਹੀਂ ਜੋ ਕੋਈ ਚੁੰਗ ਰਿਹਾ ਉਸ ਮਾਂ ਦੀ ਸਮਝ ਨਹੀਂ ਸੱਚ ਵੇ ਉਸ ਅਚੇਤ ਅਵਸਥਾ ਵਿੱਚ ਵੀ ਜਦੋਂ ਬਿਲਕੁਲ ਇੰਨੀ ਸਮਝ ਨਹੀਂ ਬਾਹਰ ਮੁਖੀ ਇਨਸਾਨ ਦੁੱਧ ਪੀਂਦਾ ਹੈ ਤੇ ਉਸ ਦੁੱਧ ਦੀ ਕਿਰਿਆ ਉਹਦਾ ਕਰਮ ਆਪਣੀ ਜ਼ਬਾਨ ਤੇ ਮੂੰਹ ਨਾਲ ਕਰਦਾ ਜਦੋਂ ਉਹ ਦੁੱਧ ਗਲੇ ਤੋਂ ਥੱਲੇ ਉਤਰਦਾ ਤੇ ਇਹਦੇ ਸਰੀਰ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਗੁਰਮਖੋ ਸਰੀਰਕ ਤੌਰ ਤੇ ਜੇ ਕੋਈ ਵਿਕਾਸ ਕਰਦਾ ਤੇ ਉਹਦੀ ਸ਼ੁਰੂਆਤ ਜ਼ਬਾਨ ਤੋਂ ਮੂੰਹ ਤੋਂ ਫੀਡ ਲੈ ਕੇ ਹੈ ਜਿਨੇ ਸੱਚਖੰਡ ਦੀ ਪੌੜੀ ਤੱਕ ਪਹੁੰਚਣਾ ਉਹਦੀ ਸ਼ੁਰੂਆਤ ਵਹਿਗੁਰੂ ਜੀ ਦੇ ਜਪ ਤੋਂ ਉਹ ਵੀ ਮੂੰਹ ਤੇ ਜ਼ਬਾਨ ਨਾਲ ਕਰਨ ਤੋਂ ਕਿ ਉਹਦੀ ਸ਼ੁਰੂਆਤ ਜਪ ਹੈ ਮੈਂ ਕੁਝ ਥੋੜ ਬੇਨਤੀਆਂ ਆਪ ਨੂੰ ਕਰਨੀਆਂ ਨੇ ਜੇ ਕਿ ਬੜੇ ਆਪ 'ਚ ਬੈਠੇ ਆ ਸਿਮਰਨ ਕਰਨ ਵਾਲੇ ਚਲੋ ਅਸੀਂ ਤਾਂ ਪ੍ਰਚਾਰਕ ਹੋਣ ਦੇ ਨਾਤੇ ਬੋਲ ਦਿੰਨੇ ਆ ਹੁਣ ਦੇਖੋ ਉਹ ਜਪ ਹੈ ਅਗਲੀ ਗੱਲ ਬੜੇ ਸਵਾਲ ਨੇ ਦੇਖੋ ਜੀ ਜ਼ਬਾਨ ਨਾਲ ਜਪਿਆ ਕੀ ਹੋ ਜਾਏਗਾ ਅਸੀਂ ਕਿਸੇ ਬੰਦੇ ਦਾ ਕੋਈ ਉੱਤਰ ਨਹੀਂ ਦੇ ਰਹੇ ਕੀ ਕੋਈ ਕਰ ਰਿਹਾ ਆਮ ਬੰਦੇ ਜਗਿਆਸੂ ਦੇ ਅੰਦਰ ਹੈ ਕਿ ਵਾਰ-ਵਾਰ ਜ਼ਬਾਨ ਨਾਲ ਜਪਿਆ ਕੀ ਹੋ ਜਾਏਗਾ ਜ਼ਬਾਨ ਨਾਲ ਵੈਗਰੂ ਕਿਹਾ ਤੇ ਮੈਂ ਇੱਕੋ ਬੇਨਤੀ ਕਰਾਂਗਾ ਦੋ ਉਦਾਹਰਨਾਂ ਨੇ ਸਿਰ ਸਮਝਣ ਲਈ ਕਿ ਅਸੀਂ ਇੱਕ ਰੁੱਖ ਦੀ ਜੜ 'ਚ ਪਾਣੀ ਦਿੰਨੇ ਆ ਮੰਨ ਲਓ ਅੰਬ ਦਾ ਰੁੱਖ ਕੋਈ ਫਲ ਦਾ ਰੁੱਖ ਹੈ ਉਹਦੀ ਜੜ 'ਚ ਪਾਣੀ ਦਿੱਤਾ ਜਾਂਦਾ ਹੈ ਪਦੀ ਕਿਸੇ ਨੇ ਪੱਤੇ ਖੋਲ ਕੇ ਟਾਣੀਆਂ ਖੋਲ ਕੇ ਇੰਜੈਕਸ਼ਨ ਲਾਇਆ ਪਾਣੀ ਦਾ ਜੜ 'ਚ ਪਾਣੀ ਦੇ ਦਿਓ ਤੇ ਕੁਦਰਤ ਦਾ ਇੱਕ ਨੇਮ ਹੈ ਜੜ 'ਚ ਦਿੱਤਾ ਹੋਇਆ ਪਾਣੀ ਪੂਰੇ ਰੁੱਖ ਦੇ ਪੱਤੇ ਪੱਤੇ ਵੀ ਸਮਾ ਜਾਂਦਾ ਹੈ ਗੁਰਮਖੋ ਜੀਵ ਸਾਡੀ ਜੜ ਹੈ ਇਹਦੇ ਤੇ ਗੁਰੂ ਨਾਨਕ ਦਾ ਰੱਖਿਆ ਜਪ ਸਰੀਰ ਦੇ ਰੋਮ ਰੋਮ ਵਿੱਚ ਰਚ ਜਾਂਦਾ ਹੈ ਇਹ ਆਪਣਾ ਕੰਮ ਕਰਦਾ ਦੂਸਰੀ ਗੱਲ ਜੇ ਅਧਿਆਤਮਕਤਾ ਨੂੰ ਅਸੀਂ ਸੂਖਸ਼ਮਤਾ ਨਾਲ ਸਮਝੀਏ ਅਸੀਂ ਜੋ ਕੁਝ ਖਾਣੇ ਆ ਚਲੋ ਪ੍ਰਸ਼ਾਦ ਲਿਆ ਦੇਗ ਲਈ ਲੰਗਰ ਛਕਿਆ ਜੋ ਜੀਵ ਨਾਲ ਚੱਖਨੇ ਕਿੰਨਾ ਕੁ ਟਾਈਮ ਲੱਗਦਾ ਜੀ 10 ਮਿੰਟ ਵਿੱਚ ਅਸੀਂ ਭੋਜਨ ਦਾ ਸਵਾਦ ਲੈਨੇ ਆ ਖੱਟਾ ਮਿੱਠਾ ਕੁਸੈਲਾ ਜੋ ਕੁਝ ਵੀ ਇਨਸਾਨ ਖਾ ਰਿਹਾ ਪਰ ਪਿਆਰਿਓ 10 ਮਿੰਟ ਦਾ ਖਾਦਾ ਹੋਇਆ ਭੋਜਨ ਮੂੰਹ ਨੂੰ ਪਤਾ ਹੈ ਮੈਂ ਕਰਮ ਕੀਤਾ ਹੈ 10 ਮਿੰਟ ਦੰਦ ਪੀਸਦੇ ਰਹੇ ਉਹਨੂੰ ਜੀਵ 10 ਮਿੰਟ ਉਸ ਲਾਰ ਦਾ ਸਵਾਦ ਚੁੱਕਦੀ ਰਹੀ ਪਰ 10 ਮਿੰਟ ਤੋਂ ਬਾਅਦ ਉਹ ਕਿਰਿਆ ਖਤਮ ਹੋ ਗਈ ਕਿ 10 ਮਿੰਟ ਚੱਖਣ ਤੋਂ ਬਾਅਦ ਉਹ ਕੰਮ ਖਾਣੀ ਮੁੱਕ ਗਈ ਸਿਰ ਬੰਦਿਆ ਤੂੰ 10 ਮਿੰਟ ਮੇਜ਼ ਤੇ ਪੰਗਤ 'ਚ ਬੈਠ ਕੇ ਭੋਜਨ ਛਕਿਆ ਤੈਨੂੰ ਸਿਰਫ ਜੀਬ ਦਾ ਰੱਬ ਨੇ ਸਵਾਦ ਦਿੱਤਾ ਵੀ ਤੂੰ ਅੱਕ ਨਾ ਜਾਏ ਕਿ ਤੈਨੂੰ ਦਵਾਈ ਸਮਝ ਕੇ ਅੱਕ ਨਾ ਜਾਏ ਤੇਰੀ ਜੀਬ ਨੂੰ ਸਵਾਦ ਦਾ ਇੱਕ ਗੁਣ ਦਿੱਤਾ ਤੂੰ ਜੀਬ ਨਾਲ 5-10 ਮਿੰਟ ਖਾਦਾ ਉਸ ਤੋਂ ਬਾਅਦ ਗਲੇ ਥੱਲੇ ਉਤਰਿਆ ਅਚੇਤ ਤੈਨੂੰ ਪਤਾ ਵੀ ਨਹੀਂ ਕੋਈ ਕਾਗਰ ਨਹੀਂ ਤੂੰ ਮੈਂ ਇਸ ਕਰਕੇ ਬੇਨਤੀ ਕਰ ਲੱਗਾ ਵੀ ਪਰਮੇਸ਼ਵਰ ਦੀ ਖੇਡ ਐਸੀ ਹੈ ਭੋਜਨ ਛਕਦਿਆਂ ਹੀ ਕਾਗਰ ਦਾ ਹੈ ਜਦੋਂ ਭੋਜਨ ਬੋਡੀ ਚਲਾ ਗਿਆ ਆਪਾਂ ਨੂੰ ਕੀ ਪਤਾ ਖੂਨ ਕਦੋਂ ਬੰਦਾ ਆਪੇ ਕੈਲਸ਼ੀਅਮ ਕਦੋਂ ਬਣਦਾ ਪਿਆ ਆਇਰਨ ਕਦੋਂ ਨਿਕਲਦਾ ਪਿਆ ਹੈ ਗਲੇ ਤੋਂ ਥੱਲੇ ਉਤਰਿਆ ਭੋਜਨ ਸਰੀਰ ਦੀ ਬਰੀਕ ਤੋਂ ਬਰੀਕ ਨਾੜ ਨੂੰ ਵੀ એનર્ਜੀ ਦੇ ਰਿਹਾ ਹੈ ਗੁਰਮਖੋ ਇੱਕ ਜਪਜੀ ਸਾਹਿਬ ਦਾ ਟੇਕ ਕੇ ਕੀਤਾ ਹੋਇਆ ਪਾਠ ਮਿੰਟ ਭਾਵੇਂ 10 15 ਲੱਗਣ ਪਰ 15 ਮਿੰਟ ਦਾ ਜਪਿਆ ਵੀ ਰੱਬ ਦੀ ਦਰਗਾਹ ਵੀ ਸਵੀਕਾਰ ਹੁੰਦਾ ਹੈ ਇੱਕ ਅਗਲਾ ਸਵਾਲ ਇਹ ਇਹ ਕਿਸੇ ਦੇ ਮੈਂ ਉੱਤਰ ਨਹੀਂ ਦੇ ਰਿਹਾ ਮੈਂ ਆਪਣੇ ਮਨ ਚ ਉੱਠੇ ਸਵਾਲ ਕਹਿ ਰਿਹਾ ਜੀ ਦੇਖੋ ਇਹ ਵਾਰ-ਵਾਰ ਜ਼ਬਾਨ ਨਾਲ ਕਿਉਂ ਕੀ ਹੋ ਜਾਊਗਾ ਮੰਨ ਲਓ ਇੱਕ ਬੰਦਾ ਨਿੰਮ ਨਿੰਮ ਕਹੀ ਜਾਏ ਤੇ ਉਹਦੇ ਨਾਲ ਮੂੰਹ ਕੌੜਾ ਥੋੜਾ ਹੋ ਜਾਣਾ ਦਲੀਲ ਵੀ ਉਹਨਾਂ ਦੀ ਠੀਕ ਹੈ ਜੇ ਮੰਨ ਲਓ ਵਾਰ-ਵਾਰ ਨਿੰਮ ਨਿੰਮ ਕਹੀ ਜਾਈਏ ਨਿੰਮ ਸ਼ਬਦ ਤਾਂ ਆਪਾਂ ਸਮਝਨੇ ਆ ਧਰੇ ਕਹਿ ਲਓ ਕਿ ਉਹਦੇ ਨਾਲ ਕੜਤਨ ਆ ਜਾਏਗੀ ਤੇ ਅਗਲਾ ਦਲੀਲ ਦੇ ਕੇ ਕਹੇਗਾ ਬਿਲਕੁਲ ਠੀਕ ਹਾਲਾਂਕਿ ਭਾਈ ਸਾਹਿਬ ਨੇ ਸ਼ਬਦ ਵਰਤਿਆ ਖਾਂਡ ਖਾਂਡ ਕਹੇ ਜੇਵਾ ਸਬਾਦ ਸਵਾਦ ਮਿੱਠੋ ਆਵੇ ਪਰ ਉਹਦੇ ਵੀ ਅਰਥ ਬੜੇ ਗਹਿਰੇ ਮੰਨ ਲਓ ਅਸੀਂ ਕਹੀ ਜਾਂਦੇ ਆ ਜੀਵ ਦੇ ਨਾਲ ਨਿੰਮ ਨਿੰਮ ਸਾਡਾ ਕੁੜਤਣ ਆਏਗੀ ਖੰਡ ਖੰਡ ਕਾਂਗੇ ਮਿਠਾਸ ਆਏਗੀ ਮੈਂ ਇੱਥੇ ਇੱਕ ਬੇਨਤੀ ਕਰਨੀ ਇਸ ਫਰਕ ਹੈ ਨਿੰਮ ਜਿਹੜਾ ਉਹ ਸਰੀਰ ਤੋਂ ਬਾਹਰ ਦਾ ਪਦਾਰਥ ਹੈ ਨਿੰਮ ਬਾਹਰ ਹੈ ਉਹਦਾ ਬਾਡੀ ਦੇ ਅੰਦਰ ਧੁਰ ਨਾਲ ਕੋਈ ਸਬੰਧ ਨਹੀਂ ਖੰਡ ਬਾਹਰ ਦਾ ਇੱਕ ਪਦਾਰਥ ਹੈ ਉਹਦਾ ਧੁਰ ਸਰੀਰ ਦੇ ਅੰਦਰ ਕੀ ਸਬੰਧ ਨਿੰਮ ਦਾ ਸਵਾਦ ਨਹੀਂ ਆ ਸਕਦਾ ਖੰਡ ਦਾ ਸਵਾਦ ਨਹੀਂ ਆ ਸਕਦਾ ਜਦੋਂ ਵਾਰ-ਵਾਰ ਪਰਮਾਤਮਾ ਨੂੰ ਵੈਗੁਰੂ ਨੂੰ ਜਪਾਂਗੇ ਉਹ ਬਾਹਰ ਨਹੀਂ ਉਹ ਸਾਡੇ ਤੁਰ ਅੰਦਰ ਹੈ ਸੱਚੀ ਇਹ ਉਹਦਾ ਤੁਰ ਅੰਦਰ ਤੋਂ ਸਵਾਦ ਆਉਣ ਲੱਗ ਪੈਂਦਾ ਹੈ ਫਿਰ ਇਸ ਬੇਨਤੀ ਨੂੰ ਸੁਣਿਓ ਨਿੰਮ ਬਾਹਰ ਹੈ ਕਦੀ ਵੀ ਨਹੀਂ ਆ ਸਕਦਾ ਕੁੜਤਨ ਰਹੇਗੀ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਪਰਮਾਤਮਾ ਤਾਂ ਸਾਡੇ ਤੁਰ ਅੰਤਰਸਥ ਹੈ ਸਾਡੇ ਅੰਦਰ ਹੈ ਜਿਹੜਾ ਅੰਦਰ ਪਿਆ ਹੈ ਮਹਾਰਾਜ ਕਹਿੰਦੇ ਨੇ ਜਦੋਂ ਵਾਰ-ਵਾਰ ਪੁਕਾਰੇਗਾ ਸੱਚ ਇਹ ਵੀ ਤੇਰੀ ਗੱਲ ਠੀਕ ਹੈ ਵੀ ਨਿੰਮ ਕਿਆ ਕੁੜਤਨ ਤੰਨੋ ਲੂਣ ਕਿਆ ਨਮਕੀਨ ਦਾ ਸਵਾਦ ਨਹੀਂ ਆਉਣਾ ਨਹੀਂ ਆਉਣਾ ਕਿਉਂਕਿ ਉਹ ਬਾਹਰ ਦੇ ਪਦਾਰਥ ਨੇ ਪਰ ਜਿੰਨੂੰ ਤੂੰ ਜ਼ਬਾਨ ਨਾਲ ਪੁਕਾਰਨਾ ਪਏ ਉਹ ਧੁਰ ਤੇਰੇ ਅੰਦਰ ਵਸਿਆ ਪਰ ਉੱਤੇ ਵਾਸ਼ਨਾ ਦੀ ਚਾਦਰ ਹੈ ਪਰਤ ਹੈ ਜਦੋਂ ਜਪੇਗਾ ਪਰਤ ਉਦੜ ਗਈ ਤੇ ਅੰਦਰ ਉਹਨੇ ਪ੍ਰਗਟ ਹੋ ਜਾਣਾ ਹੈ ਇਸ ਕਰਕੇ ਮੈਂ ਬੇਨਤੀ ਕਰਾਂ ਜਪ ਅੰਦਰ ਤੋਂ ਦੂਜੀ ਗੱਲ ਜਿਹਨੇ ਜਪ ਕਰਨ ਦਾ ਜਿਹਨੂੰ ਸ਼ੌਂਕ ਹੈ ਇਹ ਨਹੀਂ ਕਹਿਣਾ ਵੇਲੜਾਂ ਦਾ ਕੰਮ ਹੈ ਸੱਚ ਇਹ ਵੇ ਕਿ ਅੱਜ ਬਣਾ ਦਿੱਤਾ ਜੇ ਤੇ ਵੇਲਿਆਂ ਦਾ ਕੰਮ ਹੈ ਨਿਤਨਿਮ ਕਰਨਾ ਇਹ ਵੇਲੜਾਂ ਦਾ ਕੰਮ ਹੈ ਐਵੇਂ ਪਾਠ ਕਰੀ ਜਾਣਾ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਚ ਬਹੁਤ ਸਿੰਘ ਐਸੇ ਬੈਠੇ ਹੋਣਗੇ ਜਿਹੜੇ ਸੁਖਮਨੀ ਸਾਹਿਬ ਕਰਦੇ ਆ ਨਿਤਨਿਮ ਕਰਦੇ ਆ ਸਾਰਾ ਦਿਨ ਕਿਰਤ ਵੀ ਕਰਦੇ ਹੋ ਵੇਲੇ ਨੇ ਇਹ ਸ਼ਬਦ ਕਹਿ ਕੇ ਕੁਦਮ ਦੋਕਾਂ ਦਾ ਧਿਆਨ ਖੰਡਿਤ ਕਰ ਦੇਣਾ ਵੇਲੜਾਂ ਦਾ ਕੰਮ ਹੈ ਨਹੀਂ ਪਿਆਰਿਓ ਬਦ ਕਿਸਮਤ ਲੋਕ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਪੈਂਦੀ ਹੈ ਤਾਂ ਪਰਮੇਸ਼ਵਰ ਦੀ ਖੇਡ ਜਿਸ ਨੇ ਜਪ ਕਰਨਾ ਕੁਝ ਕੁ ਅਸੂਲ ਨੇ ਇਸ ਬਾਡੀ ਦੇ ਪਹਿਲੀ ਗੱਲ ਕਿ ਜਪ ਕਰਨ ਵਾਲਾ ਮੈਂ ਸਿਰਫ ਬਾਈ ਥੋੜਾ ਜਿਹਾ ਜਪ ਤੇ ਬੋਲ ਰਿਹਾ ਕਿ ਜਪ ਕਰਨ ਵਾਲਾ ਜੇ ਤਾਂ ਚਲੋ ਇੱਕ ਜਗ੍ਹਾ ਤੇ ਰਹਿੰਦਾ ਘਰ ਉਹਨੇ ਘਰ ਨਹੀਂ ਬਦਲਣਾ ਗ੍ਰਿਸ਼ਤੀ ਹੈ ਉਹ ਰੋਜ਼-ਰੋਜ਼ ਥਾਂ ਨਾ ਬਦਲੇ ਇੱਕ ਥਾਂ ਤੇ ਬੈਠ ਕੇ ਜਪ ਕਰੇ ਤੇ ਥਾਂ ਦਾ ਸਬੰਧ ਇਹ ਨਹੀਂ ਕਿ ਬਹੁਤ ਵੱਡਾ ਬੰਗਲੋ ਹੋਵੇ ਤੇ ਤਾਂ ਜਪ ਚੱਲਣਾ ਥਾਂ ਜ਼ਮੀਨ ਤੇ ਕੱਚੀ ਮਿੱਟੀ ਤੇ ਵੀ ਬੈਠੇ ਤਾਂ ਵੀ ਚੱਲੇਗਾ ਮੈਂ ਬੇਨਤੀ ਕਰਾਂ ਇੱਕ ਥਾਂ ਦੂਜਾ ਜਿਸ ਨੇ ਜਪ ਕਰਨਾ ਹੈ ਉਹਨੂੰ ਆਪਣੀ ਬਾਡੀ ਦੇ ਤਕਰੀਬਨ 10 ਗੱਲਾਂ ਵੱਲ 10 ਗੱਲਾਂ ਨੇ ਮੇਰਾ ਖਿਆਲ ਉਹਨਾਂ ਵੱਲ ਧਿਆਨ ਦੇਣਾ ਅਤ ਲਾਜ਼ਮੀ ਹੈ ਉਸ ਵਿੱਚ ਆ ਜੀਵ ਦਾ ਵੀ ਹੈ ਮੈਂ ਗੁਰਮੁਖ ਪਿਆਰਿਆਂ ਦੇ ਬਚਨ ਪੜਿਓ ਜਪ ਦੇ ਬਾਰੇ ਕਹਿ ਰਹੇ ਸਨ ਕਹਿੰਦੇ ਸਭ ਤੋਂ ਪਹਿਲਾਂ ਜਿਸ ਨੇ ਜਪ ਵੱਲ ਜੁੜਨਾ ਹੈ ਉਹਨੂੰ ਜ਼ਬਾਨ ਦਾ ਫਿੱਕਾਪਨ ਜ਼ਰੂਰ ਛੱਡਣਾ ਪਏਗਾ ਕਠੋਰ ਜ਼ਬਾਨ ਫਿੱਕਾ ਬੋਲਣ ਵਾਲੇ ਦਾ ਰਸ ਨਹੀਂ ਬਣੇਗਾ ਦੂਸਰਾ ਨੇ ਜਪ ਕਰਨਾ ਉਹਨੂੰ ਤਿੰਨ ਗੱਲਾਂ ਜ਼ਬਾਨ ਤੇ ਹੋਰ ਕਾਬੂ ਪਾਣੀਆਂ ਪੈਣਗੀਆਂ ਇੱਕ ਫਿੱਕਾ ਬੋਲਣਾ ਦੂਸਰਾ ਝੂਠ ਬੋਲਣਾ ਤੀਸਰੀ ਨਿੰਦਿਆ ਕਰਨੀ ਚੌਥੀ ਚੁਗਲੀ ਕਰਨੀ ਜਿਹੜਾ ਬੰਦਾ ਚਾਰ ਇਹ ਵੀ ਕਰੀ ਜਾਂਦਾ ਤੇ ਨਾਲ ਕਹਿੰਦਾ ਮੈਂ ਜਪ ਕਰੀ ਜਾਣਾ ਖਿਮਾ ਕਰਿਓ ਛੇਤੀ ਜਪ ਫਲੀ ਪੂਤ ਨਹੀਂ ਹੁੰਦਾ ਇਹ ਇਹ ਚਾਰ ਗੱਲਾਂ ਜ਼ਬਾਨ ਦੀਆਂ ਲੈ ਮੈਂ ਰਸ ਦਾ ਜ਼ਿਕਰ ਨਹੀਂ ਕੀਤਾ ਜ਼ਬਾਨ ਦੀ ਕਠੋਰਤਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਦੂਸਰਾ ਜ਼ਬਾਨ ਨਾਲ ਨਿੰਦਿਆ ਕਰਨੀ ਤੀਸਰੀ ਮੈਂ ਬੇਨਤੀ ਕੀਤੀ ਚੁਗਲੀ ਕਰਨੀ ਚੌਥਾ ਸ਼ਬਦ ਮੈਂ ਵਰਤਿਆ ਝੂਠ ਬੋਲਣਾ ਉਸ ਤੋਂ ਬਾਅਦ ਇੱਕ ਵਾਰ ਮਰਜ਼ ਕੀਤੀ ਸੀ ਤਿੰਨ ਇਸ ਬਾਡੀ ਦੇ ਨੇ ਪੂਰੇ ਮੁਕੰਮਲ ਸਰੀਰ ਦੇ ਇੱਕ ਅਹਿੰਸਕ ਬਿਰਤੀ ਆਪਣੇ ਤੋਂ ਮਾੜੇ ਨੂੰ ਦੇਖ ਕੇ ਫਿਜ਼ੀਕਲ ਤੌਰ ਤੇ ਉਹਦੇ ਵਾਰ ਕਰ ਲਈ ਜਾਣਾ ਉਹਦਾ ਅੰਦਰ ਕਿਵੇਂ ਟਿਕੇਗਾ ਦੂਸਰੀ ਚੋਰੀ ਕਰਨੀ ਤੇ ਤੀਸਰਾ ਕਹਿੰਦੇ ਸਨ ਪਰ ਤਨ ਵੱਲ ਆਕਰਸ਼ਿਤ ਜਿਹੜਾ ਬੰਦਾ ਖੋਣ ਲੱਗ ਪਵੇ ਭਾਵੇਂ ਫੀਮੇਲ ਕਹੇ ਭਾਵੇਂ ਫੀਮੇਲ ਕਹੇ ਗੁਰਮਖੋ ਉਹਦੇ ਅੰਦਰ ਛੇਤੀ ਜਪ ਨਹੀਂ ਚੱਲਦਾ ਫਿਰ ਬੇਨਤੀ ਤਿੰਨ ਜ਼ਬਾਨ ਦੇ ਤੇ ਵੈਗਰੂ ਚਾਰ ਜ਼ਬਾਨ ਦੇ ਤਿੰਨ ਸ਼ਰੀਰ ਦੇ ਖਿੰਸਾ ਚੋਰੀ ਪਰ ਤਨ ਵੱਲ ਆਕਰਸ਼ਿਤ ਹੋਣਾ ਖਿੱਚ ਬਣ ਜਾਣੀ ਤੇ ਤਿੰਨ ਸਾਡੇ ਅੰਦਰ ਦੇ ਨੇ ਜਿਹੜੇ ਕੋਈ ਨਹੀਂ ਜਾਣ ਸਕਦਾ ਸਿਰ ਬੰਦਾ ਜਾਣਦਾ ਜਾਂ ਗੁਰੂ ਜਾਣਦਾ ਝੂਠ ਬੋਲਿਆ ਪਕੜਿਆ ਜਾਂਦਾ ਚੁਗਲੀ ਨਾਲ ਪਕੜਿਆ ਜਾਂਦਾ ਨਿੰਦਿਆ ਨਾਲ ਪਕੜਿਆ ਜਾਂਦਾ ਕਿਤੇ ਨਾ ਕਿਤੇ ਬੰਦਾ ਫਸ ਹੀ ਜਾਂਦਾ ਹੈ ਨਾ ਫਿੱਕਾ ਬੋਲਿਆ ਪਕੜਿਆ ਜਾਂਦਾ ਜਿਹੜੇ ਮੈਂ ਤਿੰਨ ਸ਼ਬਦ ਕਹੇ ਚੋਰੀ ਕਿੰਸਾ ਪਰ ਤਨ ਆਕਰਸ਼ ਉਥੇ ਬੜਾ ਪਕੜਿਆ ਜਾਂਦਾ ਤਿੰਨ ਐਸੇ ਸੂਖਸ਼ਮ ਨੇ ਜਿਨ੍ਹਾਂ ਬਾਰੇ ਬੰਦਾ ਜਾਣਦਾ ਜਾਂ ਰੱਬ ਜਾਣਦਾ ਪਹਿਲਾ ਹੈ ਕਪਟ ਕਰਨਾ ਕਪਟੀ ਬੰਦੇ ਦੇ ਅੰਦਰ ਜਪ ਨਹੀਂ ਚੱਲੇਗਾ ਸ਼ਾਇਦ ਇਹ ਹੀ ਕਾਰਨ ਮਹਾਰਾਜ ਗੁਰੂ ਰਾਮਦਾਸ ਨੇ ਗੁਰਸਿੱਖਾਂ ਨੂੰ ਖਾਸ ਕਰਕੇ ਤਾਕੀਦ ਕੀਤੀ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ ਨਿਕਪਟ ਕਮਾਵੋ ਹਰ ਕੀ ਹਰ ਕਾਲ ਮਹਾਰਾਜ ਜੀ ਨੇ ਕਿਹਾ ਹਿਰਦਾ ਕਪਟ ਮੁਖ ਗਿਆਨੀ ਮਹਾਰਾਜ ਇਹ ਵੀ ਜਪ ਕਰਦਾ ਹੈ ਕਹਿੰਦੇ ਝੂਠੇ ਕਹਾਂ ਬਿਲੋਵਸ ਪਾਣੀ ਪਾਣੀ ਰੜਕਦਾ ਪਾਣੀ ਚ ਮਧਾਣੀ ਪਾਇਆ ਤਾਂ ਕਦੀ ਮੱਖਣ ਨਹੀਂ ਨਿਕਲਣਾ ਇਹਦਾ ਮਤਲਬ ਪਹਿਲੀ ਗੱਲ ਕਪਟ ਕਿਸੇ ਨੂੰ ਦਿਸਦਾ ਨਹੀਂ ਪਰ ਉਹ ਕਪਟ ਹਿਰਦੇ ਨੂੰ ਸਾੜੀ ਜਾਂਦਾ ਦੂਸਰਾ ਮਾਨਸਿਕ ਤੌਰ ਤੇ ਜਪ ਕਰਨਾ ਤੇ ਨਾਲ ਬੁਰਾ ਕਿਸੇ ਦਾ ਚਿਤਵੀ ਜਾਣਾ ਹੁਣ ਮੰਨ ਲਓ ਮੇਰੇ ਮਨ 'ਚ ਫੁਰਨਾ ਮੈਂ ਬੈਠੇ ਦਾ ਬੁਰਾ ਸੋਚ ਰਿਹਾ ਦੂਜੇ ਨੂੰ ਤਾਂ ਪਤਾ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੁਰਾ ਚਿੱਤ ਬਨਾ ਵੀ ਜਪ ਨਹੀਂ ਚੱਲਣ ਦਿੰਦਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਸੇ ਕਰਕੇ ਬਾਬਾ ਜੀ ਨੇ ਇੱਕ ਸ਼ਬਦ ਕਿਹਾ ਕਿ ਫਰੀਦਾ ਬੁਰੇ ਦਾ ਭਲਾ ਕਰ ਤੂੰ ਫੁਰਨੇ ਨਾਲ ਹੀ ਭਲਾ ਕਰ ਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਖੰਡਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਏ ਮੈਂ ਬੇਨਤੀ ਕਰਾਂਗਾ ਕਪਟ ਦੂਸਰਾ ਸ਼ਬਦ ਮੈਂ ਵਰਤਿਆ ਕਿਸੇ ਦਾ ਬੁਰਾ ਚਿਤ ਬਣਾ ਤੀਸਰੀ ਇੱਕ ਬੇਨਤੀ ਹੈ ਜੀ ਜੈਲਸ ਈਰਖਾ ਦਿਸਦੀ ਨਹੀਂ ਪਰ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਗੁਰੂ ਸਾਹਿਬ ਕਹਿ ਰਹੇ ਮੇਰੇ ਕਹਿਣ ਤੋਂ ਮੁਰਾਦ ਕਿ ਜੇ ਜਪ ਦਾ ਸ਼ੌਂਕ ਹੈ ਤੇ ਇਸ ਵਾਸਤੇ ਬੇਨਤੀਆਂ ਜ਼ਰੂਰ ਅਗਲੀ ਗੱਲ ਕਿ ਜਪ ਜਿਹੜਾ ਹੈ ਇਹ ਵੈਸੇ ਤਾਂ ਬਾਣੀ ਵਿੱਚ ਕਈ ਤਰ੍ਹਾਂ ਦਾ ਹੈ ਅਸਲ 'ਚ ਪੁਰਾਣੇ ਲੋਕ ਕਹਿੰਦੇ ਸਨ ਜਪ ਤਿੰਨ ਤਰ੍ਹਾਂ ਦਾ ਇੱਕ ਵਾਚਕ ਹੈ ਇੱਕ ਉਪਾਂਸੂ ਹੈ ਤੇ ਇੱਕ ਮਾਨਸਿਕ ਹੈ ਵਾਚਕ ਜਪ ਦਾ ਅਰਥ ਹੁੰਦਾ ਹੈ ਬੋਲਣਾ ਤੇ ਜਿਹੜਾ ਦੂਜੇ ਬੈਠੇ ਨੂੰ ਸੁਣਾਈ ਦੇ ਦਵੇ ਉਹਨੂੰ ਵਾਚਕ ਜਪ ਕਹਿੰਦੇ ਆ ਉਪਾਂਸੂ ਦਾ ਅਰਥ ਹੈ ਉਹਨਾਂ ਕ ਬੋਲੇ ਕਿ ਸਿਰਫ ਆਪਣੇ ਅੰਦਰ ਹੀ ਸੁਕੰਨਾ ਨੂੰ ਸੁਣਾਈਦਾ ਹੈ ਬਹੁਤ ਨਿੰਮਾ ਤੇ ਮਾਨਸਿਕ ਦਾ ਅਰਥ ਹੈ ਕਿ ਜ਼ਬਾਨ ਬੁੱਲ ਬੰਦ ਹੋਣ ਤੇ ਫੁਰਨੇ ਦੇ ਨਾਲ ਅੰਦਰ ਜਾਪ ਚੱਲੇ ਇਹਦਾ ਬਾਰੇ ਗੁਰੂ ਸਾਹਿਬ ਜੀ ਨੇ ਕਿਹਾ ਆਤਮ ਉਪਦੇਸ਼ ਭੇ ਸੰਜਮ ਕੋ ਜਾਪ ਸੋ ਜਪਾ ਜਾਪੈ ਸਦਾ ਰਹਿ ਕੰਚਨ ਸਿਕਾਇਆ ਕਾਲ ਨਾ ਕਬੂ ਵਿਆਪੈ ਮੈਂ ਬੇਨਤੀ ਕਰਾਂਗਾ ਇਹ ਜਪ ਲਈ ਕੁਝ ਅਸੂਲ ਨੇ ਉਸ ਵਿੱਚ ਜਿਸ ਨੇ ਜਪ ਕਰਨਾ ਹੈ ਉਹਦੇ ਲਈ ਖੁਰਾਕ ਤੇ ਖਾਸ ਕਰਕੇ ਨੀਂਦ ਜਿਨੇ ਜਪ ਕਰਨਾ ਹੈ ਸਰੀਰ ਸਾਧਣਾ ਹੈ 6 ਘੰਟੇ 7 ਘੰਟੇ ਉਹਦੀ ਨੀਂਦ ਕੋਣੀ ਲਾਜ਼ਮੀ ਹੈ ਹਾਂ ਸੁਰਤ ਬੈਗਰੂ ਖੇੜੇ 'ਚ ਲੈ ਜਾਏ ਫਿਰ ਸਿਆਣੇ ਕਹਿੰਦੇ ਆ 11 ਮਿੰਟ ਨਾਲ ਵੀ ਸਰ ਜਾਂਦਾ ਮੈਂ ਸਿਰਫ ਜਪ ਦੀ ਗੱਲ ਕੀਤੀ ਹਜ਼ੂਰ ਨੇ ਇਸ ਤੋਂ ਅੱਗੇ ਫਿਰ ਵਿਆਖਿਆ ਕੀਤੀ ਜਿਹੜਾ ਅਸੀਂ ਕੱਲ ਪੜਿਆ ਆਦ ਸੱਚ ਥੋੜੀ ਜਿਹੀ ਦੀ ਕਰਨੀ ਸੀ ਵਿਆਖਿਆ ਹੁਣ ਇੱਥੇ ਆਦ ਸੱਚ ਕੱਲ ਅਸੀਂ ਇਹਦਾ ਪਾਠ ਅਰਥ ਕੀਤਾ ਸੀ ਕਿ ਪਰਮਾਤਮਾ ਇਸ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਵੀ ਸੱਚ ਹੈ ਇਹ ਨਹੀਂ ਕਿ ਸ੍ਰਿਸ਼ਟੀ ਬਣੀ ਤੇ ਉਹ ਸੱਚ ਆਦ ਸੱਚ ਇਹ ਕਿਉਂ ਅੱਜ ਮੈਂ ਰਿਪੀਟ ਕਰ ਲੱਗਾ ਮੇਰੇ ਮਨ 'ਚ ਰਾਤੀ ਆਇਆ ਬੈਠਿਆਂ ਸੋਚਦੇ ਆਂ ਵੀ ਇਹਦੇ ਤੇ ਅਰਥ ਹੋਰ ਵੀ ਬੰਦੇ ਨੇ ਮੁੱਢ ਤੋਂ ਸੱਚ ਫਿਰ ਸ਼ਬਦ ਆਇਆ ਜੁਗਾਦ ਸੱਚ ਜੁਗ ਦਰ ਟਾਈਮ ਸਮਾਂ ਜਿਹੜਾ ਪਰਮਾਤਮਾ ਵੈਗੁਰੂ ਜੀ ਨੂੰ ਕਹਿ ਰਹੇ ਆ ਸ੍ਰਿਸ਼ਟੀ ਦੇ ਮੋਢ 'ਚ ਸੱਚ ਹੈ ਜਦੋਂ ਸਮਾਂ ਬਣਿਆ ਸਮੇਂ ਬਣ ਨਾਲ ਸ੍ਰਿਸ਼ਟੀ ਬਣੀ ਜੀ ਬਣੇ ਪਰ ਸੱਚ ਇਹ ਵੇ ਉਹ ਸੱਚ ਜਿਹੜਾ ਸੀ ਟਾਈਮ ਦੇ ਪਸਾਰੇ ਨਾਲ ਵੀ ਝੂਠਾ ਨਹੀਂ ਪਿਆ ਤਾਂ ਵੀ ਸੱਚ ਹੈ ਉਹ ਨਹੀਂ ਬਦਲਿਆ ਫਿਰ ਬੇਨਤੀ ਆਦ ਸੱਚ ਜੁਗਾਦ ਸੱਚ ਜੁਗ ਆਦ ਸਮੇਂ ਤੋਂ ਪਹਿਲਾਂ ਸੱਚ ਹੈ ਭੀ ਸੱਚ ਉਹ ਅੱਜ ਵੀ ਨਹੀਂ ਬਦਲਿਆ ਇਹ ਅਬਦਲ ਹੈ ਇਹ ਅਬਨਾਸ਼ੀ ਹੈ ਇਹਨੇ ਬਿਲਕੁਲ ਨਹੀਂ ਬਦਲਣਾ ਹੈ ਭੀ ਸੱਚ ਉਹ ਅੱਜ ਵੀ ਹੈ ਤੇ ਮਹਾਰਾਜ ਕਹਿੰਦੇ ਨੇ ਆਣਾ ਜਿਹੜਾ ਭਵਿੱਖ ਹੈ ਨਾਨਕ ਹੋਸੀ ਭੀ ਸੱਚ ਉੰਜ ਕਾਲ ਵੈਸੇ ਤਿੰਨ ਹੀ ਅਸੀਂ ਕਹਿੰਨੇ ਜਦੋਂ ਅਸੀਂ ਟਾਈਮ ਦੀ ਗੱਲ ਕਰਨੇ ਆ ਅਸੀਂ ਕਹਿੰਨੇ ਆ ਵਰਤਮਾਨ ਇਸ ਲਈ ਸ਼ਬਦ ਬੀਤ ਭੂਤ ਕਾਲ ਭਵਿੱਖਤ ਕਾਲ ਪਰ ਇੱਥੇ ਗੁਰੂ ਜੀ ਨੇ ਚਾਰ ਕਹੇ ਆਦ ਸੱਚ ਜਦੋਂ ਟਾਈਮ ਦਾ ਕੁਝ ਵੀ ਨਹੀਂ ਸੀ ਕਿਉਂਕਿ ਜਦੋਂ ਤੁਸੀਂ ਜੁਗਾਦ ਹੈ ਪੀ ਤੇ ਨਾਨਕ ਉਸ ਵੀ ਤਿੰਨ ਕਾਲ ਨੇ ਜਦੋਂ ਕਹਿ ਰਹੇ ਹਾਂ ਜੁਗਾਦ ਸੱਚ ਇਹ ਹੋ ਗਿਆ ਬੀਤਾ ਹੋਇਆ ਜੁਗਾਂ ਦਾ ਆਦ ਹੈਪੀ ਪ੍ਰੈਜ਼ੈਂਟ ਹੋ ਗਿਆ ਹੋਸੀ ਜਿਹੜਾ ਇਹ ਭਵਿੱਖਤ ਹੋ ਗਿਆ ਫਿਰ ਬੇਨਤੀ ਹੈ ਇੱਥੇ ਚਾਰ ਨੇ ਆਦ ਸੱਚ ਉਹ ਪਹਿਲਾਂ ਵੀ ਸੱਚ ਸਮੇਂ ਤੋਂ ਪਹਿਲਾਂ ਵੀ ਸੱਚ ਅੱਜ ਵੀ ਸੱਚ ਤੇ ਕੱਲ ਨੂੰ ਵੀ ਸੱਚ ਇਹ ਕਿਉਂ ਮੈਂ ਰਿਪੀਟ ਕੀਤਾ ਇੱਕ ਬਚਨ ਹੁੰਦਾ ਆਸਾ ਕੀ ਵਾਰ 'ਚ ਅਸਲ 'ਚ ਮੇਰੇ ਮਨ 'ਚ ਪਾਠ ਕਰਦੇ ਆ ਸ਼ਬਦ ਆ ਗਿਆ ਰਾਤੀ ਸੱਚ ਤਾਂ ਪਰ ਜਾਣੀਐ ਜਾਂ ਰਿਦੈ ਸੱਚੇ ਦੋਵਰੀ ਸੱਚ ਕਿਉਂ ਆ ਗਿਆ ਸੱਚ ਤਾਂ ਪਰ ਜਾਣੀਐ ਜਾਂ ਰਿਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੈ ਖੱਛਾ ਤੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬਿਓ ਇਹਦੇ ਵਿੱਚ ਇੱਕ ਬਚਨ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਤ ਕਰੈ ਨਿਵਾਸ ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ ਸੱਚ ਸਬਣਾ ਹੋਏ दारू ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ ਥੋੜੇ ਜੇ ਸਿਰਫ ਇਹਦੇ ਅਰਥ ਕਰਾਂਗਾ ਬਰੀਕੀ ਨਾਲ ਮੇਰੀ ਬੇਨਤੀ ਸੁਣਿਓ ਜੀ ਇੱਕ ਸ਼ਬਦ ਕੀ ਹੋ ਗਿਆ ਸੱਚ ਤਾਂ ਪਰ ਜਾਣੀਐ ਸੱਚ ਦੀ ਤਾਂ ਸਮਝ ਪੈਗੀ ਜੇ ਹਿਰਦਾ ਸੱਚਾ ਹੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਦੋ ਸ਼ਬਦ ਲੈ ਲੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਆ ਤਿੰਨ ਤਰ੍ਹਾਂ ਸੱਚ ਦੀ ਵਿਆਖਿਆ ਹੋਈ ਹੈ ਇੱਕ ਸੱਚ ਹੈ ਜਿਹੜੀ ਅਸੀਂ ਗੱਲ ਕਰ ਰਹੇ ਆ ਆਦ ਸੱਚ ਜੁਗਾਦ ਸੱਚ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਇਹ ਸੱਚ ਇੱਕ ਸੱਚ ਹੈ ਇਖਲਾਕੀ ਸੱਚ ਇੱਕ ਸੱਚ ਹੈ ਬਦਲਦਾ ਹੋਇਆ ਸੱਚ ਫਿਰ ਇਸ ਦੀ ਥੋੜੀ ਜਿਹੀ ਵਿਆਖਿਆ ਕਰਨੇ ਇੱਕ ਸੱਚ ਤਾਂ ਮੈਂ ਕਿਹਾ ਅਬਦਲ ਜਿਹੜਾ ਤਰੇ ਕਾਲ ਸਤ ਚਾਰ ਕਾਲ ਸਤ ਦੂਜਾ ਸੱਚ ਹੈ اخلاقی ਸੱਚ اخلاقی ਸੱਚ ਇੱਕ ਬੰਦਾ ਸਿਮਰਨ ਨਹੀਂ ਕਰਦਾ ਪਰ ਇਹ ਸ਼ਬਦ ਕਹਿੰਦਾ ਮੈਂ ਸੱਚ ਬੋਲਦਾ ਜੇ ਯਾਦ ਰੱਖੋ اخلاقی ਸੱਚ ਬਹੁਤ ਵੱਡਾ ਗੁਣ ਹੈ ਪਰ ਕਈ ਵਾਰੀ اخلاقی ਸੱਚ ਦੀ ਈਗੋ ਵੀ ਬੰਦੇ ਨੂੰ ਝੂਠਿਆਂ ਕਰ ਜਾਂਦੀ ਹੈ ਜਦੋਂ ਜਿਹੜਾ ਬੰਦਾ ਕਹਿੰਦਾ ਮੇਰੇ ਵਰਗਾ ਸੱਚਾ ਕੋਈ ਨਹੀਂ ਕਈ ਵਾਰੀ ਸੱਚੀ ਮੁੱਚ ਇਹੋ ਜੀ ਸਿਰ ਪਰ ਨੇ ਬਾਜੀ ਲੱਗਦੀ ਹੈ ਬਲੋਕ ਹੈਰਾਨ ਹੋ ਜਾਂਦੇ ਇਖਲਾਕੀ ਸੱਚ ਹੈ ਮੈਂ ਸੱਚ ਬੋਲਣਾ ਮੈਂ ਝੂਠ ਨਹੀਂ ਬੋਲਦਾ ਮੈਂ ਚੰਗਾ ਸੋਚਣਾ ਮੈਂ ਬੇਨਤੀ ਕਰਾਂਗਾ ਇਹ ਉਹ ਸੱਚ ਹੈ ਕਿ ਜਿਹੜਾ ਇਖਲਾਕੀ ਹੈ ਤੇ ਹੋਰ ਗੱਲ ਕਿ ਹਰ ਧਰਮ ਨੇ ਇਖਲਾਕੀ ਸੱਚ ਦੀ ਆਪੋ ਆਪਣੀ ਵਿਆਖਿਆ ਕੀਤੀ ਹੈ ਸੱਚੀ ਹੈ ਆ ਸਾਡੇ اخلاق ਨੇ ਆ ਸਾਡੇ ਗੁਣ ਨੇ ਆ ਸਾਡੀ ਸ਼ਰਅ ਮੈਂ ਬੇਨਤੀ ਕਰਾਂਗਾ ਇੱਕ ਸੱਚ ਹੈ ਜਿਹੜਾ ਬਦਲ ਰਿਹਾ ਹੈ ਗੁਰਮੁਖ ਬਦਲਦਾ ਕਿਵੇਂ ਹੈ ਇਹ ਮੈਂ ਉਦਾਹਰਨ ਦਿੱਤੀ ਸੀ ਮੈਂ ਦੋ ਤਿੰਨ ਬੇਨਤੀਆਂ ਕਰਾਂਗਾ ਅਸੀਂ ਹੁਣ ਸਾਰੇ ਗੁਰਦੁਆਰਾ ਸਾਹਿਬ ਆਏ ਆ ਤੇ ਇਹ ਸੱਚ ਹੈ ਕਿ ਜਦੋਂ ਘਰੋਂ ਚੱਲੇ ਸੀ ਅਸਮਾਨ ਦਿਸਦਾ ਸੀ ਬੱਦਲ ਸਨ ਚਾਨਣ ਸੀ ਸੱਚ ਸੀ ਨਾ ਤੇ ਜਿਹੜਾ ਸੱਚ 2 ਘੰਟੇ ਪਹਿਲਾਂ ਸੀ ਜਦੋਂ ਆਪ ਜੀ ਭੋਗ ਤੋਂ ਬਾਅਦ ਜਾਓਗੇ ਉਹ ਸੱਚ ਖਤਮ ਹੋ ਚੁੱਕਾ ਹੋਣਾ ਹੈ ਕਿਉਂਕਿ ਉਸ ਚਾਨਣ ਦੀ ਥਾਂ ਹਨੇਰਾ ਸੱਚ ਹੋ ਗਿਆ ਹੈ ਮੈਂ ਫਿਰ ਬੇਨਤੀ ਕਰਾਂ ਬਦਲਦਾ ਹੋਇਆ ਹੈ ਚਾਨਣ ਹੈ ਉਹ ਸੱਚ ਬਦਲ ਕੇ ਹਨੇਰਾ ਬਣੇਗਾ ਹਨੇਰਾ ਹੈ ਇਹ ਬਦਲ ਕੇ ਸੱਚ ਇਹ ਵਿੱਚ ਚਾਨਣ ਬਣੇਗਾ ਅੱਜ ਜਿਹੜੇ ਕੇਸ ਚਿੱਟੇ ਨੇ ਕੱਲ ਤਾਂ ਕਾਲੇ ਸਨ ਕੱਲ ਇਹ ਸੱਚ ਸੀ ਅੱਜ ਇਹ ਸੱਚ ਹੈ ਤੇ ਯਾਦ ਰੱਖਿਓ 10 ਸਾਲਾਂ 20 ਸਾਲਾਂ ਪਰ ਰਾਜ ਰੱਬ ਜ਼ਿੰਦਗੀ ਰੱਖੇ ਇਹ ਦਿਸਦਾ ਹੋਇਆ ਸੱਚ ਵੀ ਝੂਠ ਹੋ ਜਾਣਾ ਹੈ ਵਜੂਦ ਹੈ ਪਰ ਇਹ ਸੱਚ ਝੂਠ ਨਹੀਂ ਹੋਵੇਗਾ ਮੰਨ ਲਓ ਮੈਂ ਕਹਿ ਰਿਹਾ ਮੇਰੀ ਬਾਡੀ ਜਾਂ ਮੇਰੇ ਬਜ਼ੁਰਗ ਦਾਦੇ ਪਰਦਾਦੇ ਕਦੀ ਉਹ ਸੱਚ ਸਨ ਪਰ ਨਹੀਂ ਗੁਰਮਖੋ ਅੱਜ ਉਹ ਜਿਹੜਾ ਸੱਚ ਸੀ ਉਹ ਮੇਰੀ ਫੈਮਿਲੀ ਝੂਠ ਹੋ ਚੁੱਕਾ ਹੈ ਉਹ ਵਜੂਦ ਨਹੀਂ ਮੈਂ ਫਿਰ ਅਰਜ਼ ਕਰਾਂਗਾ ਜਿਹੜਾ ਆ ਸੱਚ ਹੈ ਇਹ اخلاقی ਸੱਚ ਤੋਂ ਬੜਾ ਉੱਚਾ ਹੈ ਇਹ ਬਾਹਰ ਦੇ ਦ੍ਰਿਸ਼ਟਮਾਨ ਦੇ ਬਦਲਦੇ ਸੱਚ ਤੋਂ ਉੱਚਾ ਹੈ ਇਹ ਉਹ ਸੱਚ ਹੈ ਜਿਹੜਾ ਅਬਦਲ ਹੈ ਜਿਹੜਾ ਕਦੀ ਵੀ ਬਦਲਣਾ ਨਹੀਂ ਇਸ ਸੱਚ ਨੇ ਸਤਜੁਗ ਵਿੱਚ ਵੀ ਰਿਹਾ ਤ੍ਰੇਤੇ ਵਿੱਚ ਵੀ ਰਿਹਾ ਦੁਆਪਰ ਵਿੱਚ ਵੀ ਰਿਹਾ ਅੱਜ ਵੀ ਹੈ ਤੇ ਜਿੱਦਨ ਸਾਰੀ ਟਾਈਮ ਦੀ ਖੇਡ ਮੁੱਕ ਜਾਏਗੀ ਇਹ ਸੱਚ ਫਿਰ ਵੀ ਰਹਿਣਾ ਹੈ ਗੁਰੂ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਸੱਚ ਹੁਣ ਅਗਲੀ ਬੇਨਤੀ ਗੁਰੂ ਸਾਹਿਬ ਕੀ ਚਾਹੁੰਦੇ ਆ ਵੀ ਇਨਸਾਨ ਕਿਹੋ ਜਿਹਾ ਹੋਵੇ ਸਭ ਤੋਂ ਪਹਿਲੀ ਦਾਤਾਰ ਨੇ ਜਿਹੜੀ ਸਾਡੀ ਮੰਜ਼ਲ ਮਿੱਥੀ ਮਨੁੱਖਾਂ ਦੀ ਚਲੋ ਮੈਂ ਸਿੱਖ ਸ਼ਬਦ ਵਰਤਣਾ ਪਿਆਵਾਂ ਉੰਜ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੂਰੀ ਮਾਨਵਤਾ ਵਾਸਤੇ ਹੈ ਪਿਆਰਿਓ ਇਨਸਾਨ ਸਚਿਆਰ ਪਦ ਤੇ ਕਿਵੇਂ ਪਹੁੰਚੇ ਇਹ ਇਹਨੂੰ ਸੁਣਿਓ ਜਿਹਦੇ ਅਰਥ ਜਦੋਂ ਕਰਾਂਗਾ ਮੈਨੂੰ ਇਹਦੇ ਅਰਥ ਕਰਨ ਲਈ ਸਭ ਤੋਂ ਪਹਿਲਾਂ ਇਸ ਪੌੜੀ ਦੀ ਅੰਤਲੀਆਂ ਤੁਕਾਂ ਤੇ ਜਾਣਾ ਪੈਣਾ ਪਹਿਲੇ ਨਹੀਂ ਅਰਥ ਕਰਾਂਗਾ ਜੀ ਅੰਤਲੀ ਤੁਕ ਹੈ ਅੰਤਲੀਆਂ ਤੁਕਾਂ ਨੇ ਕੇਵ ਸਚਿਆਰਾ ਹੋਈ ਹੈ ਕਿਵ ਦਾ ਅਰਥ ਤੇ ਕਿਵੇਂ ਸਚਿਆਰਾ ਦਾ ਅਰਥ ਉਸ ਅਬਦਲ ਸੱਚ ਨਾਲ ਬੰਦਾ ਕਿਵੇਂ ਜੁੜੇ ਸਚਿਆਰ ਪਦਵੀ ਤੇ ਕਿਵੇਂ ਪਹੁੰਚੇ ਕਿਵੇਂ ਸਚਿਆਰ ਹੋ ਸਕੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਹੈ ਟੁੱਟਾ ਹੈ ਇਹ ਟੈਂਕੇ ਤੇ ਦਲਾਵਾਂ ਨੇ ਕਿਵ ਕੂੜਾ ਹੈ ਟੁੱਟਾ ਪਾਲ ਕੂੜ ਦਾ ਅਰਥ ਹੋ ਗਿਆ ਝੂਠ ਟੁੱਟਾ ਦਾ ਅਰਥ ਹੈ ਕਿ ਕਿਵੇਂ ਖਤਮ ਹੋਵੇ ਕਿਵੇਂ ਭੱਜ ਜਾਏ ਟੁੱਟ ਜਾਏ ਤੇ ਪਾਲ ਉੰਜ ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਲ ਦੇ ਲਫ਼ਜ਼ੀ ਅਰਥ ਵਟ ਵੀ ਆਇਆ ਸੂਕੇ ਸਰਵਰ ਪਾਲ ਬੰਧਾਵੇ ਲੁਣਾ ਖੇਤ ਹੱਥ ਵਾਰ ਕਰੇ ਪਾਲ ਦਾ ਅਰਥ ਪੰਗਤ ਵੀ ਹੈ ਲਹਿਨ ਵੀ ਹੈ ਮੈਂ ਆਪ ਨੂੰ ਬੇਨਤੀ ਕਰਾਂ ਇੱਥੇ ਗੁਰਦੇਵ ਇੱਕ ਸਵਾਲ ਪੈਦਾ ਕਰ ਰਹੇ ਸੁਣੋ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਸੱਚ ਏਵੇ ਇਹ ਦੋ ਤੁਕਾਂ ਹੀ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਬੰਦੇ ਨੂੰ ਇਹ ਦੱਸਦੀਆਂ ਪਈਆਂ ਨੇ ਤੂੰ ਸੱਚਾ ਕਿਵੇਂ ਹੋ ਸਕਣਾ ਕਿਵੇਂ ਸਚਿਆਰਾ ਹੋਈਏ ਕਿਵੇਂ ਸਚਿਆਰ ਹੋਈਏ ਕਿਵ ਕੂੜਾ ਟੁੱਟਾ ਪਾਲ ਮੈਂ ਬੇਨਤੀ ਕਰਾਂਗਾ ਇੱਥੇ ਪਾਲ ਦਰਤ ਅਸੀਂ ਕੰਧ ਕਰਾਂਗੇ ਪਰਦਾ ਕਰਾਂਗੇ ਕੂੜ ਦਾ ਝੂਠ ਝੂਠ ਦੀ ਕੰਧ ਕਿਵੇਂ ਟੁੱਟੇ ਕਿਵੇਂ ਅਸੀਂ ਸਚਿਆਰ ਹੋ ਸਕੀਏ ਇਹ 'ਚ ਕੋਈ ਸ਼ੱਕ ਨਹੀਂ ਇਸ ਸਵਾਲ ਪੈਦਾ ਕੀਤੇ ਕੋਈ ਦਾ ਉੱਤਰ ਗੁਰੂ ਨਾਨਕ ਸਾਹਿਬ ਨੇ ਖੁਦ ਦਿੱਤਾ ਕਿ ਮਹਾਰਾਜ ਆਪ ਤੋਂ ਪਹਿਲਾਂ ਇਸ ਸਚਿਆਰ ਪਦ ਤੇ ਜਾਣ ਵਾਸਤੇ ਕਿਸੇ ਨੇ ਉਦਮ ਨਹੀਂ ਕੀਤਾ ਮਹਾਰਾਜ ਆਪ ਤੋਂ ਪਹਿਲਾਂ ਕਿਸੇ ਦੇ ਮਨ 'ਚ ਇਹ ਨਹੀਂ ਆਇਆ ਵੀ ਸਚਿਆਰ ਹੋਣਾ ਚਾਹੀਦਾ ਫਿਰ ਬੇਨਤੀ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਕਿਵੇਂ ਸਚਿਆਰ ਹੋਈਏ ਤੇ ਮੈਂ ਆਪ ਨੂੰ ਬੇਨਤੀ ਕਰਾਂ ਆ ਜਿਹੜੀ ਤੋਕੇ ਨਾ ਕਿਵ ਸਚਿਆਰਾ ਹੋਈਏ ਇਸ ਤੋਕ ਨੇ ਚਾਰ ਪੌੜੀਆਂ ਤੱਕ ਜਾ ਕੇ ਵਿਆਖਿਆ ਕਰਨੀ ਮੈਂ ਬੇਨਤੀ ਅੱਗੇ ਕਰਾਂਗਾ ਆਪ ਜੀ ਦੇਖੋਗੇ ਤੁਕ ਪਹਿਲੀ ਪੌੜੀ 'ਚ ਪਰ ਇਸ ਇੱਕ ਤੁਕ ਦੀ ਵਿਆਖਿਆ ਚਾਰ ਪੌੜੀਆਂ ਮੁਕੰਮਲ ਕਰਨਗੀਆਂ ਮਹਾਰਾਜ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ ਕਿਵੇਂ ਸਚਿਆਰ ਹੋਵੇ ਕਿਵੇਂ ਕੂੜ ਦੀ ਪਾਲ ਟੁੱਟੇ ਇੱਥੇ ਇੱਥੇ ਤੇ ਆ ਗਿਆ ਕਿ ਕੂੜਾ ਟੁੱਟੇ ਪਾਲ ਹਨ ਬੰਦਾ ਕਹਿੰਦਾ ਝੂਠ ਦੀ ਕੰਧ ਹੁਣ ਇਸ ਝੂਠ ਕੀ ਹੈ ਇਹਦੀ ਵਿਆਖਿਆ ਗੁਰਲੀ ਗੁਰੂ ਨੇ ਇੱਕ ਨਵਾਂ ਸ਼ਬਦ ਵਰਤਿਆ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਜਿਹੜਾ ਕੂੜ ਹੈ ਉਹ ਹਉਮੈ ਹੈ ਕਿਉਂਕਿ ਇਹ ਪ੍ਰਕਰਨ ਚਾਰ ਪੌੜੀਆਂ ਤੇ ਇੱਕੋ ਚੱਲਣਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਕੂੜ ਦਰਤ ਝੂਠ ਕੂੜ ਦਰਤ ਖੌਮੇ ਮੈਂ ਸਿਰਫ ਪਹਿਲਾਂ ਆਪ ਨੂੰ ਇਹ ਬੇਨਤੀ ਕਰਨੀ ਚਾਹਨਾ ਕਿ ਪਰਮਾਤਮਾ ਤੇ ਜੀਵ ਦੇ ਦਰਮਿਆਨ ਫਿਰ ਬੇਨਤੀ ਸੁਣਿਓ ਥੋੜਾ ਜਿਹਾ ਵਿਖਮ ਲੱਗੇਗਾ ਕਿਉਂਕਿ ਮੈਂ ਆਪ ਜੀ ਨੂੰ ਕੱਲ ਕਿਹਾ ਸੀ ਮੈਂ ਯਤਨ ਕਰਨਾ ਹੈ ਅਖਰੀ ਅਰਥ ਖੋਲ ਸਕਾਂ ਦੇਖੋ ਇਹ ਜਿਹੜੀ ਝੂਠ ਦੀ ਕੰਧ ਇਹ ਕਿੰਨੇ ਕ੍ਰੀਏਟ ਕੀਤੀ ਇਹ ਕਿੰਨੇ ਬਣਾਈ ਜੀ ਜਿਹਦੇ ਬਾਰੇ ਬਾਬਾ ਜੀ ਆਪ ਜੀ ਕਹਿ ਰਹੇ ਹੋ ਕਿ ਜਿਹੜੀ ਝੂਠ ਦੀ ਕੰਧ ਇਹ ਖੌਮੇ ਜਿਹਨੂੰ ਮੈਂ ਕਹਿ ਰਿਹਾ ਇਹ ਖੌਮੇ ਕਿਵੇਂ ਟੁੱਟੇਗੀ ਤੇ ਗੁਰੂ ਗ੍ਰੰਥ ਸਾਹਿਬ ਇਸ ਸ਼ਬਦ ਦਾ ਬਹੁਤ ਵਾਰੀ ਜ਼ਿਕਰ ਆਇਆ ਮੈਂ ਰਸਤੇ 'ਚ ਅਸੀਂ ਵਿਚਾਰ ਕਰ ਰਹੇ ਸਾਂ ਇੱਕ ਹੁਕਮ ਤੇ ਦੂਜੀ ਖੌਮੇ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਮਝਣ ਵਾਲੀ ਗੱਲ ਹੈ ਪਰ ਹੁਕਮ ਕਦੀ ਕਿਸੇ ਨੂੰ ਪੂਰਾ ਮੁਕੰਮਲ ਨਹੀਂ ਸਮਝ ਪਿਆ ਪਹਿਲੇ ਮੈਂ ਆਪ ਨੂੰ ਬੇਨਤੀ ਕਰਨੀ ਚਾਹਨਾ ਵੀ ਹੁਕਮ ਕੀ ਹੈ ਕਿਉਂਕਿ ਤਾਂ ਇਹਦੇ ਅਰਥ ਹੋਣਗੇ ਪਹਿਲੀਆਂ ਤੁਕਾਂ ਦੇ ਮੈਂ ਅਰਥ ਨਹੀਂ ਅਜੇ ਕਹੇ ਕਿਉਂਕਿ ਸਭ ਤੋਂ ਪਹਿਲਾਂ ਇਹ ਕੁਐਸਚਨ ਖਾਲ ਕਰ ਲਈ ਕਿ ਕਿਵਸ ਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਭਾਲ ਇਹ ਸਵਾਲ ਹੈ ਤੇ ਇਹਦਾ ਉੱਤਰ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕੂੜ ਕੀ ਹੈ ਹੁਕਮ ਕੀ ਹੈ ਹੁਕਮ ਲਫ਼ਜ਼ ਬਹੁਤ ਜ਼ਿਆਦਾ ਪ੍ਰਚਲਿਤ ਹੈ ਸਾਡੇ 'ਚ ਤੇ ਮੈਂ ਬੇਨਤੀ ਕਰਾਂ ਕਰਤਾ ਅਕਾਲ ਤੋਂ ਬਾਅਦ ਆਦ ਸੱਚ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਜਿਹੜਾ ਪਹਿਲਾ ਸ਼ਬਦ ਵਰਤਿਆ ਹੁਕਮ ਤੇ ਪਹਿਲੀ ਵਾਰੀ ਜਪਜੀ ਸਾਹਿਬ ਦੇ ਵਿੱਚ ਅਰਬੀ ਲਫ਼ਜ਼ ਦੀ ਪਹਿਲੀ ਵਾਰ ਇੱਥੇ ਵਰਤੋਂ ਹੋਈ ਹੈ ਹੁਕਮ ਜਿਹੜਾ ਪੰਜਾਬੀ ਦਾ ਸ਼ਬਦ ਨਹੀਂ ਇਹ ਅਰਬੀ ਦਾ ਲਫ਼ਜ਼ ਹੈ ਇਹਦੇ ਸਮਾਨਾਂਤਰ ਜਿਹੜਾ ਲਫ਼ਜ਼ ਹੈ ਫਾਰਸੀ ਦਾ ਉਹ ਫਰਮਾਨ ਹੈ ਤੇ ਅਸੀਂ ਇੱਕ ਲਫ਼ਜ਼ ਆਪਣਾ ਹੋਰ ਵਰਤਨੇ ਆਗਿਆ ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਵੀ ਹੈ ਫਾਰਸੀ ਦਾ ਫਰਮਾਨ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਗਿਆ ਲਫ਼ਜ਼ ਵੀ ਹੁੰਦਾ ਸਾਰੇ ਨੇ ਇਸ ਨੂੰ ਬੇਨਤੀ ਮੇਰੀ ਧਿਆਨ ਨਾਲ ਸੁਣਿਓ ਥੋੜਾ ਜਿਹਾ ਹੁਕਮ ਤੋਂ ਚੱਲਦਾ ਹੈ ਤੇ ਸਾਡੇ ਸਾਹਮਣੇ ਸਿਰਫ ਇੱਕੋ ਸ਼ਬਦ ਆ ਜਾਂਦਾ ਆਰਡਰ ਆਰਡਰ ਨੂੰ ਕਹਿੰਦੇ ਹੁਕਮ ਕਈ ਵਾਰੀ ਇਹ ਜਾਬਤੇ ਨੂੰ ਹੁਕਮ ਕਿਹਾ ਜਾਂਦਾ ਪਰ ਗੁਰਮਖੋ ਧਿਆਨ ਨਾਲ ਸੁਣਿਓ ਮੇਰੀ ਬੇਨਤੀ ਅਸਲ 'ਚ ਹੁਕਮ ਗੁਰਮਤ ਵਿੱਚ ਹਾਲਾ ਹੁਕਮ ਸ਼ਬਦ ਦੀ ਸੂਫੀ ਸਾਹਿਤ ਵਿੱਚ ਸੂਫੀਆਂ ਦੀ ਰਚਨਾ 'ਚ ਬੜੀ ਵਾਰੀ ਮੈਂ ਪੜਿਆ ਗੁਰਮਤ ਵਿੱਚ ਇਸਲਾਮ ਨੇ ਵੀ ਹੁਕਮ ਦਾ ਜ਼ਿਕਰ ਕੀਤਾ ਅਰਬੀ ਦਾ ਸ਼ਬਦ ਪਰ ਉਹ ਜਾਪਦਾ ਕਰਦੇ ਆ ਗੁਰਮਤ ਵਿੱਚ ਹੁਕਮ ਕੀ ਹੈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਈ ਕੀ ਹੁਕਮਨਾਮਾ ਸਮਝ ਜਿਹੜਾ ਆਇਆ ਤਾਂ ਕੀ ਹੈ ਹੁਕਮ ਅਸਲ 'ਚ ਇਹਦੀ ਵਿਆਖਿਆ ਮਾਰੇ ਫਿਰ ਅਗਲੀ ਪੌੜੀ 'ਚ ਨਾਲ ਹੀ ਕਰਨਗੇ ਜਿੰਨੀ ਕੋ ਸਮਝ ਪਈ ਇੱਥੇ ਹੁਕਮ ਆਰਡਰ ਨਹੀਂ ਜੇ ਹੁਕਮ ਨੂੰ ਆਰਡਰ ਕਰਕੇ ਅਰਥ ਕਰਾਂਗੇ ਤੇ ਰੱਬ ਦੀ ਸਰਬ ਵਿਆਪਕਤਾ ਦਾ ਰੁਕਣ ਦਾ ਪ੍ਰਬੰਧ ਹੈ ਉੱਥੇ ਸਰਬ ਵਿਆਪਕਤਾ ਮੁੱਕ ਜਾਏਗੀ ਸਮਝਣ ਲਈ ਇਸਲਾਮ ਵਿੱਚ ਕਿਹਾ ਜਾਂਦਾ ਰੱਬ ਨੇ ਹੁਕਮ ਕੀਤਾ ਕੁਨ ਬਕੁਨ ਇਸਾਈਅਤ ਵੀ ਕਹਿੰਦੀ ਹੈ ਖੋਜ ਆ ਪਰ ਨਾਲ ਕਿਹਾ ਵੀ ਹੁਕਮ ਕਰਕੇ ਮੈਂ ਲਫ਼ਜ਼ ਵਰਤਨਿਆ ਹੁਕਮ ਕਰਕੇ ਜਿਨੇ ਹੁਕਮ ਦਿੱਤਾ ਉਹ ਸਤਵੇਂ ਅਸਮਾਨ ਤੇ ਚਲਾ ਗਿਆ ਫਿਰ ਬੇਨਤੀ ਹੁਕਮ ਕਰਨ ਵਾਲਾ ਆਪਣੇ ਹੁਕਮ ਤੋਂ ਵੱਖ ਹੋ ਗਿਆ ਹੁਕਮ ਕਰ ਦਿੱਤਾ ਪਰ ਆਪਣੇ ਹੁਕਮ ਦੇ ਨਾਲ ਨਹੀਂ ਉਹ ਚੱਲਿਆ ਹੁਕਮ ਵੱਖਰਾ ਤੇ ਹੁਕਮੀ ਵੱਖਰਾ ਆਪ ਦੇਖੋ ਕਿ ਗੁਰੂ ਸਾਹਿਬ ਇੱਕ ਨਵਾਂ ਸ਼ਬਦ ਦੇਣਗੇ ਅੱਗੇ ਹੁਕਮੀ ਹੁਕਮੀ ਦਾ ਅਰਥ ਜਿਹੜਾ ਹੁਕਮ ਕਰ ਰਿਹਾ ਹੈ ਹੁਕਮੀ ਕੌਣ ਹੁਕਮ ਕੀਤਾ ਆਰਡਰ ਕੀਤਾ ਪਰ ਹੁਕਮ ਤੋਂ ਹੁਕਮੀ ਜਿਹੜਾ ਉਹ ਵੱਖ ਹੋ ਗਿਆ ਇੱਕ ਉਦਾਹਰਨ ਚੱਲੋ ਇਹਨੂੰ ਸਮਝਣ ਲਈ ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਹੁਕਮ ਸਮਝ ਸਮਝ ਪੈ ਜਾਏ ਨਾ ਫਿਰ ਸਾਰੀ ਜਪਜੀ ਸਾਹਿਬ ਸਮਝ ਪੈ ਜਾਣੀ ਵੀ ਅਸੰਖ ਨਿੰਦਕ ਕਿਉਂ ਨੇ ਦੁੱਖ ਭੂਖ ਸਦਮਾਰ ਕੀ ਹੈ ਉਤਮਤਾ ਹੋਏ ਨੀਚ ਕਿਉਂ ਨੇ ਹੁਕਮ ਵਿੱਚ ਅਸਲ 'ਚ ਕੀ ਹੈ ਜਿੰਨੇ ਕੋ ਬਾਣੀ ਪੜ ਕੇ ਸਮਝ ਪਈ ਕਿ ਹੁਕਮ ਜਦੋਂ ਅਫੁਰ ਪਰਮਾਤਮਾ ਨੇ ਅਫੁਰ 'ਚ ਕੱਲ ਸੀ ਪੜਿਆ ਸੁਣ 'ਚ ਬੈਠੇ ਨੇ ਜਦੋਂ ਸੁਣ 'ਚ ਬੈਠੇ ਹੋਏ ਨੇ ਅਫੁਰ ਨੇ ਆਪਣੇ ਆਪ ਨੂੰ ਸਫੋਰ ਕਰਨਾ ਸੀ ਫਿਰ ਬੇਨਤੀ ਜਦੋਂ ਨਿਰਾਕਾਰ ਨੇ ਆਪਣੇ ਆਪ ਨੂੰ ਸਾਕਾਰ ਕਰਨਾ ਸੀ ਤੇ ਉਸ ਨਿਰਾਕਾਰ ਵਿੱਚ ਉਸ ਅਫੁਰ ਵਿੱਚ ਜਿਹੜਾ ਸਫੁਰ ਤੇ ਆਕਾਰ ਬਣਾਉਣ ਦਾ ਫੁਰਨਾ ਪੈਦਾ ਹੋਇਆ ਉਸ ਫੁਰਨੇ ਨੂੰ ਗੁਰੂ ਹੁਕਮ ਕਹਿੰਦਾ ਹੈ ਉਸ ਹੁਕਮ ਤੋਂ ਬਿਨਾ ਆਕਾਰ ਨਹੀਂ ਬਣ ਸਕਦਾ ਫਿਰ ਬੇਨਤੀ ਕਰਤਾ ਪੁਰਖ ਫਿਰ ਆਏਗਾ ਇਸ ਉਸ ਫੁਰਨੇ ਨੂੰ ਇਹਨੂੰ ਸਿਆਣੇ ਕਹਿੰਦੇ ਦੇਵੀ ਇੱਛਾ ਪੰਜਾਬੀ 'ਚ ਇੱਕ ਸ਼ਬਦ ਵਰਤਿਆ दैਵੀ ਇੱਛਾ ਪਰ ਉਹ ਆਪਣੀ दैਵੀ ਇੱਛਾ ਤੋਂ ਵੱਖ ਨਹੀਂ ਇਸ ਨੂੰ ਸਮਝਣ ਲਈ ਮੈਂ ਜਿਹੜੀ ਉਦਾਹਰਨ ਦੇਣ ਲੱਗਾ ਮੰਨ ਲਓ ਆਪ ਜੀ ਕੈਨੇਡਾ 'ਚ ਬੈਠੇ ਹੋ ਸੌਖੀ ਗੱਲ ਆਪ ਜੀ ਕੋਲ ਕਈ ਬੰਦੇ ਕੰਮ ਕਰਦੇ ਆ ਤੁਹਾਡੀ ਫੈਕਟਰੀ ਜਾਂ ਜੋ ਵੀ ਬਿਜ਼ਨਸ ਹੈ ਤੇ ਤੁਹਾਡਾ ਪ੍ਰੋਜੈਕਟ ਹੈ ਕੋਈ ਕਰਨ ਵਾਲਾ ਕੋਈ ਆਪ ਜੀ ਜਾ ਰਹੇ ਹੋ ਪ੍ਰਦੇਸ਼ ਦੇਸ਼ ਛੱਡ ਕੇ ਪਰ ਮੀਟਿੰਗ ਕਰਦੇ ਹੋ ਆਪਣੇ ਬੰਦਿਆਂ ਨਾਲ ਜਿੰਨੇ ਬੰਦੇ ਆਪ ਜੀ ਨਾਲ ਕੰਮ ਕਰ ਰਹੇ ਹੋ ਮੈਨੇਜਰ ਨੇ ਜਾਂ ਜੋ ਵੀ ਨੇ ਵਰਕਰ ਤੁਸੀਂ ਕੰਮ ਕਰਕੇ ਮੀਟਿੰਗ ਕਰਕੇ ਕਹਿੰਦੇ ਹੋ ਮੈਂ ਇੰਨੇ ਦਿਨ ਜਾ ਰਿਹਾ ਆ ਕੰਮ ਮੇਰੇ ਤੋਂ ਬਾਅਦ ਮੁਕੰਮਲ ਹੋਣਾ ਚਾਹੀਦਾ ਇਸ ਤਰ੍ਹਾਂ ਜੀ ਹੁਕਮ ਕਰ ਦਿੱਤਾ ਮੀਟਿੰਗ ਹੋ ਗਈ ਪਰ ਜਿਹੜਾ ਹੁਕਮ ਕਰਨ ਵਾਲਾ ਸੀ ਉਸੇ ਵਕਤ ਗੈਰ ਹਾਜ਼ਰ ਹੋ ਗਿਆ ਜਿੰਨੇ ਕਿਹਾ ਉਹ ਤੇ ਹੈ ਹੀ ਨਹੀਂ ਜਿੰਨੇ ਹੁਕਮ ਦਿੱਤਾ ਉਹ ਸੁੱਤਾ ਪਿਆ ਤੇ ਹੁਕਮ ਜਿਹੜਾ ਉਹ ਬਿਜ਼ਨਸ 'ਚ ਲਾਗੂ ਹੋ ਰਿਹਾ ਹੈ ਪਰਮਾਤਮਾ ਦਾ ਹੁਕਮ ਐਸਾ ਨਹੀਂ ਕਿ ਹੁਕਮ ਕਰਕੇ ਆਪਣੇ ਹੁਕਮ ਤੋਂ ਵੱਖ ਹੋ ਜਾਂਦਾ ਹੈ ਬਿਲਕੁਲ ਨਹੀਂ ਜਿੱਥੇ ਉਹਦਾ ਹੁਕਮ ਵਰਤਦਾ ਉੱਥੇ ਹੁਕਮੀ ਆਪ ਵਰਤਦਾ ਹੈ ਇਹਦੇ ਵਿੱਚੋਂ ਫਿਰ ਸ਼ਬਦ ਨਿਕਲਦਾ ਇੱਕ ਰਜ਼ਾ ਫਿਰ ਬੇਨਤੀ ਇਹ ਸਾਰੇ ਸ਼ਬਦ ਬੜੇ ਡੂੰਘੇ ਜੇ ਭਾਣਾ ਹੁਕਮ ਤੇ ਰਜ਼ਾ ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਭਾਣੇ ਕਰਕੇ ਉਹਨੂੰ ਪਾਇਆ ਤੇ ਪੈਦਾ ਹੋ ਗਿਆ ਜਦੋਂ ਭਾਣਾ ਵਰਤਿਆ ਫਿਰ ਉਹਦੇ ਨਾਲ ਹੁਕਮ ਹੈ ਜਦੋਂ ਹੁਕਮ ਦੀ ਸਮਝ ਪੈ ਗਈ ਫਿਰ ਅਗਲਾ ਜਿਹੜਾ ਸ਼ਬਦ ਹੈ ਉਹ ਰਜ਼ਾ ਹੈ ਮੈਂ ਬੇਨਤੀ ਕਰਾਂਗਾ ਜਿੱਥੇ ਪਰਮਾਤਮਾ ਦਾ ਹੁਕਮ ਵਰਤੇਗਾ ਸੱਚ ਏਵੇਂ ਉੱਥੇ ਹੁਕਮ ਵਰਤਾਉਣ ਵਾਲਾ ਆਪ ਵਿੱਚ ਵਰਤੇਗਾ ਇਹੀ ਕਾਰਨ ਕਿ ਬੰਦਗੀ ਕਰਨ ਵਾਲਾ ਉਹਨੂੰ ਇੱਜ਼ਤ ਮਿਲੇ ਉਹਦਾ ਅਪਮਾਨ ਹੋਵੇ ਉਹਨੂੰ ਲੋਕ ਸਲਾਉਣ ਉਹਨੂੰ ਨਿੰਦਨ ਉਹਦੇ ਪਰਿਵਾਰ 'ਚ ਮੌਤ ਆਵੇ ਜਨਮ ਆਵੇ ਘਾਟਾ ਆਵੇ ਵਾਧਾ ਹੋਵੇ ਉਹ ਹਰ ਵੇਲੇ ਕਿਉਂ ਇੱਕੋ ਜਿਹਾ ਰਹਿੰਦਾ ਹੈ ਕਿਉਂਕਿ ਉਹਨੂੰ ਸਮਝ ਪੈ ਗਈ ਕਿ ਜਿਹੋ ਜਿਹਾ ਹੁਕਮ ਵਰਤੇਗਾ ਮੇਰਾ ਹੁਕਮੀ ਵਿੱਚ ਜ਼ਰੂਰ ਹੋਵੇਗਾ ਜੇ ਦੁੱਖ ਆਵੇਗਾ ਤੇ ਦੁੱਖ ਦੇਣ ਵਾਲਾ ਵੀ ਤਾਂ ਨਾਲ ਹੋਵੇਗਾ ਨਾ ਜੇ ਸੁੱਖ ਆਵੇਗਾ ਤਾਂ ਸੁੱਖ ਵਾਲਾ ਵੀ ਨਾਲ ਹੋਵੇਗਾ ਮੈਂ ਇਸ ਕਰਕੇ ਕਿਹਾ ਵੀ ਇਸ ਹੁਕਮ ਨੂੰ ਕਿਉਂਕਿ ਮੈਂ ਅਰਥਾਂ ਕਰੀ ਜਾ ਰਿਹਾ ਪਰ ਬਾਬਾ ਜੀ ਗੱਲ ਕਲੀਅਰ ਕਰ ਦੇਣਗੇ ਉਹ ਐਵੇਂ ਬੋਲੀ ਨਾ ਜਾ ਹੁਕਮ ਨੂੰ ਅਜ ਤੱਕ ਨਾ ਕੋਈ ਕਹਿ ਨਹੀਂ ਸਕਿਆ ਮਹਾਰਾਜ ਨੇ ਸ਼ਬਦ ਵਰਤਿਆ ਵੀ ਕਿਵੇਂ ਸਚਿਆਰ ਹੋਈਏ ਕਿਵੇਂ ਕੂੜ ਦੀ ਪਾਲ ਟੁੱਟੇ ਹੁਣ ਪਹਿਲਾ ਸਵਾਲ ਸੀ ਕੀ ਮਹਾਰਾਜ ਆਪ ਜੀ ਤੋਂ ਪਹਿਲਾਂ ਇਹ ਉਦਮ ਨਹੀਂ ਕੀਤਾ ਗਿਆ ਸਚਿਆਰ ਹੋਣ ਲਈ ਗੁਰੂ ਸਾਹਿਬ ਜੀ ਨੇ ਫਿਰ ਬਖਸ਼ਿਸ਼ ਕੀਤੀ ਪਹਿਲੇ ਜਿਹੜੇ ਉਦਮ ਕੀਤੇ ਗਏ ਉਹਨਾਂ ਚਾਰਾਂ ਦਾ ਜ਼ਿਕਰ ਹਜ਼ੂਰ ਨੇ ਪਹਿਲਾਂ ਕੀਤਾ ਆਓ ਅਸੀਂ ਦੀ ਸ਼ੁਰੂਆਤ ਕਰਨੇ ਆ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਹਾਂ ਜਿੰਨੀ ਕੁ ਸਮਝ ਪਏ ਇਹ ਨਹੀਂ ਕਿ ਮੈਂ ਸ਼ੁੱਧ ਪਾਠ ਕਰਨਾ ਸੱਚ ਇਹ ਵੇ ਕਿ ਸ਼ੁੱਧ ਪਾਠ ਦੀ ਬੜੀ ਅਹਿਮੀਅਤ ਹੈ ਪਰ ਕਦੀ ਕੋਈ ਦਾਵਾ ਨਹੀਂ ਕਰ ਸਕਦਾ ਵੀ ਸ਼ੁੱਧ ਪਾਠ ਹੁਣ ਪਹਿਲਾ ਹੈ ਸੋਚੈ ਚੱਚੇ ਉੱਤੇ ਦੁਲਾਵਾ ਬੋਲਣੀਆਂ ਨੇ ਲਾ ਨਹੀਂ ਬੋਲਣੀ ਸੋਚ ਅੱਗੇ ਨਾ ਨਹੀਂ ਯਾਦ ਰੱਖੋ ਸਾਰੇ ਕੰਨ ਨਹੀਂ ਪੜਦੇ ਆ ਸੋਚੈ ਸੋਚ ਨਾ ਨਾ ਨਹੀਂ ਕੱਲਾ ਨੰਨਾ ਲੱਗਾ ਕਵਤਾ ਵਿੱਚ ਮਾਤਰਾ ਵੱਧਦੀ ਹੈ ਕੰਨਾ ਲਾਣ ਦੇ ਨਾਲ ਇੱਥੇ ਗੁਰਦੇਵ ਦੇ ਇਸ ਬਚਨ ਵੱਲ ਧਿਆਨ ਦਿਆ ਜੇ ਸੋਚੈ ਸੋਚ ਨਾ ਹੋਵਈ ਹੋਵੀ ਨਹੀਂ ਅਕਸਰ ਪਾਠ ਜਿਹੜੇ ਸੱਜਣ ਸੰਥਿਆ ਤੋਂ ਬਿਨਾ ਕਰਦੇ ਨੇ ਹੋਵਈ ਈੜੀ ਨੂੰ ਬਿਹਾਰੀ ਬੋਲਣ ਦੀ ਬਜਾਏ ਵਾਵੇ ਨੂੰ ਬਿਹਾਰੀ ਲਾ ਕੇ ਬੋਲ ਜਾਂਦੇ ਆ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਹੁਣ ਇੱਥੇ ਜਿਹੜਾ ਸ਼ਬਦ ਆਇਆ ਸੋਚੈ ਸਿੱਖ ਜਗਤ ਵਿੱਚ ਇਹਦੇ ਦੋ ਅਰਥ ਕੀਤੇ ਆ ਇਹ ਪਹਿਲਾਂ ਜਿਹੜਾ ਸ਼ਬਦ ਸੀ ਨਾ ਸੋਚੈ ਇਹਦੇ ਅਰਥ ਤਕਰੀਬਨ ਕਵੀ ਸੰਤੋਖ ਸਿੰਘ ਨੇ ਜਦੋਂ ਗਰਭਗੰਜਨੀ ਟੀਕਾ ਕੀਤਾ ਜਿਹਦਾ ਗੁਰੂ ਨਾਨਕ ਪ੍ਰਕਾਸ਼ ਹੈ ਇਹਨਾਂ ਦਾ ਜਪਜੀ ਸਾਹਿਬ ਦਾ ਟੀਕਾ ਹੈ ਤੇ ਬੜਾ ਮਹਿੰਗਾ ਮਹਿੰਗੇ ਦਰਤ ਪੈਸੇ ਕਰਕੇ ਨਹੀਂ ਕਿਉਂਕਿ ਇੰਨਾ ਗਹਿਰਾ ਹੈ ਉਹਨੂੰ ਪੜਨ ਵਾਸਤੇ ਵੀ ਸੰਤਿਆ ਲੈਣੀ ਪੈਂਦੀ ਹੈ ਭਾਈ ਸਾਹਿਬ ਸੰਤੋਖ ਸਿੰਘ ਦਾ ਟੀਕਾ ਉਹਨਾਂ ਨੇ ਸਭ ਤੋਂ ਪਹਿਲਾਂ ਇਹਦੇ ਅਰਥ ਇੱਥੇ ਸੋਚੈ ਦਾ ਅਰਥ ਪਹਿਲਾਂ ਹੁੰਦਾ ਸੀ ਵਿਚਾਰ ਸੋਚਣਾ ਸੋਚ ਮੰਡਲ ਉਹਨਾਂ ਪਹਿਲੀ ਵਾਰ ਇਹਦਾ ਅਰਥ ਕੀਤਾ ਸੀ ਸੋਚ ਦਾ ਅਰਥ ਸੁਚਮਤਾ ਇਸ਼ਨਾਨ ਅਸੀਂ ਦੇਖਨੇ ਅੱਗੇ ਤੇ ਉਹਨਾਂ ਨਾਲ ਕਿਹਾ ਸੀ ਵੀ ਜੇ ਮੈਂ ਇਹਦੇ ਵਿਚਾਰ ਅਰਥ ਕਰਾਂਗਾ ਮੈਂ ਫਿਰ ਵੀ ਬੇਨਤੀ ਕਰਾਂ ਜਿੰਨੀ ਕੁ ਸਮਝ ਪਈ ਮੈਂ ਉਹਨੇ ਅਰਥ ਕਰ ਰਿਹਾ ਪਰ ਪਲੀਜ਼ ਜੋ ਮੈਂ ਅਰਥ ਕਰਾਂਗਾ ਗੁਰਮਖੋ ਇਹਨੂੰ ਆਖਰੀ ਸੱਚ ਮਤ ਸਮਝਿਓ ਕਿਉਂਕਿ ਜਪਜੀ ਸਾਹਿਬ ਸਾਰਾ ਤਾਂ ਬਾਬਾ ਜੀ ਦਾ ਆਪਣਾ ਅਨੁਭਵ ਹੈ ਸਾਡੀ ਤਾਂ ਉਹ ਬਿਰਤੀ ਏ ਕਿ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਹੁਣ ਇੱਥੇ ਜਿਹੜਾ ਸੋਚਿਆ ਹੈ ਪਹਿਲਾਂ ਉਹ ਕਹਿੰਦੇ ਸਨ ਜੇ ਇਹਦੇ ਅਰਥ ਸੋਚ ਵਿਚਾਰ ਕਰਾਂਗੇ ਤੇ ਸਹਿਸ ਸਿਆਣਪਾਂ ਜਿਹੜਾ ਲਫ਼ਜ਼ ਆ ਗਿਆ ਸੋਚ ਉਹਦੇ ਵਿੱਚ ਆ ਜਾਂਦੀ ਹੈ ਸਿਆਣਾ ਬੰਦਾ ਚਲਾਕੀ ਵਾਲਾ ਸੋਚਦਾ ਹੁਣ ਇੱਥੇ ਸੋਚਾ ਦਾ ਅਰਥ ਉਹਨਾਂ ਕੀਤਾ ਸੁਚਮਤਾ ਸ਼ੁੱਧਤਾ ਇਸ਼ਨਾਨ ਸੋਚੈ ਗੁਰਮੁਖੋ ਧਿਆਨ ਦੇ ਆ ਜੇ ਪਹਿਲਾ ਹੋ ਗਿਆ ਸੋਚੈ ਦਾ ਹੋ ਗਿਆ ਇਸ਼ਨਾਨ ਅਗਲਾ ਲਫ਼ਜ਼ ਹੈ ਸੋਚ ਹੁਣ ਇਸ ਸੋਚ ਦਾ ਅਰਥ ਇਸ਼ਨਾਨ ਨਹੀਂ ਪਹਿਲਾ ਹੈ ਸੋਚੈ ਇਹਦਾ ਅਰਥ ਹੋ ਗਿਆ ਇਸ਼ਨਾਨ ਸੋਚ ਦਾ ਅਰਥ ਇੱਥੇ ਅੰਦਰ ਦੀ ਸੁਚਮਤਾ ਇੱਥੇ ਸਰੀਰ ਦੀ ਸੁਚਮਤਾ ਨਹੀਂ ਇਹਦੇ ਅਰਥ ਨੇ ਸੋਚੈ ਸੋਚ ਨਾ ਹੋਵਈ ਇਸ਼ਨਾਨ ਕਰਨ ਦੇ ਨਾਲ ਕੇਵਲ ਪਿੰਡਾ ਧੋਣ ਦੇ ਨਾਲ ਕੇਵਲ ਬਾਹਰ ਦੇ ਪਾਣੀ ਨੂੰ ਵਰਤਣ ਨਾਲ ਤੇਰਾ ਅੰਦਰ ਸੁੱਚਾ ਨਹੀਂ ਹੋ ਸਕਦਾ ਕਿਉਂ ਜੀ ਜੇ ਜੇ ਦਾ ਅਰਥ ਜੇਕਰ ਸੋਚੀ ਇਸ਼ਨਾਨ ਕਰੇ ਤੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਲੱਖ ਵਾਰ ਜੇ ਤੂੰ ਲੱਖਾਂ ਵਰੀ ਵੀ ਪਿੰਡੇ ਤੇ ਪਾਣੀ ਪਾਈ ਜਾਏ ਤੇ ਕਹੇ ਮੈਂ ਸੁੱਚਾ ਹੋ ਜਾਗਾ ਲੱਖਾਂ ਵਰੀ ਇਸ਼ਨਾਨ ਕਰਨ ਨਾਲ ਵੀ ਤੇਰਾ ਅੰਦਰ ਸੁੱਚਾ ਨਹੀਂ ਹੋਣਾ ਦੂਜੀ ਗੱਲ ਜਿਹੜੇ ਇਹਦੇ ਅਰਥ ਇਹ ਵੀ ਕੀਤੇ ਗਏ ਕਿ ਲੱਖਾਂ ਵਰੀ ਸੋਚਣ ਦੇ ਨਾਲ ਤੇਰੀ ਸਮਝ ਚ ਗੱਲ ਨਹੀਂ ਪੈਣੀ ਜੇ ਲੱਖਾਂ ਵਰੀ ਤੂੰ ਸਮਝ ਲੈ ਪਰ ਮੈਂ ਫਿਰ ਬੇਨਤੀ ਕਰਾਂ ਕਿ ਹਿੰਦੁਸਤਾਨ ਵਿੱਚ ਬਹੁਤ ਜ਼ਿਆਦਾ ਇਹ ਪ੍ਰਚਲਿਤ ਸੀ ਕਿ ਕਰਮ ਜਿਹੜੇ ਮਰਜ਼ੀ ਕਰੀ ਜਾਓ ਇਸ਼ਨਾਨ ਕਰੋ ਤੇ ਪਾਪ ਉਤਰ ਜਾਂਦਾ ਗੁਰੂ ਗ੍ਰੰਥ ਸਾਹਿਬ ਨੇ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਦੇਖੋ ਇੱਕ ਪਾਸੇ ਬਾਬਾ ਜੀ ਕਹਿੰਦੇ ਨੇ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਘਰ ਆਰਾਧੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਬਾਬਾ ਜੀ ਸ਼ਬਦ ਵਰਦੇ ਆ ਕਿ ਚੌਥਾ ਪੈਰ ਸਭਾ ਕੈ ਸੁਰਤਿਆਂ ਉਪਜੈ ਚਾਓ ਤਿਨਾ ਦਰਿਆਵਾਂ ਸਿਓ ਦੋਸਤੀ ਮਨ ਮੁਖ ਸਚਾ ਨਾਉ ਪਰ ਬਾਬਾ ਜੀ ਇਹ ਵੀ ਭਾਈ ਸਾਹਿਬ ਕਹਿੰਦੇ ਆ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ ਮੇਰੇ ਕਹਿਣ ਤੋਂ ਮੁਰਾਦ ਇਹ ਨਹੀਂ ਕਿ ਹੁਣ ਇਹ ਸੋਚਿਆ ਸੋਚਣਾ ਆ ਗਿਆ ਤੇ ਆਪਾਂ ਰਹਿਤ ਵਾਲਾ ਇਸ਼ਨਾਨ ਵੀ ਛੱਡ ਕੇ ਚਲੇ ਜਾਣ ਮੇਰੀ ਬੇਨਤੀ ਜੇ ਮੰਨ ਲਓ ਅੰਦਰ ਮਲੀਨ ਮੈਲ ਸੂਖਸ਼ਮ ਹੈ ਸੂਖਸ਼ਮ ਮੈਲ ਸਥੂਲਤਾ ਨਾਲ ਛੇਤੀ ਨਹੀਂ ਲੈਂਦੀ ਹਾਲਾਂ ਇਸ ਬਚਨ ਦਾ ਅੱਗੇ ਜਾ ਕੇ ਆਵੇਗਾ ਭਰੀਏ ਹੱਥ ਪੈਰ ਤਨ ਤੇ ਉੱਥੇ ਫਿਰ ਵਿਆਖਿਆ ਹੈ ਕਿ ਇੱਥੇ ਗੁਰੂ ਜੀ ਕਹਿ ਰਹੇ ਆ ਜਿਹੜਾ ਸੁਖਮਨੀ ਸਾਹਿਬ ਵਿੱਚ ਕਹੇ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਗ ਇਸ਼ਨਾਨ ਸੋਚੈ ਸੋਚ ਨਾ ਹੋਵੇ ਬਾਹਰ ਦੀ ਸੁਚਮਤਾ ਨਾਲ ਮਾਨਸਿਕ ਫੁਰਨਿਆਂ ਦੀ ਸੁਚਮਤਾ ਨਹੀਂ ਆਉਣੀ ਇਸੇ ਕਰਕੇ ਜਿਹੜਾ ਬਾਹਰ ਮੁਖੀ ਤਨ ਦਾ ਇਸ਼ਨਾਨ ਕਰਦਾ ਹੈ ਮਾਨਸਿਕ ਤੌਰ ਤੇ ਵਾਸ਼ਨਾ ਨਾਲ ਪਲੀਤ ਹੋਇਆ ਬੈਠਾ ਗੁਰੂ ਗ੍ਰੰਥ ਸਾਹਿਬ ਨੇ ਉਹਦੇ ਬਾਰੇ ਬੜੇ ਪਰਮਾਨ ਦਿੱਤੇ ਅਸੀਂ ਬਾਬਾ ਜੀ ਦਾ ਇੱਕ ਬਚਨ ਪੜ੍ਹਨੇ ਅੰਤਰ ਮੈਲ ਜੇ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਣਾ ਲੋਕ ਪਤੀ ਨਾ ਕਛੂ ਨਾ ਹੋਵੇ ਨਾ ਹੀ RAM ਇਆਣਾ ਪੂਜੋ RAM ਏਕੀ ਦੇਵਾ ਸਾਚਾ ਨਾਮਣ ਗੁਰ ਕੀ ਸੇਵਾ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਲੱਖਾਂ ਵਾਰੀ ਤੂੰ ਨਾਲ ਹੈ ਨਿਤ ਨਿਤ ਮੇਂਡਕ ਨਾਵੇ ਜੈਸੇ ਮੇਂਡਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ ਗੁਰੂ ਸਾਹਿਬ ਕਹਿੰਦੇ ਨੇ ਕਈ ਵਾਰੀ ਤੀਰਤ ਤੇ ਗਿਆ ਹੋਇਆ ਬੰਦਾ ਵੀ ਪਲੀਤ ਹੋ ਕੇ ਆ ਜਾਂਦਾ ਗਿਆ ਤੀਰਤ ਤੇ ਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਥੇ ਮਨ ਤੇ ਤਨ ਦੋਨਾਂ ਨੂੰ ਸ਼ਾਰੀ ਲੱਗੀ ਹੈ ਜੀ ਮਨ ਵਿੱਚ ਤਨ ਵਿੱਚ ਜਿਸ ਦੇ ਮਨ ਵਿੱਚ ਖੋਟ ਉਹਦੇ ਤਨ ਚੋਂ ਚੋਰ ਕਦੀ ਜਾ ਹੀ ਨਹੀਂ ਸਕਦੇ ਮਨ ਜੇ ਮੈਲਾ ਹੈ ਤੇ ਅੱਖਾਂ ਸੁੱਚੀਆਂ ਹੋ ਜਾਣਗੀਆਂ ਮਨ ਮੈਲਾ ਸਭ ਕੁਝ ਮੈਲਾ ਇਹ ਗੱਲ ਜੀ ਗੁਰੂ ਜੀ ਕਰ ਰਿਹਾ ਵੀ ਕੂੜ ਦੀ ਪਾਲ ਕਿਵੇਂ ਟੁੱਟੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨਚੋਰ ਇੱਕ ਭਉ ਲੱਥੀ ਨਾਤਿਆਂ ਦੋ ਭੌ ਚੜੀਸ ਹੋਰ ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ਨ ਕੋਹਰ ਜਿੰਨਾ ਮਰਜੀ ਲੌਕੀ 68 ਤੀਰਥ ਨਾਈ ਕੌਰਾਪਨ ਤਉ ਨਾ ਜਾਈ ਗੁਰਮਤ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਤੂੰ ਬੰਦੇ ਦੇ ਸਰੀਰ ਕੀ ਇਸ਼ਨਾਨ ਨੂੰ ਮਹੱਤਤਾ ਦੇ ਰਿਹਾ ਹੈ ਉਹਨੂੰ ਕਿਉਂ ਨਹੀਂ ਸਮਝਾਉਂਦਾ ਪਿਆ ਭਲਿਆ ਕਿ ਤੇਰਾ ਅੰਦਰ ਤਾਂ ਸੁੱਚਾ ਹੋਵੇਗਾ ਜੇ ਰੱਬ ਦੀ ਇਬਾਦਤ ਕਰੇਗਾ ਤਾਂ ਇੱਥੇ ਸਤਿਗੁਰੂ ਕਹਿ ਰਿਹਾ ਸੋਚੈ ਸੋਚ ਨਾ ਹੋਵਈ ਸਰੀਰਕ ਸੁਚਮਤਾ ਨਾਲ ਮੈਂ ਫਿਰ ਅਰਜ਼ ਕੀਤੀ ਦੂਜੇ ਸੋਚ ਦੇ ਅਰਥ ਅੰਤਰਾਤਮੇ ਨਾਲ ਨੇ ਸੋਚੈ ਸੋਚ ਨਾ ਹੋਵਈ ਬਾਹਰ ਦੀ ਸੁਚਮਤਾ ਨਾਲ ਤੇਰੇ ਅੰਦਰ ਨੇ ਸੁੱਚਾ ਨਹੀਂ ਹੋਣਾ ਜੇ ਸੋਚੀ ਲੱਖ ਵਾਰ ਜੇ ਲੱਖਾਂ ਵਾਰੀ ਤੂੰ ਇਸ਼ਨਾਨ ਕਰ ਲੈ ਅਗਲਾ ਚੁੱਪ ਚੁੱਪੈ ਇੱਥੇ ਵੀ ਪੱਪੇ ਤੇ ਦੁਲਾਵਾਂ ਨੇ ਚੁੱਪੈ ਇੱਥੇ ਚੁੱਪੈ ਦਾ ਅਰਥ ਹੈ ਜ਼ਬਾਨ ਦੀ ਚੁੱਪ ਮੋਨੀ ਤੇ ਅੱਗੇ ਸ਼ਬਦ ਹੈ ਚੁੱਪ ਇਸ ਚੁੱਪ ਦਾ ਅਰਥ ਹੈ ਮਨ ਦੀ ਸ਼ਾਂਤੀ ਮੈਂ ਤਾਂ ਕਿਹਾ ਜੀ ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ ਪਹਿਲਾ ਸੋਚ ਦਾ ਸਬੰਧ ਸਕਿਨ ਨਾਲ ਹੈ ਬਾਡੀ ਨਾਲ ਤੇ ਜਿਹੜਾ ਦੂਜਾ ਸ਼ਬਦ ਸੋਚ ਆਇਆ ਉਹਦਾ ਸਬੰਧ ਮਨ ਨਾਲ ਹੈ ਹੁਣ ਅੱਗੇ ਸ਼ਬਦ ਆਇਆ ਚੁੱਪ ਹੈ ਚੁੱਪ ਹੈ ਦਾ ਅਰਥ ਹੈ ਜੀ ਜ਼ਬਾਨ ਦੀ ਚੁੱਪ ਮੋਨੀ ਹੋ ਜਾਣਾ ਬੋਲਣਾ ਨਹੀਂ ਚੁੱਪ ਨਾ ਹੋ ਬਈ ਫਿਰ ਬੇਨਤੀ ਹੈ ਕਿ ਤੇਰੀ ਜ਼ਬਾਨ ਦੀ ਖਮੋਸ਼ੀ ਨਾਲ ਮਨ ਨੇ ਚੁੱਪ ਨਹੀਂ ਹੋਣਾ ਤੂੰ ਚੁੱਪ ਕਰਕੇ ਬੈਠਾ ਰਹੋ ਮਨ ਤਾਂ ਗੱਲਾਂ ਕਰੀ ਜਾਂਦਾ ਮਨ ਨਹੀਂ ਚੁੱਪ ਹੋਣਾ ਚੁੱਪ ਕਰਨਾ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਬਤਾਰ ਜੇ ਲਾਏ ਰਹਾ ਇਹਦਾ ਸਿੱਧੇ ਅਰਥ ਜੀ ਲਿਵ ਸ਼ਬਦ ਬੜੇ ਕਮਾਲ ਦਾ ਲਿਵ ਸਾਡੇ ਅੰਦਰ ਵਰਦੀ ਹੈ ਲਿਵ ਝੂਠੀ ਵੀ ਖੁੰਜੀ ਹੈ ਤੇ ਲਿਵ ਸੱਚੀ ਵੀ ਹੁੰਦੀ ਹੈ ਇਹਨੂੰ ਸੁਣਿਓ ਤਾਰ ਲਫ਼ਜ਼ ਆਇਆ ਤਾਰ ਦਾ ਅਰਥ ਕਰਦੇ ਇੱਕ ਜਿ ਧਾਰ ਸ਼ਬਦ ਨਹੀਂ ਧਾਰ ਤੇਲ ਦੀ ਧਾਰ ਨਿਰਵਿਘਨ ਜਿਹਦੇ ਚ ਬਿਲਕੁਲ ਕੋਈ ਰੁਕਾਵਟ ਨਹੀਂ ਜੇ ਮੰਨ ਲਿਆ ਜਾਏ ਤੂੰ ਚੁੱਪ ਕਰਕੇ ਲਿਵ ਲਾ ਕੇ ਲਗਾਤਾਰ ਇਸ ਤਰ੍ਹਾਂ ਸਮਾਧੀ ਲਾ ਕੇ ਬਹਿ ਜਾਏ ਕਿ ਜਿਵੇਂ ਤੇਲ ਦੀ ਧਾਰ ਟੁੱਟਦੀ ਨਹੀਂ ਤੇਰੀ ਸਮਾਧੀ ਵੀ ਨਾ ਟੁੱਟੇ ਮੈਂ ਪਿਛਲੇ ਦਿਨ ਹੀ ਕਿਹਾ ਸੀ ਲਿਵ ਪਾਪ ਵੀ ਕਮਾਉਂਦੀ ਏ ਧਿਆਨ ਪਾਪ ਵੀ ਕਮਾਉਂਦਾ ਹੈ ਤੇ ਧਿਆਨ ਪੁੰਨ ਵੀ ਕਮਾਉਂਦਾ ਹੈ ਇਸ ਨੂੰ ਫਿਰ ਬੇਨਤੀ ਨੂੰ ਮੰਨ ਲਓ ਇੱਕ ਬੰਦਾ ਜ਼ਬਾਨ ਕਰਕੇ ਚੁੱਪ ਹੋ ਗਿਆ ਜੀ ਮੈਂ ਮੋਨੀ ਆ ਉੰਜ ਵੈਸੇ ਜ਼ਬਾਨ ਨਾਲ ਘੱਟ ਬੋਲਣ ਤੇ ਗੁਰੂ ਜੀ ਨੇ ਕਿਹਾ ਥੋੜਾ ਬੋਲਣ ਦੀ ਗੱਲ ਕਹੀ ਹਉ ਤਿਸ ਘੋਲ ਕਮਾਇਆ ਮਹਾਰਾਜ ਜੀ ਨੇ ਇਹ ਸ਼ਬਦ ਵਰਤੇ ਵੀ ਥੋੜਾ ਬੋਲਦਾ ਥੋੜਾ ਖਾਂਦਾ ਇਹ ਸਿੱਧੀ ਜੀ ਗੱਲ ਸੰਤ ਮਿਲੇ ਕਿ ਸੁਣੀਆਂ ਕਈਏ ਮਿਲੇ ਅਸੰਤ ਮਸ਼ਟ ਕਰ ਰਹੀ ਹੈ ਬਾਬਾ ਬੋਲਣਾ ਕਿਆ ਕਈਏ ਜੈਸੇ RAM ਨਾਮ ਰਬ ਰਹੀਏ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝੱਕ ਮਾਰੀ ਹੁਣ ਇਹ ਬੰਦਾ ਜ਼ਬਾਨ ਨਾਲ ਚੁੱਪ ਕਰੇ એનર્ਜੀ ਸੇਵ ਹੁੰਦੀ ਹੈ ਪਰ ਅਧਿਆਤਮਕ ਮੰਜ਼ਲ ਥੋੜਾ ਗੁਰੂ ਸਾਹਿਬ ਕਹਿੰਦੇ ਆ ਕਿ ਕਦੀ ਦੇਖੋ ਕਈ ਵਾਰੀ ਬੰਦਾ ਇਹ ਕਹਿ ਵੀ ਮੈਂ ਚੁੱਪ ਕਰ ਗਿਆ ਮੇਰਾ ਮਨ ਸ਼ਾਂਤ ਹੋ ਜਾਏ ਮੈਂ ਫਿਰ ਬੇਨਤੀ ਕਰਾਂ ਚੁੱਪ ਨਾਲ ਕੁਝ ਕੁ ਮਦਦ ਮਿਲਦੀ ਏ ਪਰ ਕੱਲੀ ਚੁੱਪ ਨਾਲ ਬ੍ਰਹਮ ਗਿਆਨ ਨਹੀਂ ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਸਰਵਰ ਤਰਵਰ ਸਦੀਵ ਮੋਨ ਸਾਦੇ ਹੀ ਮਰਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਰੁੱਖ ਜਿਹੜੇ ਨੇ ਤਾਂ ਚੁੱਪ ਖਲੋਤੇ ਆ ਇਹ ਕਿਹੜੇ ਗੱਲਾਂ ਕਰਦੇ ਆ ਪਰ ਇਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ ਬੇਨਤੀ ਹੈ ਕਦੀ ਦੇਖਿਓ ਲਿਵ ਤਾਰ ਇੱਕ ਬਗਲਾ ਇੱਕ ਬਿੱਲਾ ਇੱਕ ਬਗਿਆੜ ਤਿੰਨਾਂ ਦੀ ਲਿਵ ਬੜੇ ਸਿਰੇ ਦੀ ਹੈ ਮਹਾਰਾਜ ਨੇ ਸ਼ਬਦ ਵਰਤਿਆ ਕੱਲ ਵੀ ਮੈਂ ਕਿਹਾ ਸੀ ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ ਸੁਣਿਓ ਇਸ ਬੇਨਤੀ ਨੂੰ ਜੇ ਲਾਏ ਰਹਾ ਲਿਵਤਾਰ ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ ਬਗਲੇ ਦੀ ਵੀ ਲਿਵ ਲੱਗੀ ਹੈ ਉਹ ਕਿਨਾਰੇ ਤੇ ਬੈਠਾ ਇਹ ਉਸ ਮੱਛੀ ਨੂੰ ਇੰਨੀ ਚੰਚਲ ਨੂੰ ਪਤਾ ਹੀ ਨਹੀਂ ਕਿ ਜਿਹੜਾ ਸਾਹਮਣੇ ਇੱਕ ਲੱਤ ਤੇ ਖਲੋਤਾ ਹੈ ਮੈਨੂੰ ਮਾਰਨ ਵਾਲਾ ਹੈ ਉਹਦੀ ਲਿਵ ਹੈ ਇਕਾਗਰਤਾ ਹੈ ਪਰ ਉਸ ਦੀ ਇਕਾਗਰਤਾ ਤੇ ਲਿਵ ਦੇ ਵਿੱਚ ਪਾਪ ਲੁਕਿਆ ਹੈ ਉਹਨੇ ਉਸ ਲਿਵ ਨਾਲ ਮੱਛੀ ਡੱਡੀ ਦਾ ਸ਼ਿਕਾਰ ਕਰਨਾ ਹੈ ਸੱਚੇ ਵੇ ਬੰਦਾ ਭੇਖੀ ਬਣ ਜਾਏ ਮੋਨੀ ਬਣ ਜਾਏ ਲਿਵ ਲਾ ਕੇ ਬੈਠਾ ਰਹੇ ਤੇ ਜਦੋਂ ਕੋਈ ਉਹਦੇ ਕੋਲ ਸ਼ਰਧਾਲੂ ਆ ਜਾਏ ਉਹਨੂੰ ਇਸ ਤਰ੍ਹਾਂ ਨਿਚੋੜ ਕੇ ਖਾ ਜਾਏ ਜਿਵੇਂ ਇੱਕ ਬਗਲਾ ਲਿਵ ਖਲਾ ਕੇ ਖਾਂਦਾ ਹੈ ਮਹਾਰਾਜ ਕਹਿੰਦੇ ਝੂਠ ਹੈ ਕਿਉਂਕਿ ਸੱਚੀ ਲਿਵੈ ਬਿਨ ਸੱਚੀ ਲਿਵ ਦੀ ਗੱਲ ਵੀ ਕੀਤੀ ਹੁਣ ਇੱਥੇ ਫਿਰ ਮੇਰੀ ਬੇਨਤੀ ਸੁਣਿਓ ਕਿ ਚੁੱਪ ਕਰਨਾ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਹੈ ਬਗਲਾ ਬਿੜਾਲ ਬ੍ਰਿਕ ਧਿਆਨੀ ਠਾਨੀਆਂ ਤਕੈ ਬਗਲਾ ਐ ਲਿਵ ਲਾ ਕੇ ਬੈਂਦਾ ਕਦੀ ਤੁਸੀਂ ਦੇਖੋ ਬਿੱਲਾ ਐ ਅਕਾਗਰ ਹੋ ਕੇ ਬੈਠਾ ਬਗਿਆੜ ਜਦੋਂ ਸ਼ਿਕਾਰ ਕਰਦਾ ਉਹਨੂੰ ਪਤਾ ਹੀ ਨਹੀਂ ਉਹਦੇ ਜਿੰਨੇ ਸ਼ਿਕਾਰ ਹੋਣਾ ਵੀ ਮੇਰੇ ਸਾਹਮਣੇ ਕੋਈ ਬੈਠਾ ਲਿਵ ਉਹਨਾਂ ਦੀ ਵੀ ਹੈ ਪਰ ਉਹਨਾਂ ਦੀ ਲਿਵ ਕਿਸੇ ਪਾਪ ਵਾਸਤੇ ਹੈ ਮੈਂ ਬੇਨਤੀ ਕੀਤੀ ਧਿਆਨ ਪਾਪ ਵੀ ਕਰਾ ਦਿੰਦਾ ਹੈ ਤੇ ਧਿਆਨ ਚ ਇੰਨੀ ਤਾਕਤ ਹੈ ਜੇ ਸਿੱਧੇ ਪਾਸੇ ਬੰਦਾ ਤੁਰ ਪਵੇ ਤੇ ਰੱਬ ਨਾਲ ਵੀ ਮਿਲਾ ਦਿੰਦਾ ਹੈ ਵਿਸ਼ਈ ਬੰਦਾ ਵੀ ਧਿਆਨ ਕਰਕੇ ਵਿਸ਼ਾ ਭੋਗਦਾ ਮੈਂ ਆਪ ਨੂੰ ਬੇਨਤੀ ਕਰਾਂ ਮਹਾਰਾਜ ਦੂਜੀ ਗੱਲ ਕਹਿੰਦੇ ਆ ਮੰਨ ਲਓ ਤੂੰ ਚੁੱਪ ਕਰ ਜਾ ਕਿ ਚੁੱਪ ਕਰਨ ਦੇ ਨਾਲ ਤੇਰਾ ਮਨ ਚੁੱਪ ਕਰ ਜਾਏਗਾ ਕਈ ਅਸੀਂ ਦੇਖਿਆ ਜੀ ਮੌਨ ਧਾਰਨ ਕਰਦੇ ਆ ਵਰਤ ਰੱਖਿਆ ਜਾਂਦਾ ਹੈ ਜ਼ਬਾਨ ਨਾਲ ਨਹੀਂ ਬੋਲਦੇ ਸਲੇਟ ਰੱਖੀ ਹੁੰਦੀ ਹੈ ਮੈਂ ਕਿਸੇ ਨੂੰ ਨਿੰਦ ਨਹੀਂ ਰਿਹਾ ਉਹ ਸਲੇਟ ਰੱਖ ਕੇ ਕਹਿ ਦਿੰਦੇ ਆ ਕਿ ਅੱਜ ਸਵੇਰੇ ਆ ਫਰੂਟ ਲੈਵੀਂ ਦੁਪਹਿਰ ਨੂੰ ਆ ਖਾਣ ਨੂੰ ਦਿਲ ਕਰਦਾ ਸ਼ਾਮ ਨੂੰ ਮੇਰਾ ਅੱਜ ਚੇਤੇ ਕਰਦਾ ਤੇ ਅਗਲਾ ਕਹੇ ਵੀ ਉਹ ਜ਼ਬਾਨ ਨਾਲ ਬੋਲ ਹੀ ਪਹੁੰਚ ਸਲੇਟ ਤੇ ਲਿਖ ਕੇ ਜਾਈ ਜਾਣਾ ਫੁਰਨੇ ਤੇ ਅੰਦਰ ਪੈਦਾ ਹੋਈ ਨੇ ਨਾ ਜ਼ਬਾਨ ਦੀ ਚੁੱਪ ਹੈ ਪਰ ਮਨ ਤਾਂ ਬੋਲੀ ਜਾ ਰਿਹਾ ਗੁਰਮਖੋ ਇਹ ਚੁੱਪ ਵਿਲ ਤਾਂ ਇੰਨਾ ਰੌਲਾ ਪਾਉਂਦਾ ਇਹ ਤਾਂ ਜ਼ਬਾਨ ਦੇ ਬੋਲਿਆਂ ਵੀ ਕੁਝ ਹੋਰ ਹੀ ਬੋਲੀ ਜਾਂਦਾ ਇਹ ਖਮੋਸ਼ ਨਹੀਂ ਹੁੰਦਾ ਗੁਰੂ ਸਾਹਿਬ ਨੇ ਵੇਖੋ ਪਹਿਲਾਂ ਦੱਸ ਰਿਹਾ ਇਹ ਸਾਧਨ ਲੋਕਾਂ ਨੇ ਅਪਣਾਏ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਬ ਤਾਰ ਇੱਕ ਤਾਰ ਸਮਾਧੀ ਲਾ ਭੁੱਖਿਆ ਭੁੱਖ ਨਾ ਇੱਥੇ ਵੀ ਨੰਨੇ ਨੂੰ ਕੰਨਾ ਨਹੀਂ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ ਇਹ ਇਹ ਤੀਸਰਾ ਬਚਨ ਇੱਥੇ ਬੇਨਤੀ ਜਿਹੜਾ ਸ਼ਬਦ ਭੁੱਖਿਆ ਆਇਆ ਹੈ ਇਸ ਦੇ ਕੁਝ ਅਰਥ ਸੱਜਣ ਕਰਦੇ ਆ ਭੁੱਖਿਆਂ ਦਰ ਤੇ ਤ੍ਰਿਸ਼ਨਾ ਅਧੀਨ ਤ੍ਰਿਸ਼ਨਾ ਅਧੀਨ ਪਰ ਗੁਰਮਖੋ ਇੱਥੇ ਭੁੱਖਿਆ ਦਾ ਅਰਥ ਹੈ ਵਰਤ ਰੱਖਣਾ ਇਸ ਦਾ ਕਾਰਨ ਕਈ ਵਾਰੀ ਕਈ ਬੰਦੇ ਆਪਣੇ ਸੰਸਾਰਿਕ ਪਦਾਰਥਾਂ ਲਈ ਚੰਦਰਾਇਣ ਵਰਤ ਰੱਖਦੇ ਆ ਮੈਂ ਇੰਨੇ ਵਰਤ ਰੱਖਾਂਗਾ ਮੇਰਾ ਬਿਜ਼ਨਸ ਚੱਲ ਜਾਏ ਗੁਰੂ ਸਾਹਿਬ ਕਹਿੰਦੇ ਨੇ ਮੰਨ ਲਿਆ ਜਾਏ ਕਿ ਤੂੰ ਵਰਤ ਰੱਖ ਕੇ ਇਸ ਵਾਸ਼ਨਾ ਨਾਲ ਵਰਤ ਰੱਖ ਰਿਹਾ ਕਿ ਮੈਨੂੰ ਆਹ ਕੁਝ ਮਿਲ ਜਾਏ ਤੇ ਮਹਾਰਾਜ ਕਹਿੰਦੇ ਨੇ ਉਸ ਵੀ ਤੇਰੀ ਭੁੱਖ ਨਹੀਂ ਉਤਰਨੀ ਜੇ ਸਾਰੀਆਂ ਪੁਰੀਆਂ ਦਾ ਜਿੰਨੇ ਖੰਡ ਬ੍ਰਹਿਮੰਡ ਨੇ ਸਾਰੇ ਪਦਾਰਥ ਤੇਰੇ ਘਰ ਵਿੱਚ ਆ ਜਨ ਭਲਿਆ ਇਹਨੇ ਲੈ ਕੇ ਵੀ ਫਿਰ ਤੂੰ ਭੁੱਖੇ ਦਾ ਭੁੱਖਾ ਹੀ ਰਹਿਣਾ ਹੈ ਮੈਂ ਫਿਰ ਬੇਨਤੀ ਕਰਾਂਗਾ ਇੱਥੇ ਜਿਹੜਾ ਭੁੱਖ ਲਫ਼ਜ਼ ਹੈ ਨਾ ਇਹਦੇ ਇਹਦੇ ਫਿਰ ਸਮਝਿਓ ਮੈਂ ਰਿਪੀਟ ਕਰ ਲਗਾ ਅਰਥ ਪਹਿਲਾਂ ਮੈਂ ਅਰਥ ਕੀਤਾ ਸੋਚੈ ਦਾ ਅਰਥ ਸਰੀਰਕ ਇਸ਼ਨਾਨ ਤੇ ਸੋਚ ਦੂਜੇ ਲਫ਼ਜ਼ ਦਾ ਅਰਥ ਅੰਦਰ ਦੀ ਸੁਚਮਤਾ ਬਾਹਰ ਦੀ ਸੁਚਮਤਾ ਨਾਲ ਅੰਦਰ ਸੁਚਾ ਨਹੀਂ ਹੋਣਾ ਫਿਰ ਦੂਜੀ ਤੁਕ ਚ ਅਸੀਂ ਲਿਆ ਚੁੱਪ ਹੈ ਇਹਦਾ ਅਰਥ ਹੈ ਜ਼ਬਾਨ ਦੀ ਚੁੱਪ ਚੁੱਪ ਨਾ ਹੋਵੇ ਇਹਦਾ ਅਰਥ ਹੈ ਮਨ ਨੇ ਨਹੀਂ ਸ਼ਾਂਤ ਹੋਣਾ ਇਸ ਚੁੱਪ ਦਾ ਅਰਥ ਸ਼ਾਂਤੀ ਮਨ ਦੀ ਪੀਸ ਆਫ ਮਾਈਂਡ ਜਿਹਨੂੰ ਕਹਿੰਦੇ ਚੁੱਪ ਹੋ ਜਾਣਾ ਹੁਣ ਪਹਿਲਾ ਸ਼ਬਦ ਆਇਆ ਭੁੱਖਿਆ ਇਹਦਾ ਅਰਥ ਹੈ ਭੁੱਖੇ ਰਹਿ ਕੇ ਤੇ ਅਗਲਾ ਬਚਨ ਹੈ ਭੁੱਖ ਨਾ ਉਤਰੀ ਇਹਦਾ ਅਰਥ ਹੈ ਮਨ ਦੀ ਭੁੱਖ ਨਹੀਂ ਉਤਰਨੀ ਫਿਰ ਸ਼ਬਦ ਜੀ ਪਹਿਲਾ ਇੱਕ ਇੱਕ ਕਰਮ ਕਾਂਡ ਦਾ ਜ਼ਿਕਰ ਹੈ ਦੂਜੇ ਸ਼ਬਦ ਵਿੱਚ ਗੁਰਦੇਵ ਨੇ ਇਸ ਲਈ ਦੱਸਿਆ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਜੇ ਸਾਰੀਆਂ ਪੁਰੀਆਂ ਦਾ ਪਾਰ ਜੋ ਕੁਝ ਦੁਨੀਆ 'ਚ ਹੈ ਸਭ ਕੁਝ ਤੇਰੇ ਬੈਂਕ 'ਚ ਆ ਜਾ ਤੇਰੀ ਭੁੱਖ ਫਿਰ ਵੀ ਨਹੀਂ ਨਿਕਲਣੀ ਉਸ ਦਿਨ ਮੈਂ ਨਿਊ ਵੈਸਟ ਇੱਕ ਬੇਨਤੀ ਕੀਤੀ ਸੀ ਇਹ ਭੁੱਖ ਇੱਕ ਮਸਲਾ ਹੀ ਐਸਾ ਹੈ ਗੁਰੂ ਨਾਨਕ ਸਾਹਿਬ ਜੀ ਨਾ ਜੀ ਚਾਰ ਜਿਹੜੇ ਦੁੱਖ ਮੇਨ ਮੰਨੇ ਆ ਉਸ ਵਿੱਚ ਭੁੱਖ ਇੱਕ ਦੁੱਖ ਸੀ ਦੀ ਵਿਆਖਿਆ ਕੀਤੀ ਸੀ ਮੈਂ ਥੋੜਾ ਰਿਪੀਟ ਕਰ ਲਗਾ ਕੋਈ ਸੰਗਤ ਹੋ ਸਕਦਾ ਇੱਥੇ ਆਈ ਹੈ ਦੇਖੋ ਇੱਕ ਭੁੱਖ ਹੈ ਪਦਾਰਥਕ ਇੱਕ ਭੁੱਖ ਹੈ ਪੇਟ ਦੀ ਆ ਜੀਬ ਦੀ ਢਿੱਡ ਭਰਨ ਦੀ ਇੱਕ ਭੁੱਖ ਹੈ ਕਾਮੁਕ ਇੰਦਰੀ ਦੀ ਤੇ ਚੌਥੀ ਭੁੱਖ ਹੈ ਪਰਮਾਰਥ ਦੀ ਫਿਰ ਬੇਨਤੀ ਪਹਿਲੀ ਪਦਾਰਥਕ ਜਿਹਨੂੰ ਗੁਰੂ ਜੀ ਕਹਿੰਦੇ ਆ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਨਾ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ ਇੰਨਾ ਕੁਝ ਲੈ ਕੇ ਵੀ ਪਦਾਰਥਕ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸੱਚੀ ਮੁੱਚੀ ਦੁਖੀਆ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰithvi ਨਵ ਖੰਡਣੈ ਪਰ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮ ਨੇ ਸ਼ਾਂਤੀ ਨੇ ਹੁਣ ਇਹ ਪਦਾਰਥਕ ਭੁੱਖ ਹੈ ਇਹਨੇ ਹੋਰ ਵਧਣਾ ਹੋਰ ਵਧਣਾ ਦੂਸਰੀ ਮੈਂ ਬੇਨਤੀ ਕੀਤੀ ਸੀ ਕਿ ਇੱਕ ਭੁੱਖ ਹੈ ਆ ਆ ਜਿਹੜੀ ਜੀਬ ਦਾ ਟੁਕੜਾ ਹੈ ਨਾ ਜੀ ਇਹ ਵੀ ਉੱਥੇ ਕਿਹਾ ਸੀ ਸੱਚੀ ਮੁੱਚੀ ਦੀ ਭੁੱਖ ਨਹੀਂ ਜੇ ਜਾਂਦੀ ਇੰਨਾ ਕੁਝ ਚੱਕ ਚੁੱਕੀ ਏ ਇੰਨਾ ਕੋਈ ਸਵਾਦ ਲੈ ਚੁੱਕੀ ਏ ਤੇ ਮੈਂ ਉਸ ਦਿਨ ਕਿਹਾ ਸੀ ਇਹਦੇ ਸਵਾਦ ਪਿੱਛੇ ਆ ਸਾਡੇ ਮਨ ਦੀ ਦਿਉਰੀ ਵੀ ਡਾਕਟਰਾਂ ਕੋਲ ਜਾਂਦੀ ਇਹ ਇਹ 10 ਕਿ ਮਿੰਟ ਖਾਂਦੀ ਬੰਦਾ ਮਹੀਨਾ ਢੰਗਿਆ ਰਹਿੰਦਾ ਸ਼ੂਗਰ ਨਾਲ ਇਹ ਨਹੀਂ ਨਾ ਰਹੀ ਇਹਨੂੰ ਗੁਰੂ ਜੀ ਨੇ ਕਿਹਾ ਦਿਨ ਦਿਨ ਕਰਤ ਭੋਜਨ ਬੋ ਵਿੰਜਨ ਤਾਂ ਕਿ ਮਿਟੈ ਨਾ ਭੂਖਾ ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾ ਕੋਖਾ ਇਹ ਹੋ ਗਈ ਜੀ ਪੇਟ ਦੀ ਭੁੱਖ ਮੈਂ ਅਰਜ਼ ਕੀਤੀ ਭੁੱਖ ਸਰੀਰ ਦਾ ਇੱਕ ਸੁਭਾਅ ਹੈ ਇਹ ਰੱਬ ਦਾ ਇੱਕ ਦਿੱਤੀ ਹੋਈ ਦਾਤ ਹੈ ਭੁੱਖ ਪਰ ਅਗ ਬਣ ਜਾਏ ਤੇ ਤੀਸਰੀ ਭੁੱਖ ਹੈ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਈ ਨਹੀਂ ਚੁੱਕੈ ਜਿਹਨੂੰ ਇਹ ਭੁੱਖ ਲੱਗੀ ਨਾ ਜਿੰਨਾ ਮਰਜੀ ਜ਼ੋਰ ਮਾਰ ਲੋ ਚੇਤੇ ਰੱਖਿਓ ਭਰ ਘਰ ਵੱਲ ਮੂੰਹ ਮਾਰਨ ਤੋਂ ਬਿਨਾ ਰਹਿ ਨਹੀਂ ਸਕਦਾ ਮਹਾਰਾਜ ਕਹਿੰਦੇ ਨੇ ਇਹ ਕੀ ਸਭ ਕੁਝ ਇਹ ਭੁੱਖਿਆ ਰਹਿ ਕੇ ਤੇਰੀ ਇਹ ਭੁੱਖ ਉਤਰ ਜਾਏਗੀ ਭੁੱਖ ਤੇ ਬੜੀ ਹੈ ਮੈਂ ਤੀਸਰੀ ਗੱਲ ਕਹੀ ਇਹ ਪਰਮਾਰਥਕ ਭੁੱਖ ਹੈ ਬਾਕੀ ਜਨੀਆਂ ਭੁੱਖਾਂ ਨੇ ਇਹਨਾਂ ਵਿੱਚ ਬੇਚੈਨੀ ਇਹਨਾਂ ਵਿੱਚ ਬਿਮਾਰੀ ਇਹਨਾਂ ਵਿੱਚੋਂ ਸੱਚਮੁੱਚ ਚਿੰਤਾ ਨਿਕਲਦੀ ਏ ਇੱਕ ਭੁੱਖ ਐਸੀ ਜਿਹੜੀ ਕਰੋੜਾਂ ਵਿੱਚੋਂ ਇੱਕ ਅੱਧੇ ਨੂੰ ਲੱਗਦੀ ਏ ਉਹ ਹੈ ਸੱਚੇ ਨਾਮ ਕੀ ਲੱਗ ਹੈ ਭੁੱਖ ਉਤ ਭੁੱਖ ਹੈ ਖਾਏ ਚਲੀਏ ਦੁਖ ਮਹਾਰਾਜ ਕਹਿੰਦੇ ਨੇ ਫਿਰ ਬੇਨਤੀ ਸੁਣਿਓ ਆ ਕਿਉਂਕਿ ਆਪਾਂ ਮੈਂ ਫਿਰ ਪ੍ਰਮਾਣ ਤਾਂ ਦੇ ਜਾਣਾ ਵੀ ਗੱਲ ਖੁੱਲ ਜਾਏ ਇੱਥੇ ਭੁੱਖਿਆਂ ਭੁੱਖ ਨਾ ਉਤਰੀ ਜੇ ਤੂੰ ਭੁੱਖਿਆਂ ਰਹਿ ਕੇ ਇਹ ਕਹੇ ਵੀ ਆ ਮੈਂ ਵਰਤਾ ਰੱਖ ਲਈ ਨਾ ਆ ਬਿਜ਼ਨਸ ਮੇਰਾ ਚੱਲ ਜਾਏ ਅੱਗੋਂ ਨਹੀਂ ਮੈਂ ਹੁਣ ਫਿਰ ਕੁਝ ਕਰਨਾ ਬਸ ਰੱਬਾ ਇਹਨਾਂ ਸੱਚੀ ਮੁੱਚ ਸਾਰੇ ਅਰਦਾਸ ਇਹ ਨਹੀਂ ਕਰਨੇ ਸੀ ਵੀ ਆ ਕੰਮ ਹੋ ਜਾਏ ਆ ਨਿਆਣੇ ਸੈੱਟ ਹੋ ਗਏ ਮੈਂ ਸਿੱਧੀ ਗੱਲ ਆ ਸੈੱਟ ਹੋ ਗਏ ਉਦੋਂ ਬਾਅਦ ਨਹੀਂ ਜੀ ਹੁਣ ਬਸ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਚੇਤੇ ਰੱਖਿਓ ਪਾਤਰ ਬਦਲੀ ਜਾਂਦੇ ਆ ਖੇਚੋਥੀ ਖਲੋਤੀ ਪਹਿਲਾਂ ਪੁੱਤਰ ਧੀ ਨੂੰ ਉਂਗਲੀ ਲਾ ਕੇ ਜਾਂਦੇ ਸਾਂ ਖਿੱਚ ਸੀ ਖਾ ਇਹਨਾਂ ਦਾ ਕੋਈ ਬਣ ਜਾਏ ਅਗਾ ਦੋਤੇ ਦੋਤੀਆਂ ਤੇ ਪੋਤੇ ਪੋਤੀਆਂ ਆ ਗਏ ਚਿਹਰੇ ਬਦਲ ਗਏ ਪਰ ਅੰਦਰ ਦੀ ਖੇਚੋਤੀ ਹੀ ਖਲੋਤੀ ਹੈ ਅੰਦਰ ਦੀ ਭੁੱਖ ਨਹੀਂ ਗਈ ਗੁਰੂ ਸਾਹਿਬ ਇੱਥੇ ਸ਼ਬਦ ਵਰਤ ਰਿਹਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਹੁਣ ਚੌਥਾ ਬਚਨ ਸਾਹਸ ਚਲੋ ਪਾਠ ਭਾਵੇਂ ਸਾਰੇ ਸੱਜਣ ਸਾਡੇ ਸਹਿਸ ਹੀ ਕਰਦੇ ਆ ਪਰ ਸਿਹਾਰੀ ਕੋਈ ਨਹੀਂ ਲੱਗੀ ਸਿੱਧਾ ਖੜਵਾ ਸੱਸਾ ਹਾ ਸੱਸਾ ਸਾਹਸ ਸਹਿਸ ਫਰਕ ਹੈ ਨਾ ਜੀ ਸਹਸ ਸਿਆਣਪਾਂ ਲੱਖ ਹਾਂ ਲੱਖ ਹੋ ਹੈ ਹੋਏ ਨਹੀਂ ਅਕਸਰ ਕਈ ਗੁਰਮੁਖ ਪਿਆਰੇ ਚਲੋ ਮੈਂ ਸ਼ਬਦ ਵਰਤਾਂ ਖਾ ਕੇ ਨੂੰ ਬੋਲਦੇ ਨਹੀਂ ਉਹ ਈੜੀ ਬੋਲੀ ਜਾਂਦੇ ਆ ਸਹਿ ਸਿਆਣਪਾ ਲੱਖ ਹੋਏ ਪਰ ਇੱਥੇ ਪਾਠ ਹੈ ਸਹਿਸ ਸਿਆਣਪਾ ਸਾਹਸ ਸਿਆਣਪਾ ਲੱਖ ਹੋ ਹੈ ਇਹਦਾ ਅਰਥ ਹੋ ਗਿਆ ਸਾਹਸ ਦਾ ਅਰਥ ਹਜ਼ਾਰ ਉੰਜ ਯਾਦ ਰੱਖਿਓ ਇੱਕ ਸਹਿਜ ਦਾ ਅਰਥ ਸਹਿਸਾ ਚਿੰਤਾ ਕਰਮੀ ਸਹਿਜ ਨਾ ਉਪਜੈ ਵਿਨ ਸਹਿਜ ਹਾਂ ਉਥੇ ਆਧਾਰ ਨਹੀਂ ਹਾਂ ਸਾਹਸ ਤਵ ਨੈਨ ਨਨ ਨੈਨ ਹੈ ਉਥੇ ਸਾਹਸ ਦਾ ਅਰਥ ਹਜ਼ਾਰ ਇੱਥੇ ਗੁਰੂ ਜੀ ਕਹਿੰਦੇ ਆ ਸਾਹਸ ਸਿਆਣਪਾਂ ਹਜ਼ਾਰਾਂ ਸਿਆਣਪਾਂ ਬੰਦੇ ਕੋਲ ਹੁਣ ਚਲਾ ਕੋ ਵਿਆਦਾ ਲੱਖ ਹੋਖ ਹੈ ਫਿਰ ਹਜ਼ਾਰਾਂ ਤੋਂ ਅੱਗੇ ਲੱਖ ਇਹ ਇਹ ਸ਼ਬਦ ਸਿਆਣਪ ਨਾਲ ਇਹਦੇ ਸਿੱਧੇ ਅਰਥ ਹੋ ਗਿਆ ਕਿਸੇ ਬੰਦੇ ਕੋਲ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਹੋਣ ਇਹਨਾਂ ਚਲਾਕ ਹੋਵੇ ਜੀ ਪੁੱਛੋ ਕੁਝ ਨਾ ਤੇ ਬਾਬਾ ਜੀ ਕਹਿੰਦੇ ਨੇ ਸਿਆਣਪ ਨਾਲ ਦੁਨੀਆ ਠੱਗੀ ਜਾ ਸਕਦੀ ਹੈ ਸਾਹਸ ਸਿਆਣਪਾਂ ਲੱਖ ਹੋਹੈ ਤਾਂ ਫਿਰ ਦਿੱਤਾ ਤਾਂ ਨਹੀਂ ਕੰਨਾ ਨਹੀਂ ਲੱਗਾ ਫਿਰ ਬੇਨਤੀ ਹੈ ਜੀ ਸਹਿ ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨੰਨੇ ਨੂੰ ਵੀ ਕੰਨਾ ਨਹੀਂ ਚੱਲੇ ਪਾਠ ਨਹੀਂ ਕਰਨਾ ਲੱਲੇ ਤੇ ਦੁਲਾਮਾ ਬੋਲਨੀਆਂ ਚੱਲੇ ਸਹ ਸਿਆਣਪਾ ਲਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਜੇ ਬੰਦਿਆ ਤੇਰੇ ਕੋਲ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਨੇ ਤੂੰ ਸਾਰੀ ਦੁਨੀਆ ਨੂੰ ਬੇਵਕੂ ਬਣਾ ਸਕਣਾ ਪਰ ਰੱਬ ਦੇ ਘਰ ਵਿੱਚ ਨਾ ਤੇਰੀ ਚਲਾਕੀ ਜਾਣੀ ਹੈ ਨਾ ਤੇਰੀ ਸਿਆਣਪ ਜਾਣੀ ਹੈ ਸਭ ਕੁਝ ਧਰਿਆ ਧਰਾਇਆ ਰਹਿ ਜਾਣਾ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇਹ ਹੋ ਗਈਆਂ ਚਾਰ ਤੁਕਾਂ ਇਹ ਮਹਾਰਾਜ ਨੇ ਕਿਹਾ ਵੀ ਸਾਡੇ ਤੋਂ ਪਹਿਲਾਂ ਇਹ ਯਤਨ ਲੋਕ ਕਰ ਰਹੇ ਆ ਮਨ ਚ ਹੈ ਮੈਂ ਸਚਿਆਰ ਪਦ ਤੇ ਪਹੁੰਚਾਂ ਪਰ ਜਿਹੜਾ ਤਰੀਕਾ ਬਣਾ ਰਹੇ ਆ ਦੁੱਖ ਇਸ ਚੀਜ਼ ਦਾ ਇਹਦੇ ਨਾਲ ਮੰਜ਼ਿਲ ਕੋਈ ਨਹੀਂ ਮਿਲ ਰਹੀ ਬਾਬਾ ਜੀ ਦੇ ਫਿਰ ਸ਼ਬਦ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਪੁਰੀਆਂ ਦੇ ਭਾਰ ਸਭ ਕੁਝ ਸਾਹਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਹੁਣ ਜਿਹੜਾ ਸਵਾਲ ਮੇਰੇ ਤੇਰੇ ਵਰਗਾ ਕੋਈ ਕਰ ਲੈਂਦਾ ਬਾਬਾ ਜੀ ਨੂੰ ਤੁਸੀਂ ਆ ਵੀ ਖੰਡਨ ਕਰਤਾ ਇਸ਼ਨਾਨ ਵੀ ਖੰਡਨ ਕਰਤਾ ਮੋਨ ਵੀ ਖੰਡਨ ਕਰਤਾ ਵਰਤ ਵੀ ਖੰਡਨ ਕਰ ਦਿੱਤੇ ਸਿਆਣਪ ਵੀ ਖੰਡਨ ਕਰਤੀ ਮੈਂ ਗੁਰਮੁਖੋ ਬੇਨਤੀ ਕਰਾਂ ਇੱਥੋਂ ਤੱਕ ਸਾਰੇ ਖੰਡਨ ਕਰ ਜਾਂਦੇ ਆ ਖੰਡਨ ਕਰਨਾ ਸੌਖਾ ਹੈ ਹੁਣ ਅਗਲਾ ਸਵਾਲ ਸੀ ਵੀ ਜੇ ਇਹ ਚਾਰ ਤਰੀਕੇ ਨਹੀਂ ਤੇ ਤੁਹਾਡੇ ਕੋਲ ਕੀ ਇਹ ਲੋਕਾਂ ਨੂੰ ਦੇਣ ਲਈ ਤੁਸੀਂ ਕੀ ਰਸਤਾ ਦਿੰਦੇ ਹੋ ਫਿਰ ਅੱਗੇ ਗੁਰਦੇਵ ਬੋਲਦੇ ਆ ਇਹ ਤੇਰੇ ਮਨ 'ਚ ਸਵਾਲ ਉੱਠਣਾ ਸੀ ਤੇ ਗੁਰੂ ਸਾਹਿਬ ਨੇ ਆਪੇ ਕੁਐਸਚਨ ਪੈਦਾ ਕਰ ਦਿੱਤਾ ਕਿਵ ਸਚਿਆਰਾ ਹੋਈਐ ਗੁਰਮਖੋ ਇੱਥੇ ਹੋ ਵੀ ਨਹੀਂ ਆਇਆ ਉੱਤੇ ਜਿੰਨੇ ਸੀ ਪੜਨੇ ਹੋ ਵੀ ਆਇਆ ਇੱਥੇ ਈੜੀ ਨੂੰ ਬਿਹਾਰੀ ਲੱਗੀ ਏ ਐੜੇ ਤੇ ਦੁਲਾਵਾਂ ਨੇ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟਾ ਗੁਰਮਖੋ ਟੈਂਕਾ ਨਹੀਂ ਬੋਲਣਾ ਟੁੱਟਾ ਨਹੀਂ ਬੋਲਣਾ ਮੈਂ ਇਹ ਨਹੀਂ ਆਪ ਜੀ ਲਈ ਕਹਿ ਰਿਹਾ ਤੁਸੀਂ ਤੇ ਪਾਰ ਰੋਜ਼ ਕਰ ਕਹੋਗੇ ਵੀ ਇਹ ਸਾਨੂੰ ਕੀ ਸਮਝਾਉਂਦਾ ਇੰਨੇ ਸਾਲ ਹੋ ਗਏ ਅਕਸਰ ਕਈ ਵਾਰੀ ਨਵੇਂ ਪੁਰਾਣੀ ਉਹਨਾਂ ਨੂੰ ਸਮਝ ਨਹੀਂ ਪੈਂਦੀ ਟੇਪ ਤੋਂ ਸੁਣਿਆ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਤੱਤਾ ਲੱਗਾ ਕਿ ਟੈਂਕਾ ਲੱਗਾ ਉਹ ਟੁੱਟੀ ਪੜੀ ਜਾਂਦੇ ਇੱਥੇ ਹੈ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਕਿਵ ਕਿਵ ਦਰ ਤੇ ਕਿਵੇਂ ਇੱਕ ਹੋਰ ਜੀ ਆ ਜਿਹੜਾ ਸ਼ਬਦ ਕਿਵੇ ਨਾ ਇਹ ਪੁਰਾਣੀ ਪੰਜਾਬੀ ਸੀ ਸਾਡੀ ਮੈਂ ਇੱਕ ਦਿਨ ਬੇਨਤੀ ਕੀਤੀ ਜਿਹੜੀ ਆ ਪੰਜਾਬੀ ਅਸੀਂ ਬੋਲਨੇ ਆ ਉਹ ਨਹੀਂ ਮਿਲੇਗੀ ਜ਼ਿਆਦਾ ਇੱਚ ਇਹ ਸ਼ਬਦ ਅਸੀਂ ਵਰਤਨੇ ਕਿਉਂ ਤੇ ਮੈਂ ਅੱਗੇ ਅਰਜ਼ ਕਰਾਂਗਾ ਕਿਉਂ ਸ਼ਬਦ ਨਵੀਨ ਪੰਜਾਬੀ ਵਿੱਚੋਂ ਸੀ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਮਹਾਰਾਜ ਦੋਵੇਂ ਹੁਣ ਆਪਾਂ ਕਿਵ ਜੇਵ ਤੇਵ ਇਵ ਇਹ ਲਫ਼ਜ਼ ਸਾਡੀ ਬੋਲੀ ਚੋਂ ਨਹੀਂ ਹੁੰਦੇ ਜਿਵੇਂ ਲਫ਼ਜ਼ ਵਰਤ ਲੈਨੇ ਪਰ ਇੱਥੇ ਮਹਾਰਾਜ ਕਹਿੰਦੇ ਕਿਵ ਦਾ ਅਰਥ ਕਿਵੇਂ ਕਿਸ ਤਰ੍ਹਾਂ ਸਚਿਆਰਾ ਦਾ ਅਰਥ ਅੰਦਰੋਂ ਸਚਿਆਰ ਕਿਵੇਂ ਹੋਵਾਂ ਖਾਲਸਾ ਜੀ ਕਿਵੇਂ ਬਣਾ ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਖਾਲਸੇ ਦਾ ਅਰਥ ਸ਼ੁੱਧ ਪਿਓਰ ਕਿਵੇਂ ਹੋਵਾਂ ਸੱਚੀ ਮੁੱਚੀ ਜਿਉ ਨਿਰਮਲ ਬਾਹਰੋਂ ਨਿਰਮਲ ਜਿਹਨੂੰ ਗੁਰੂ ਅਮਰਦਾਸ ਕਹਿੰਦਾ ਮੈਂ ਕਿਵੇਂ ਬੰਨਾ ਸਾਰੀ ਬਾਣੀ 'ਚ ਜੋਰ ਦਿੱਤਾ ਕਿਵ ਸਚਿਆਰਾ ਹੋਈਐ ਸਾਨੂੰ ਦੱਸੋ ਉੱਤੇ ਖੰਡਨ ਕਰ ਦਿੱਤਾ ਚਾਰ ਗੱਲਾਂ ਦਾ ਕਿਵ ਕੂੜਾ ਟੁੱਟੈ ਪਾਲ ਕੂੜੇ ਦਾ ਅਰਥ ਝੂਠ ਝੂਠ ਦਾ ਅਰਥ ਹਉਮੈ ਟੁੱਟੈ ਦਰ ਤੇ ਖਤਮ ਹੋ ਜਾਏ ਟੁੱਟ ਜਾਏ ਪਾਲ ਦਾ ਅਰਥ ਹੈ ਕੰਧ ਕਿਵੇਂ ਸਚਿਆਰ ਹੋਈਏ ਸਾਡੇ ਤੇ ਪਰਮਾਤਮਾ ਦੇ ਵਿਚਕਾਰ ਜਿਹੜੀ ਕੰਧ ਕਿਵੇਂ ਟੁੱਟੇ ਹੁਣ ਮਹਾਰਾਜ ਫਿਰ ਅੱਗੇ ਉੱਤਰ ਦਿੰਦੇ ਆ ਹੁਕਮ ਰਜਾਈ ਚੱਲਣਾ ਨਾਨੇ ਨਾਲ ਹੈ ਨੰਨੇ ਨਾਲ ਨਹੀਂ ਚੱਲਣਾ ਨਹੀਂ ਚੱਲਣਾ ਹੁਕਮ ਰਜ਼ਾਈ ਚੱਲਣਾ ਫਿਰ ਬੇਨਤੀ ਕਰਨ ਨੰਨਾ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਤਿਗੁਰੂ ਨੇ ਇੱਕ ਤੋਕ ਵਿੱਚ ਇਹ ਸਾਰੀ ਸਮੱਸਿਆ ਦਾ ਹੱਲ ਕਰ ਦਿੱਤਾ ਹੁਕਮ ਰਜਾਈ ਮੈਂ ਅੱਗੇ ਬੇਨਤੀ ਕੀਤੀ ਹੁਕਮ ਲਫ਼ਜ਼ ਅਰਬੀ ਵਿੱਚੋਂ ਹੈ ਜਦੋਂ ਕਿਸੇ ਨੂੰ ਹੁਕਮ ਪਾਉਣ ਲੱਗ ਪੈਂਦਾ ਹੈ ਤੇ ਗੁਰਮੁਖ ਉਹਦੇ ਜੀਵਨ 'ਚ ਰਜਾ ਵਾਪਰਦੀ ਵੈਸੇ ਰਜਾ ਦੇ ਅਰਥ ਸਭ ਨੇ ਸਮਾਨ ਅਰਥ ਕੀਤੇ ਆ ਰਜਾ ਦਾ ਅਰਥ ਵੀ ਹੁਕਮ ਕੀਤਾ ਹੈ ਉੰਜ ਰਜਾ ਦਾ ਅਰਥ ਹੈ ਪ੍ਰੇਮ ਸੁਣੋ ਇਸ ਬੇਨਤੀ ਨੂੰ ਹੁਕਮ ਰਜਾਈ ਚੱਲਣਾ ਜੋ ਪਰਮਾਤਮਾ ਦਾ ਹੁਕਮ ਵਰਤੇ ਉਹਦੇ ਤੇ ਖੁਜਤ ਕਰਨ ਦੀ ਥਾਂ ਉਹਨੂੰ ਮੱਥਾ ਟੇਕ ਕੇ ਸੱਚੀ ਮੁੱਚੀ ਪ੍ਰੇਮ ਕਰਕੇ ਸਵੀਕਾਰ ਕਰ ਲੈਣਾ ਫਿਰ ਬੇਨਤੀ ਹੁਕਮ ਰਜਾਈ ਚੱਲਣਾ ਉਸ ਦੀ ਹੁਕਮ ਵਿੱਚ ਪ੍ਰੇਮ ਨਾਲ ਚੱਲ ਤੇ ਗੁਰੂ ਜੀ ਕਹਿੰਦੇ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਇਸ ਜੀਵ ਦੇ ਨਾਲ ਪਰਮਾਤਮਾ ਨੇ ਲਿਖ ਕੇ ਭੇਜਿਆ ਜਿਹੜਾ ਲਿਖਿਆ ਹੀ ਹੈ ਤਿਉਂ ਕਿਉਂ ਕਲਪ ਕਲਪ ਕੇ ਤੂੰ ਰੱਬ ਨੂੰ ਲਾਮੇ ਦੇਈ ਜਾਂਦਾ ਉਹਨੂੰ ਮਿੱਠਾ ਕਰਕੇ ਮੰਨ ਲੈ ਤੇ ਕੂੜ ਦੀ ਪਾਲ ਟੁੱਟ ਜਾਏਗੀ ਇਸ ਬੇਨਤੀ ਨੂੰ ਥੋੜਾ ਜਿਹਾ ਫਿਰ ਸੁਣਿਓ ਮੈਂ ਅੱਗੇ ਆਪ ਨੂੰ ਅਰਜ਼ ਕੀਤੀ ਹੁਕਮ ਇੱਕ ਹੁਕਮ ਦੇ ਅਰਥ ਆਰਡਰ ਕੀਤੇ ਮੈਂ ਇਹ ਨਹੀਂ ਕੀਤੇ ਮੈਂ ਸੱਚ ਵੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮ ਦੇ ਅਰਥ ਦੇਵੀ ਇਸ਼ਾ ਕਰ ਰਿਹਾ ਜੋ ਪ੍ਰਮਾਤਮਾ ਦੇ ਆਪਣੇ ਆਪੇ ਵਿੱਚੋਂ ਵਰਤਿਆ ਉੰਜ ਵੈਸੇ ਹੁਕਮ ਦਾ ਅਰਥ ਨਾਮ ਵੀ ਆਉਂਦਾ ਹੈ ਹੁਕਮ ਦਾ ਅਰਥ ਸ਼ਬਦ ਵੀ ਆਉਂਦਾ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ 부ਝਾਏ ਜੀ ਇੱਥੇ ਹੁਕਮ ਜਿਹਨੂੰ ਸਮਝ ਪੈ ਜਾਏ ਨਾ ਹੁਕਮੀ ਬੰਦਾ ਹੁਕਮ ਨੂੰ ਮੰਨਣ ਵਾਲਾ ਉਹ ਪਰਮਾਤਮਾ ਦੇ ਕੀਤੇ ਤੇ ਕਦੀ ਖੁਜਤ ਨਹੀਂ ਕਰਦਾ ਬੇਨਤੀ ਹੈ ਜੀ ਅੱਜ ਸਮੱਸਿਆ ਇਹ ਵੇ ਕਿ ਹੁਕਮ ਦੇ ਕਨਸੈਪਟ ਨੂੰ ਅੱਜ ਦਾ ਜਿਹੜਾ ਅਧਿਉਨਿਕ ਯੁੱਗ ਹੈ ਇਹ ਮੰਨਣ ਨੂੰ ਤਿਆਰ ਨਹੀਂ ਮੈਂ ਸੱਚ ਕਹਿ ਰਿਹਾ ਦੋ ਤਰੀਕੇ ਨੇ ਇੱਕ ਹੈ ਸੰਘਰਸ਼ ਦਾ ਇੱਕ ਹੈ ਸਮਰਪਣ ਦਾ ਜ਼ਿੰਦਗੀ ਵਿੱਚ ਅੱਗੇ ਵਧਣਾ ਤੇ ਸੰਘਰਸ਼ ਅਤ ਲਾਜ਼ਮੀ ਹੈ ਜੇ ਰੱਬ ਵਾਲੇ ਪਾਸੇ ਚੱਲਣਾ ਹੈ ਤੇ ਉਹਦੇ ਨਾਲ ਸੰਘਰਸ਼ ਮਤ ਕਰੋ ਉਹਦੇ ਅੱਗੇ ਸਮਰਪਣ ਕਰ ਦੇ ਸੰਘਰਸ਼ ਤੇ ਸਮਰਪਣ ਦੋ ਚੀਜ਼ਾਂ ਨੇ ਜੇ ਸਮਰਪਣ ਕਰੇਗਾ ਸਮਰਪਣ ਵਿੱਚ ਖੌਮੇ ਨਹੀਂ ਰਹਿੰਦੀ ਖੌਮੇ ਦਰਅਸਲ ਉੱਠਦੀ ਉਦੋਂ ਵਿੱਚ ਜਦੋਂ ਇਹ ਕਹਿਣ ਲੱਗਦਾ ਮੈਂ ਵੀ ਕੁਝ ਹਾਂ ਜਦੋਂ ਮੈਂ ਮਾਰੀ ਜਾਏ ਤੇ ਪਿਆਰਿਓ ਫਿਰ ਫਿਰ ਕਾਹਦਾ ਉੱਥੇ ਜੀ ਕੋਈ ਸਮੱਸਿਆ ਹੀ ਨਹੀਂ ਮੈਂ ਫਿਰ ਬੇਨਤੀ ਕਰਾਂਗਾ ਹੁਕਮ ਨੂੰ ਥੋੜਾ ਜਿਹਾ ਸਮਝਣ ਲਈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜੇ ਅਸੀਂ ਕਹਿੰਦੇ ਆ ਮੈਂ ਹੁਕਮ ਨਹੀਂ ਮੰਨਦਾ ਕੋਈ ਜੀਵ ਐਸਾ ਨਹੀਂ ਜੋ ਜਿਵੇਂ ਵੈਸੇ ਜਿਹੜਾ ਹੁਕਮ ਤੋਂ ਬਾਹਰ ਜਾਏ ਗੁਰਮੁਖੋ ਥੋੜਾ ਜਿਹਾ ਤਵੱਜੋ ਦਿਓ ਮੈਂ ਬੇਨਤੀ ਕਰਾਂ ਥੋੜੀਆਂ ਜੇ ਇਹ ਬਿਕਮ ਨੇ ਪੌੜੀਆਂ ਬਿਕਮਦਾਰ ਤੇ ਡੂੰਗੀਆਂ ਨੇ ਮੈਂ ਸਿੱਧੇ ਅਰਥ ਕਰ ਜਾਂਦਾ ਸਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਅਸਲ 'ਚ ਜਦੋਂ ਹੁਕਮ ਨਾਲ ਲਿਖਿਆ ਕੋਈ ਜੀਵ ਐਸਾ ਨਹੀਂ ਅਗਲੀ ਗੱਲ ਅਗਲੀ ਇਸ ਇਸ ਪੌੜੀ ਨੇ ਇਸ ਪੌੜੀ ਨੇ ਅਗਲੀ ਪੌੜੀ 'ਚ ਪਹਚਾਣਾ ਇਹਨੇ ਕਹਿਣਾ ਮੇਰੇ ਅਰਥ ਜੇ ਲੱਭਣੇ ਨਹੀਂ ਹੁਕਮ ਰਜਾਈ ਦੇ ਤੇ ਅਗਲੀ ਪੌੜੀ ਪੜ੍ਹ ਦੂਜੀ ਪੌੜੀ ਨੇ ਕਹਿਣਾ ਜੇ ਹੁਕਮ ਨੂੰ ਬੁੱਝ ਨਹੀਂ ਤੇ ਤੀਜੀ ਪੌੜੀ ਪੜ ਗਾਵੇ ਕੋ ਤੇ ਤੀਜੀ ਪੌੜੀ ਨੇ ਕਹਿਣਾ ਜੇ ਸਚਿਆਰ ਹੋਣਾ ਹੀ ਤੇ ਚੌਥੀ ਪੌੜੀ ਕਮਾ ਨਾਨਕ ਐਵੇਂ ਜਾਣੀਏ ਸਭ ਆਪੇ ਇਹ ਯਾਦ ਰੱਖਿਓ ਚਾਰ ਪੌੜੀਆਂ ਤੱਕ ਕੋ ਪ੍ਰਕਰਮ ਇੱਥੇ ਗੁਰਦੇਵ ਨੇ ਜਿਹੜਾ ਸ਼ਬਦ ਵਰਤਿਆ ਹੁਕਮ ਨਾਲ ਲਿਖ ਦਿੱਤਾ ਅਗਲੀ ਇੱਕ ਸਵਾਲ ਹੈ ਜੀ ਸੁਣਿਓ ਇੱਕ ਸ਼ਬਦ ਖੌਮ ਹੈ ਅਸੀਂ ਹਉਮੈ ਦਾ ਅਰਥ ਕਰਨੇ ਹੰਕਾਰ ਗੁਰਮੁਖ ਜਦੋਂ ਹੰਕਾਰ ਨਹੀਂ ਸੀ ਹਉਮੈ ਉਦੋਂ ਵੀ ਸੀ ਹਉਮੈ ਕੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਕੀਤਾ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਪੁੱਛਿਆ ਕਿਤ ਕਿਤ ਵਿਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਗੁਰਮੁਖ ਸੁਣਿਓ ਧਿਆਨ ਦੇ ਕੇ ਇਹਦਾ ਅਰਥ ਹੈ ਮਹਾਪੁਰਖਾ ਇਹ ਜਗਤ ਕਿਵੇਂ ਪੈਦਾ ਹੋਇਆ ਇਹ ਬਿਨਸੇਗਾ ਕਿਵੇਂ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨਸ ਜਾਈ ਬਾਬਾ ਜੀ ਕਹਿੰਦੇ ਨੇ ਸਿੱਧੋ ਖੌਮੇ ਵਿੱਚ ਜਗ ਉਪਜੈ ਪੁਰਖਾ ਹਉਮੈ ਅਸਲ ਚ ਹੁਕਮ ਵਿੱਚ ਜੇ ਫਿਰ ਬੇਨਤੀ ਸੁਣਿਓ ਹਉਮੈ ਹੁਕਮ ਤੋਂ ਬਿਲਕੁਲ ਬਾਹਰ ਨਹੀਂ ਕਿਉਂਕਿ ਹੁਕਮ ਤੋਂ ਬਿਨਾ ਖੌਮੇ ਦੀ ਪਦਾਇਸ਼ ਹੋ ਹੀ ਨਹੀਂ ਸਕਦੀ ਤੇ ਜਿੰਨੀ ਦੇਰ ਤੱਕ ਹੁਕਮ ਨਾ ਸਮਝਿਆ ਜਾਏ ਉਨੀ ਦੇਰ ਤੱਕ ਖੌਮੇ ਨਹੀਂ ਜਾ ਸਕਦੀ ਜਿਹੜੇ ਸ਼ਬਦ ਪੜਨ ਵਾਲੇ ਨੇ ਮੇਰੀ ਬੇਨਤੀ ਨੂੰ ਸੁਣ ਕੇ ਮੈਂ ਦੋਖ ਪ੍ਰਮਾਣ ਦੇਣੇ ਨੇ ਹਉਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਇੱਕ ਬਚਨ ਪੜੋ ਆਸਾ ਕੀ ਵਾਰ ਦਾ ਹੋਰ ਸੌਖਾ ਹੋ ਜਾਏਗਾ ਜੀ ਇਹ ਗੱਲ ਨੂੰ ਸਮਝਣ ਲਈ ਕਿ ਕੂੜ ਦੀ ਪਾਲ ਅਗਲਾ ਸਵਾਲ ਉੱਠੇਗਾ ਰੱਬ ਨੇ ਸਿਆਪਾ ਪਾ ਦਿੱਤਾ ਬਣਾਉਣ ਵਾਲਾ ਉਹ ਤੇ ਮੈਂ ਤਾਂ ਜੰਮੇ ਨੇ ਪਾਲ ਖਿੱਚੀ ਨਹੀਂ ਜਿਸ ਵਕਤ ਤੇ ਜੀ ਪੈਦਾ ਹੋਇਆ ਇਹ ਪਾਲ ਕਿਨੇ ਪੈਦਾ ਕੀਤੀ ਮਾਪਿਆਂ ਨੇ ਕੀਤੀ ਗੁਰੂ ਅੰਗਦ ਦੇਵ ਦਾ ਇੱਕ ਸ਼ਲੋਕ ਹੈ ਇਹ ਏਖਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਇਹੀ ਬੰਦਨਾ ਫਿਰ ਫਿਰ ਜੂਨੀ ਪਾਹੇ ਸੁਣੋ ਇਸ ਬੇਨਤੀ ਨੂੰ ਪਹਿਲਾ ਹੈ ਹਉਮੈ ਇਹਾ ਜਾਤ ਹੈ ਮੈਂ ਉਸ ਦਿਨ ਅਰਥ ਕੀਤੇ ਸਨ ਜਾਤ ਦਾ ਅਰਥ ਆ ਖੱਤਰੀ ਬ੍ਰਾਹਮਣ ਨਹੀਂ ਇੱਥੇ ਜਾਤ ਦਾ ਅਰਥ ਹੈ ਜੀਵ ਤਤ ਜਿਸ ਦਿਨ ਜੀਵ ਪੈਦਾ ਹੋਇਆ ਉਹ ਦਿਨ ਨਾਲੇ ਖੌਮੇ ਪਾਈ ਕਿਉਂਕਿ ਖੌਮੇ ਤੋਂ ਬਿਨਾ ਇਹ ਢਾਂਚਾ ਬਾਣੀ ਨਹੀਂ ਸੀ ਸਕਦਾ ਇਹ ਬੜਾ ਡੂੰਗੀ ਗੱਲ ਹੈ ਜੀ ਹਉਮੈ ਤੋਂ ਬਿਨਾ ਨਹੀਂ ਸੀ ਹੋ ਸਕਦਾ ਹਉਮੈ ਵੀ ਦੋ ਤਰ੍ਹਾਂ ਦੀ ਇੱਕ ਸ਼ੁੱਧ ਹਉਮੈ ਵੀ ਇੱਕ ਮਲੀਨ ਹਉਮੈ ਹੈ ਜਦੋਂ ਹਉਮੈ ਸ਼ੁੱਧ ਹੋ ਜਾਂਦੀ ਹੈ ਕਰਤਾਰ ਦੇ ਸਿਮਰਨ ਵੱਲ ਤੁਰਦੀ ਹੈ ਜਦੋਂ ਮਲੀਨ ਹੁੰਦੀ ਉਦੋਂ ਕਹਿੰਦੀ ਰੱਬ ਨਾਂ ਦੀ ਕੋਈ ਚੀਜ਼ ਨਹੀਂ ਇਸ ਨੂੰ ਸੁਣੋ ਹਉਮੈ ਇਹਾ ਜਾਤ ਹੈ ਇਹਦਾ ਅਰਥ ਹਉਮੈ ਜੀਵ ਤਤਵ ਨਾਲ ਆਈ ਹਉਮੈ ਇਹਾ ਜਾਤ ਹੈ ਮਹਾਰਾਜ ਕਹਿੰਦੇ ਨੇ ਇਹ ਜਦੋਂ ਪੈਦਾ ਹੋਏ ਉਦੋਂ ਨਾਲ ਆ ਗਈ ਕਿਆ ਹਉਮੈ ਕਰਮ ਕਮਾਏ ਹਉਮੈ ਇਹ ਹੀ ਬੰਦਨਾ ਇਹ ਬੰਧਨ ਪੈਦਾ ਕਰਦੀ ਫਿਰ ਫਿਰ ਜੋਨੀ ਪਾਏ ਹਉਮੈ ਨਾ ਹੁੰਦੀ ਤੇ ਆਵਾਗੋਨੀ ਸੀ ਹੋਣਾ ਮਹਾਰਾਜ ਕਹਿੰਦੇ ਨੇ ਹਉਮੈ ਕਿੱਥੋਂ ਉਪਜਾ ਆ ਸਵਾਲ ਹੈ ਵੀ ਕੂੜ ਦੀ ਪਾਲ ਕਿੱਥੋਂ ਉਪਜੀ ਹਉਮੈ ਕਿੱਥੋਂ ਉਪਜਾ ਕਿਤ ਸੰਜਮੇ ਜਾਏ ਬਾਬਾ ਜੀ ਕਹਿੰਦੇ ਆ ਹਉਮੈ ਇਹੋ ਹੁਕਮ ਹੈ ਹਉਮੈ ਹੁਕਮ ਤੋਂ ਬਿਨਾ ਕਿਉਂਕਿ ਹਉਮੈ ਤੋਂ ਬਿਨਾ ਸ੍ਰਿਸ਼ਟੀ ਰਚੀ ਹੀ ਨਹੀਂ ਜਾ ਸਕਦੀ ਖੌਮੇ ਉਹਦੇ ਹੁਕਮ ਚ ਬਣੀ ਰਾਚ ਉਹਨੇ ਖੇਡ ਦਿੱਤੀ ਉਹਦੀ ਖੇਡ ਜੀਵਾਂ ਦੀ ਬਸ ਹੋਈ ਪਈ ਏ ਜਿੱਦਨ ਹੁਕਮ ਨੂੰ ਸਮਝ ਜਾਏ ਉਦਨ ਖੌਮੇ ਦੀ ਸਮਝ ਪੈ ਜਾਂਦੀ ਹੈ ਫਿਰ ਬੇਨਤੀ ਖੌਮੇ ਇਹੋ ਹੁਕਮ ਕਹਿ ਪਿਆ ਕਿਰਤ ਫਿਰਾਹੇ ਇਹ ਕਿਵੇਂ ਜਾਏਗੀ ਤੇ ਮਹਾਰਾਜ ਕਹਿੰਦੇ ਨੇ ਖੌਮੇ ਦੀਰਘ ਰੋਗ ਹੈ दारू पी समाहे ਕਿਰਪਾ ਕਰੇ ਜੇ ਆਪਣੀ ਤਾਂ गुरका शब्द ਸ਼ਬਦ ਹੁਕਮ ਹੈ ਫਿਰ ਬੇਨਤੀ ਹੈ ਸ਼ਬਦ ਹੁਕਮ ਹੈ ਮਹਾਰਾਜ ਕਹਿੰਦੇ ਜੇ ਉਹਦੀ ਕਿਰਪਾ ਹੋ ਜਾਏ ਫਿਰ ਜੀਵ ਹੁਕਮ ਕਮਾਂਦਾ ਹੈ ਦਾਰੂਏ ਦੇ ਵਿੱਚ ਜਿਹੜੀ એનર્ਜੀ ਪਵਾੜੇ ਪਾਉਂਦੀ ਪਈ ਹੈ ਸੁਣੋ ਸਿੱਧੇ ਜੀ ਗੱਲ ਜਿਹੜੀ એનર્ਜੀ ਦੀਵਾਰਾਂ ਖੜੀਆਂ ਕਰਕੇ ਕਹਿੰਦੀ ਆ ਮੇਰਾ ਆ ਮੈਂ ਅਤੇ ਤੇਰਾ ਮੇਰ ਤੇਰ ਕਰਦੀ ਏ ਜੇ ਇਹੀ એનર્ਜੀ ਕਨਵਰਟ ਹੋ ਕੇ ਤੂੰ ਤੂੰ ਗਾਉਣ ਲੱਗ ਪਵੇ ਤੇ ਰੱਬ ਨਾਲ ਮਿਲ ਜਾਏ ਹੈ ਇਹਦੇ ਵਿੱਚ ਗੁਰੂ ਜੀ ਨੇ ਤੇ ਸ਼ਬਦ ਵਰਤਿਆ ਕਿ ਹੁਕਮ ਰਜਾਈ ਚੱਲਣਾ ਜੋ ਉਹਦਾ ਹੁਕਮ ਵਰਦਾ ਹੈ ਉਸ ਨੂੰ ਪ੍ਰੇਮ ਨਾਲ ਮੰਨ ਲੈ ਮੈਂ ਅਰਜ਼ ਕਰਾਂਗਾ ਹੁਕਮ ਅਸੀਂ ਮੰਨਨੇ ਆ ਮੈਂ ਆਪਣੀ ਗੱਲ ਕਰ ਰਿਹਾ ਸੁਖ ਵਾਲਾ ਹੁਕਮ ਸਵੀਕਾਰ ਹੈ ਦੁੱਖ ਵਾਲਾ ਕਹਿੰਦੇ ਆ ਰੱਬ ਵੈਰ ਕਮਾਂਦਾ ਇੱਜ਼ਤ ਵਾਲਾ ਹੁਕਮ ਸਵੀਕਾਰ ਹੈ ਪਰ ਬੇਇੱਜ਼ਤੀ ਵਾਲਾ ਨਹੀਂ ਸੱਚੀ ਮੁੱਚੀ ਜਨਮ ਵਾਲਾ ਹੁਕਮ ਪ੍ਰਵਾਨ ਹੈ ਮੌਤ ਵਾਲਾ ਨਹੀਂ ਤੇ ਨਾਨਕ ਲਿਖਿਆ ਨਾਲ ਜਿੰਨੇ ਅਸੀਂ ਜੰਮੇ ਸਾਡੇ ਹੁਕਮ ਕਰਕੇ ਤੁਰੇ ਫਿਰਨੇ ਜੇ ਹੁਕਮ ਨਾ ਹੁੰਦਾ ਤੇ ਸਾਡੇ ਵਰਗੇ ਨਿੱਕੇ ਨਿੱਕੇ ਕਿੰਨੇ ਸੈੱਲ ਇੱਕੋ ਦਮ ਅਣਗਿਣਤ ਆਏ ਸਾਰੇ ਛੀਣ ਹੋ ਗਏ ਰੱਬ ਨੇ ਤੇਰੇ ਸੈੱਲ ਤੇ ਹੁਕਮ ਲਾਗੂ ਕਰ ਦਿੱਤਾ ਕਿਉਂਕਿ ਹੁਕਮ ਤੋਂ ਬਿਨਾ ਤਾਂ ਢਾਂਚਾ ਨਹੀਂ ਬਣ ਸਕਦਾ ਹੁਕਮ ਹੀ ਖੋਵਣ ਅੱਗੇ ਗੱਲ ਚੱਲਣੀ ਇਹ ਢਾਂਚਾ ਉਹਦੇ ਹੁਕਮ 'ਚ ਬਣਿਆ ਉਹਦੇ ਹੁਕਮ 'ਚ ਭਾਣਾ ਵਰਤਿਆ ਮੈਂ ਫਿਰ ਬੇਨਤੀ ਕਰਾਂ ਭਾਣਾ ਜਾਂ ਤਿਸ ਭਾਣਾ ਤਾਂ ਜੰਮਿਆ ਹੁਣ ਇਹ ਥੋੜਾ ਅਸਾਂ ਥੋੜਾ ਕਿਹਾ ਇਹ ਉਹਨੂੰ ਪਾਇਆ ਹੁਕਮ ਹੋਇਆ ਢਾਂਚਾ ਬਣਿਆ ਉਹਦੇ ਭਾਣੇ 'ਚ ਜੰਮਿਆ ਜਿਹੜਾ ਕਹੇ ਮੈਂ ਹੁਕਮ ਨਹੀਂ ਮੰਨਦਾ ਹੁਕਮ ਮਾਂ ਦੇ ਦੁੱਧ ਤੋਂ ਲੈ ਕੇ ਸਿਵਿਆਂ ਤੱਕ ਵਰਤਦਾ ਹੈ ਕਿਦਾ ਦਿਲ ਕਰਦਾ ਜਿਵੇਂ ਮਰ ਜਾ ਕਿਸੇ ਦਾ ਨਹੀਂ ਕਰਦਾ ਨਾ ਪਰ ਯਾਦ ਰੱਖਿਓ ਹੁਕਮ ਆਪਣਾ ਲਾਗੂ ਕਰਾ ਕੇ ਉਹਨੂੰ ਵੀ ਅੱਗੇ ਲੈ ਜਾਂਦਾ ਕਹਿੰਦਾ ਚੱਲ ਇਹ ਸਭ ਦੇ ਨਾਲ ਲਿਖਿਆ ਮਹਾਰਾਜ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਨਾਲ ਕਹਿ ਪਰ ਇੱਥੇ ਇੱਕ ਸਵਾਲ ਹੋਰ ਵੀ ਹੈ ਜੇ ਹੁਕਮ ਹੈ ਤੇ ਫਿਰ ਕਰਮ ਕੀ ਚੀਜ਼ ਹੈ ਮੈਂ ਤਾਂ ਕਿਹਾ ਪੌੜੀਆਂ ਪਹਿਲੀਆਂ ਦੋ ਤਿੰਨ ਜਿਹੜੀਆਂ ਬੜੀਆਂ ਵਿਕਮ ਤੇ ਅਖੀਰ ਜਾ ਕੇ ਵੀ ਫਿਰ ਕਰਮ ਦੀ ਕੀ ਗੱਲ ਅਗਲਾ ਕਹਿੰਦਾ ਜੀ ਤੁਸੀਂ ਕਿਹਾ ਕਰਮ ਹੁਕਮ ਕਿਹਾ ਤੇ ਹੁਕਮ ਵਿੱਚ ਸਭ ਕੁਝ ਵਰਤ ਗਿਆ ਮੈਂ ਫਿਰ ਬੇਨਤੀ ਕਰਾਂ ਜਿਹੜੀ ਖੌਮੇ ਹੈ ਇਹ ਕਰਮ ਕਰਾਂਦੀ ਹੈ ਪਰ ਖੌਮੇ ਗਿਣਤੀ ਵਿੱਚ ਹੈ ਹੁਕਮ ਗਿਣਤੀ ਵਿੱਚ ਨਹੀਂ ਜਦੋਂ ਖੌਮੇ ਅਧੀਨ ਬੰਦਾ ਮਾੜੇ ਤੋਂ ਮਾੜਾ ਵੀ ਕਰਮ ਕਰ ਲੈ ਜੇ ਉਹਦੀ ਕਿਰਪਾ ਵਰਤ ਜਾਏ ਤਾਂ ਮਾੜੇ ਤੋਂ ਮਾੜੇ ਕਰਮ ਨੂੰ ਵੀ ਸਾੜ ਦਿੰਦੀ ਹੈ ਗੁਰੂ ਜੀ ਇੱਥੇ ਫਿਰ ਅੱਗੇ ਕਹਿੰਦੇ ਆ ਹੁਕਮ ਕੀ ਹੈ ਹੁਣ ਮੈਂ ਬੇਨਤੀ ਕਰਾਂ ਮੈਨੂੰ ਹੁਕਮ ਦੇ ਅਰਥ ਆਰਡਰ ਨਹੀਂ ਕਰਾਂਗੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਅੱਗੇ ਗੁਰੂ ਜੀ ਕਹਿੰਦੇ ਆ ਹੁਕਮੀ ਹੋਵਨ ਆਕਾਰ ਆਕਾਰ ਨਹੀਂ ਐੜੇ ਨੂੰ ਕੰਨਾ ਲੱਗਾ ਆਕਾਰ ਪਾਠ ਅਵਸਰ ਆਕਾਰ ਹੀ ਕੀਤਾ ਜਾਂਦਾ ਹੁਕਮੀ ਇੱਥੇ ਹੁਕਮੀ ਦਾ ਅਰਥ ਗੁਰਮਖਾਂ ਨੇ ਹੁਕਮੀ ਕੀਤਾ ਹੈ ਪਰ ਮੈਂ ਇੱਥੇ ਬੇਨਤੀ ਕਰਾਂ ਇਤੇ ਹੁਕਮੀ ਦਾ ਅਰਥ ਇਉਂ ਕਰੀਏ ਜਿਹਦਾ ਹੁਕਮ ਵਰਤ ਰਿਹਾ ਹੈ ਇੱਕ ਹੁੰਦਾ ਨਾਮ ਇੱਕ ਹੈ ਨਾਮੀ ਇੱਕ ਹੈ ਹੁਕਮ ਇੱਕ ਹੈ ਹੁਕਮੀ ਹੁਕਮੀ ਦਾ ਅਰਥ ਹੋ ਗਿਆ ਉਸ ਪਰਮਾਤਮਾ ਦੇ ਹੁਕਮ ਨਾਲ ਉਸ ਹੁਕਮੀ ਦੇ ਹੁਕਮ ਨਾਲ ਹੁਕਮੀ ਖੋਵਣ ਆਕਾਰ ਆ ਜਿੰਨੇ ਵੀ ਆਕਾਰ ਨੇ ਮੇਰੀ ਬਾਡੀ ਤੁਹਾਡਾ ਸਰੀਰ ਆਕਾਰ ਹੈ ਆ ਪਹਾੜੀਆਂ ਆਕਾਰ ਨੇ ਰੁੱਖ ਆਕਾਰ ਹੈ ਪਾਣੀ ਸਮੁੰਦਰ ਦਾ ਆਕਾਰ ਹੈ ਸੂਰਜ ਆਕਾਰ ਹੈ ਮੰਗਲ ਗ੍ਰਹਿ ਜਿੰਨੀਆਂ ਵੀ ਇਹ ਸਪੇਸ ਵਿੱਚ ਜੋ ਕੁਝ ਪਿਆ ਹੈ ਜੋ ਕੁਝ ਵੀ ਦ੍ਰਿਸ਼ਟਮਾਨ ਢਾਂਚਾ ਸਾਰੇ ਢਾਂਚੇ ਉਹਦੇ ਹੁਕਮ 'ਚ ਬਣੇ ਆ ਹੁਕਮੀ ਖੋਵਣ ਆਕਾਰ ਪਰ ਨਾਲ ਇੱਕ ਬਖਸ਼ਿਸ਼ ਕੀਤੀ ਹੁਕਮ ਨਾ ਕਹਿਆ ਜਾਈ ਮੈਂ ਤਾਂ ਕਿਹਾ ਸੀ ਵੀ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ ਹੁਕਮ ਨੂੰ ਮੰਨ ਸਕਣਾ ਹੈ ਹੁਕਮ ਅੱਗੇ ਝੁਕ ਸਕਣਾ ਹੈ ਪਰ ਜੇ ਤੂੰ ਕਹਿਣਾ ਮੈਂ ਮੈਂ ਰੱਬ ਦੇ ਹੁਕਮ ਬਾਰੇ ਸਭ ਕੁਝ ਸਮਝ ਗਿਆ ਤੇਰਾ ਝੂਠ ਹੈ ਤੂੰ ਹੁਕਮ ਸਮਝ ਨਹੀਂ ਸਕਦਾ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਣ ਸਵਾਲ ਸੀ ਕੱਲੇ ਢਾਂਚੀ ਬਣਾ ਦਿੱਤੇ ਮਹਾਰਾਜ ਕਹਿੰਦੇ ਨਹੀਂ ਇਹਨਾਂ ਢਾਂਚਿਆਂ 'ਚ ਹਰਕਤ ਪੈਦਾ ਕਰਨੀ ਸੀ ਨਾ ਇਹ ਢਾਂਚਾ ਮੰਨ ਲਓ ਬਣਾ ਦਿੱਤਾ ਅਗਲੀ ਗੱਲ ਇਹ ਸੀ ਕਿਉਂਕਿ ਜੀ ਤੋਂ ਬਿਨਾ ਢਾਂਚਾ ਕੰਮ ਨਹੀਂ ਕਰ ਸਕਦਾ ਹੁਕਮੀ ਖੋਵਣ ਜੀ ਹੁਕਮ ਵਿੱਚ ਉਹਨੇ ਜਿੰਦ ਪੈਦਾ ਕੀਤੀ ਜਿਹਨੂੰ ਅਸੀਂ ਕਹਿੰਦੇ ਆ ਜੀਓ ਪਾਏ ਪਿੰਡ ਜਿਨ ਸਾਜਿਆ ਪਿੰਡ ਆਕਾਰ ਹੈ ਜੀਓ ਜੀਖ ਹੈ ਇਹ ਸਰੀਰਾ ਮੇਰਿਆ ਖਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਉਹਦੇ ਹੁਕਮ ਵਿੱਚ ਚੇਤਨਾ ਪੈਦਾ ਹੋਈ ਹੈ ਆ ਰੁੱਖ ਆਕਾਰ ਹੈ ਕਿ ਉਹਦੇ ਵਿੱਚ ਚੇਤਨਾ ਨਹੀਂ ਜੇ ਚੇਤਨਾ ਹੋਵੇ ਨਾ ਹੋਵੇ ਤੇ ਫੁੱਲ ਫਲ ਕਿਉਂ ਦੇਈ ਜਾਂਦਾ ਜੀ ਆ ਆ ਸੂਰਜ ਹੈ ਕਿ ਇਹਦੇ ਚ ਜੀ ਜੀ ਨਹੀਂ ਚੇਤਨਾ ਨਹੀਂ ਜੇ ਉਹਦੇ ਚੇਤਨਾ ਨਾ ਹੁੰਦੀ ਤੇ ਰੋਸ਼ਨੀ ਸਾਨੂੰ એનર્ਜੀ ਕਿਉਂ ਦਿੰਦੀ ਮੈਂ ਬੇਨਤੀ ਕਰਾਂ ਜੋ ਆਕਾਰ ਬਣਾਏ ਉਸ ਆਕਾਰ ਦੇ ਵਿੱਚ ਉਹਨੇ ਚੇਤਨਾ ਵੀ ਪੈਦਾ ਕਰ ਦਿੱਤੀ ਈਵਨ ਕਿ ਪਾਣੀ ਵੀ ਬਣਾਇਆ ਉਹਦੇ ਵਿੱਚ ਵੀ ਤਾਂ ਰੱਬ ਨੇ ਚੇਤਨਾ ਪੈਦਾ ਕੀਤੀ ਹੈ ਪਹਿਲਾ ਪਾਣੀ ਇਹ ਉਹਦੇ ਹੁਕਮ 'ਚ ਹੈ ਮੈਂ ਤਾਂ ਬੇਨਤੀ ਕੀਤੀ ਜੀ ਆ ਜਿਹੜੀ ਪੌੜੀ ਹੈ ਪਹਿਲੀਆਂ ਦੋ ਖਾਸ ਕਰਕੇ ਇਸ ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਸਾਰਾ ਜਪਜੀ ਸਾਹਿਬ ਦੇ ਦੁਆਲੇ ਘੁੰਮਣਾ ਜੀ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੇ ਲੱਲੇ ਤੇ ਦੁਲਾਵਾਂ ਨੇ ਮਿਲੇ ਨਹੀਂ ਪੜਨਾ ਹੁਕਮ ਮਿਲੇ ਵਡਿਆਈ ਸੱਚ ਇਹ ਵੇ ਜੀਵ ਹੀ ਉਹਨੇ ਪੈਦਾ ਕੀਤੇ ਉਹਦੇ ਹੁਕਮ ਦੇ ਵਿੱਚ ਹੀ ਵਡਿਆਈਆਂ ਮਿਲਦੀਆਂ ਪਈਆਂ ਨੇ ਮੈਂ ਇੱਥੇ ਵਡਿਆਈ ਦੇ ਅਰਥ ਇੱਕ ਤਾਂ ਨਾ ਵੀ ਕੋਈ ਲੀਡਰ ਬਣ ਗਿਆ ਵਡਿਆਈ ਮਿਲ ਗਈ ਪਦਵੀ ਮਿਲ ਗਈ ਚਲੋ ਇਹ ਵੀ ਹੁਕਮ ਜੀ ਖੇਡੀਏ ਉਂਝ ਸੱਚ ਵੇ ਉਹਦੀ ਸਭ ਤੋਂ ਵੱਡੀ ਵਡਿਆਈ ਇਹ ਵੇ ਜਿਹਨੂੰ ਸੱਚਾ ਨਾਮ ਚੇਤੇ ਆਉਣ ਲੱਗ ਪਏ ਵੱਡੀ ਵਡਿਆਈ ਜਾਂ ਵੱਡਾ ਨਾਮ ਚਾਹ ਵੱਡੀ ਵਡਿਆਈ ਹੈ ਉਹਦੇ ਹੁਕਮ 'ਚ ਵਡਿਆਈ ਮਿਲਦੀ ਪਈ ਇਹ ਗੱਲ ਹੋਰ ਇਹਨੂੰ ਹੋਰ ਡੂੰਗਾ ਦੇਖੀਏ ਆ ਜਿੰਨੇ ਜੋ ਜੂਨੀਆਂ ਨੇ 84 ਲੱਖ ਜੋਨ ਸਬਾਈ ਮਾਨਸ ਕੋ ਪ੍ਰਭ ਆ ਵਡਿਆਈ ਉਹਦੇ ਹੁਕਮ 'ਚ ਇੱਕ ਢਾਂਚਾ ਹੋਵੇ ਜਿਹਦੇ ਚਾਰ ਪੈਰ ਨੇ ਇੱਕ ਢਾਂਚਾ ਉਹ ਵਿੱਚ ਜਿਹਦੇ ਦੋ ਪੈਰ ਨੇ ਇੱਕ ਢਾਂਚਾ ਇਹ ਵਿੱਚ ਜਿਹਦੇ ਪੈਰ ਵੀ ਕੋਈ ਨਹੀਂ ਧਰਤੀ ਤੇ ਰੇਂਗਦਾ ਪਿਆ ਇੱਕ ਢਾਂਚਾ ਇਹ ਵਿੱਚ ਜਿਹਦੇ ਦੋ ਖੰਭ ਨੇ ਤੇ ਦੋ ਪੈਰ ਨੇ ਪ੍ਰਮਾਤਮਾ ਆ ਜੋ ਕੋਈ ਤੂੰ ਬਣਾਣਾ ਪਿਆ ਇਹ ਵਡਿਆਈ ਵੀ ਬੰਦੇ ਨੂੰ ਤੂੰ ਦਿੱਤੀ ਏ ਜੇ ਮਾਨਸ ਨਾ ਪੈਦਾ ਕਰਦਾ ਕਿਸੇ ਦਾ ਕੀ ਜ਼ੋਰ ਸੀ ਇਹ ਢਾਂਚੇ ਇਹ ਜੀਵ ਤੇਰੇ ਹੁਕਮ ਚ ਨੇ ਹੁਕਮੀ ਖੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਣ ਉਹਦੇ ਹੁਕਮ 'ਚ ਕੀ ਖੇਡ ਹੈ ਮੈਂ ਬੇਨਤੀ ਕੀਤੀ ਸੀ ਅੱਗੇ ਜਦੋਂ ਇਹ ਬਚਨ ਆਉਣਗੇ ਉੱਤਮ ਜਦੋਂ ਆਵੇਗਾ ਤੇ ਬੰਦਿਆਂ ਦੀ ਕੈਟਾਗਰੀ 'ਚ ਇਹ ਸਕਦਾ ਹੈ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਉੱਤਮ ਨੇ ਅਗਲੀ ਪੌੜੀ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਇਹ ਚ ਨਾਨਕ ਨੀਚ ਕਹੇ ਵਿਚਾਰ ਹੁਣ ਉਹ ਸਾਰੇ ਜਿਹੜੇ ਨੇ ਨੀਚ ਵਰਤੀ ਵਾਲੇ ਮਹਾਰਾਜ ਕਹਿੰਦੇ ਆ ਉੱਤਮ ਵੀ ਤੇਰੇ ਹੁਕਮ 'ਚ ਨੇ ਤੇ ਸਾਚੇ ਵੇ ਨੀਚ ਵੀ ਤੇਰੇ ਹੁਕਮ 'ਚ ਹੀ ਪੈਦਾ ਹੋਏ ਆ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਮੈਂ ਫਿਰ ਅਰਜ਼ ਕਰਾਂ ਹੁਕਮੀ ਉੱਤਮ ਨੀਚ ਅੱਗੇ ਬਚਨ ਹੁਕਮ ਲਿਖ ਦੁੱਖ ਸੁਖ ਪਾਈਆਂ ਹੈ ਐੜਾ ਪਿੱਛੇ ਹਾਏ ਨੂੰ ਸਿਹਾਰੀ ਪਾਈਏ ਪਾਠ ਨਹੀਂ ਕਰਨਾ ਉਹ ਬੋਲਣਾ ਜਿਹੜਾ ਐੜਾ ਤੇ ਹਾਏ ਨੂੰ ਸਿਹਾਰੀ ਲੱਗੀ ਹੈ ਮਹਾਰਾਜ ਕਹਿੰਦੇ ਨੇ ਦੇਖੋ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆਂ ਹੈ ਤੇਰੇ ਹੁਕਮ ਦੇ ਵਿੱਚ ਉੱਚੇ ਨੇ ਤੇਰੇ ਹੁਕਮ ਦੇ ਵਿੱਚ ਨੀਚ ਨੇ ਤੇ ਸੱਚੀ ਮੁੱਚੀ ਇੱਕ ਦੂਜੇ ਦੇ ਪੂਰਕ ਨੇ ਇਹਨੂੰ ਸੁਣਿਓ ਜੇ ਦੁਸ਼ਟ ਨਾ ਹੁੰਦਾ ਹਰਨਾਕਸ਼ ਤੇ ਪ੍ਰਹਿਲਾਦ ਨੂੰ ਰੋਜ਼ ਸ਼ੰਤ ਚ ਪੜਨਾ ਸੀ ਕਿਸੇ ਨੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਨੀਚ ਵੀ ਉੱਤਮਤਾ ਨੂੰ ਉਗਾੜਨ ਵਾਸਤੇ ਹੈ ਗੁਰਮਖੋ ਜੇ ਬਲੈਕ ਬੋਰਡ ਨਾ ਹੁੰਦਾ ਤੇ ਚਿੱਟੇ ਚਾਕ ਨੇ ਕਿੱਥੇ ਉਗੜ ਕੇ ਆਉਣਾ ਸੀ ਜਗੇ ਆਨਤਾ ਨਾ ਹੁੰਦੀ ਤੇ ਗਿਆਨ ਨੇ ਕਿਤੇ ਪ੍ਰਕਾਸ਼ਿਤ ਹੋਣਾ ਸੀ ਉਹਦੇ ਹੁਕਮ ਦੀ ਖੇਡ ਕੈਸੀ ਹਾਂ ਇਹਦੀ ਸਮਝ ਪੈ ਜਾ ਫਿਰ ਕਲਪਨਾ ਕੋਈ ਨਹੀਂ ਫਿਰ ਬੰਦਾ ਇਹ ਨਹੀਂ ਕਿ ਵੀ ਨੀਚਲੀ ਉੱਤਾ ਨਹੀਂ ਸੰਘਰਸ਼ ਕਰਦਾ ਪਰ ਹੁਕਮ ਨੂੰ ਮੰਨਣ ਵਾਲਾ ਕਲਪਦਾ ਨਹੀਂ ਗੁਰੂ ਜੀ ਕਹਿੰਦੇ ਆ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਉਹਦੇ ਹੁਕਮ ਚ ਹੈ ਮਨ ਮੂਰਖ ਕਾਹੇ ਬਿਲ ਲਾਈਐ ਪੂਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਖਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਤੂੰ ਉਹਨੂੰ ਚੇਤੇ ਕਰ ਇਹ ਹੁਕਮ ਚ ਹੈ ਇਸੇ ਕਰਕੇ ਗੁਰੂ ਜੀ ਨੇ ਬਾਣੀ ਚ ਕਿਹਾ ਉਹਦੇ ਹੁਕਮ ਚ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਇੱਥੇ ਇਕਨਾ ਦਾ ਲਫ਼ਜ਼ੀ ਅਰਥ ਹੈ ਕਈ ਇਕਨਾ ਹੁਕਮੀ ਬਖਸ਼ੀਸ਼ ਬਖਸ਼ੀਸ਼ ਲਫ਼ਜ਼ ਵੀ ਫਾਰਸੀ ਚੋਂ ਬਖਸ਼ਿਸ਼ ਰਹਿਮਤ ਇੱਕ ਉਹ ਨੇ ਜਿਨ੍ਹਾਂ ਤੇ ਤੇਰੀਆਂ ਬਖਸ਼ਾਂ ਵਰਦੀਆਂ ਪਈਆਂ ਨੇ ਇੱਕ ਇੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਲੱਗੀ ਇਹ ਵੀ ਬਹੁਵਚਨ ਕਈ ਜਿਵੇਂ ਇਕਣਾ ਆਇਆ ਨਾ ਜੀ ਇਸੇ ਤਰ੍ਹਾਂ ਇੱਕ ਇਕਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਆਂ ਹੈ ਪਵਾਈਆਂ ਹੈ ਈੜੀ ਪਿੱਛੇ ਬਿਹਾਰੀ ਇਹ ਬੋਲ ਕੇ ਫਿਰ ਅੱਗੇ ਫਿਰ ਬੇਨਤੀ ਹੈ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈਆਂ ਹੈ ਇੱਕ ਤੇਰੇ ਹੁਕਮ ਚ ਸਦਾ ਭਟਕਦੀ ਪਏ ਨੇ ਨਾ ਤੇ ਬਖਸ਼ਿਸ਼ ਹੋਗੀ ਇਹਨੂੰ ਇਉਂ ਪੜੋ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਨਹੀਂ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ ਕੋਈ ਚੰਗਾ ਕੋਈ ਮੰਦਾ ਹੈ ਨਾ ਹੈਨ ਸਾਰੇ ਤੇਰੇ ਇੱਕ ਹੁਕਮ ਚ ਵਿਚਾਰੇ ਭਟਕਦੇ ਪਏ ਆਵਾ ਗੌਣ ਚ ਇੱਕ ਤੇਰੇ ਹੁਕਮ ਚ ਬਖਸ਼ਾ ਨੇ ਮਹਾਰਾਜ ਇਹ ਜਿਹੜਾ ਤੁਸੀਂ ਕੂੜ ਦੀ ਪਾਲ ਕਈ ਹੁਕਮ ਕਿਹਾ ਤੇ ਸਾਨੂੰ ਇਹ ਦੱਸੋ ਵੀ ਕੋਈ ਐਸ ਸ੍ਰਿਸ਼ਟੀ ਤੇ ਹੈ ਜਿਹੜਾ ਉਹਦੇ ਹੁਕਮ ਨੂੰ ਚੈਲੰਜ ਕਰ ਸਕੇ ਕੋਈ ਹੈ ਮਹਾਰਾਜ ਕਹਿੰਦੇ ਝੂਠ ਹੁਕਮ ਹੈ ਅੰਦਰ ਸਭ ਕੋ ਹਰ ਚੀਜ਼ ਉਹਦੇ ਹੁਕਮ 'ਚ ਹੈ ਬਾਹਰ ਹੁਕਮ ਨਾ ਨਾ ਕੋਏ ਬਾਹਰ ਹੁਕਮ ਨਾ ਕੋਏ ਕੋਈ ਵੀ ਐਸਾ ਨਹੀਂ ਜਿਹੜਾ ਉਹਦੇ ਹੁਕਮ ਤੋਂ ਬਾਹਰ ਹੋਵੇ ਇੱਕ ਨੂੰ ਉਹਦੇ ਹੁਕਮ ਅੱਗੇ ਝੁਕਣਾ ਹੀ ਪੈਂਦਾ ਹੈ ਮੈਂ ਫਿਰ ਬੇਨਤੀ ਕਰਾਂਗਾ ਕੋਈ ਹੁਕਮ ਤੋਂ ਬਾਹਰ ਨਹੀਂ ਵੱਡੇ ਵੱਡੇ ਸੁਲਤਾਨ ਖਾਨ ਮਾਰੇ ਨੇ ਕਿਹਾ ਜਾਂ ਕਾ ਬਸ ਖਾਨ ਸੁਲਤਾਨ ਜਾਂ ਕਾ ਬਸ ਸਗਲ ਜਹਾਨ ਜਾਂ ਕਾ ਕੀਆ ਸਭ ਕੁਝ ਹੋਏ ਤਿਸ ਤੇ ਬਾਹਰ ਨਹੀਂ ਕੋਏ ਚੀਜ਼ ਹੁਕਮ ਚ ਹੈ ਹਾਂ ਅਸੀਂ ਸਭ ਪੁਤਲੀਆਂ ਵਾਂ ਮੈਂ ਬੋਲ ਰਿਹਾ ਆਪ ਸੁਣਦੇ ਪਇਓ ਤੇ ਉਹ ਵਹਿੰਦਾ ਪਿਆ ਵੀ ਇਹ ਨੱਚਦੇ ਫਿਰਦੇ ਨੇ ਤੇ ਜਿੱਥੇ ਲੋੜ ਪੈਣੀ ਨਾਲ ਹੀ ਧਾਗਾ ਤੋੜ ਕੇ ਕਹਿੰਦਾ ਚੱਲ ਇਹਨੂੰ ਡੱਬੇ 'ਚ ਪਾ ਦਿਓ ਹੁਣ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਮੈਂ ਫਿਰ ਇੱਕ ਬੇਨਤੀ ਕਰਾਂ ਜਿਹੜੇ ਬੰਦੇ ਇਸ ਧਰਤੀ ਤੇ ਰੱਬ ਨੂੰ ਚੈਲੰਜ ਕਰਨ ਆਏ ਹੁਕਮ ਉਹਨਾਂ ਨੂੰ ਵੀ ਮੰਨਣਾ ਪਿਆ ਜਿਨ੍ਹਾਂ ਕੈਸੀ ਨਹੀਂ ਮੰਨਦੇ ਇੱਕ ਜਦੋਂ ਸਿੰਘਾਂ ਦਾ ਸਿੰਘਾਂ ਦਾ ਜੰਗਨਾਮਾ ਲਿਖਿਆ ਸ਼ਾਹ ਮੁਹੰਮਦ ਨੇ ਉਹਨੇ ਪਹਿਲਾ ਬੈਂਤ ਲਿਖਿਆ ਉਹ ਕਹਿੰਦਾ ਜੱਗ ਹੈ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ਹਿਦਾਦ ਨਮਰੂਦ ਫਰਾਉਨ ਜੈ ਦਾਵੇ ਬਨ ਖੁਦਾਏ ਕਹਾਏ ਗਏ ਅਕਬਰ ਸ਼ਾਹ ਜੈ ਵਿੱਚ ਦਿੱਲੀ ਫੇਰੀ ਵਾਂਗ ਵਰਨਾਰਿਆਂ ਪਾਏ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਉਹਦੇ ਤੋਂ ਬਾਹਰ ਕਿਨੇ ਜਾਣਾ ਹੈ ਇਹ ਗੁਰਮਤ ਦੀ ਸਭ ਤੋਂ ਪਹਿਲੀ ਸਿੱਖਿਆ ਹੈ ਇਹ ਕਾਰਨ ਜਦੋਂ ਇਹਦੀ ਸਮਝ ਪੈ ਜਾ ਮੈਂ ਆਉਣ ਵਾਲੇ ਦਿਨਾਂ 'ਚ ਬੇਨਤੀ ਕਰਾਂਗਾ ਵੀ ਸਭ ਕੁਝ ਹੁਕਮ 'ਚ ਇੱਕ ਸਵਾਲ ਉੱਠਦਾ ਹੈ ਜੀ ਮੰਨ ਲਓ ਕਿਸੇ ਦੇ ਬੱਚੇ ਦੀ ਡੈਥ ਹੋ ਜਾਏ ਨਾ ਲੋਕੀ ਅਫਸੋਸ ਕਰਨ ਜਾਂਦੇ ਆ ਪਿੱਛੋਂ ਬੜਾ ਉਹਨਾਂ ਨੂੰ ਟੌਰਚਰ ਕਰਦੇ ਆ ਵਿਚਾਰਿਆਂ ਦੇ ਕਰਮ ਬੜੇ ਮਾੜੇ ਕਰਮ ਮਾੜੇ ਲਿਖਾਏ ਹੋਣੇ ਨਾ ਤਾਂ ਹੀ ਮਰ ਗਿਆ ਕਰਮ ਮਾੜੇ ਲਿਖਾਏ ਤਾਂ ਹੀ ਬੇਇੱਜ਼ਤੀ ਹੋਈ ਮੈਂ ਇੱਕ ਬੇਨਤੀ ਕਰਾਂ ਜਿਹੜਾ ਸੁਰਤ ਦੀ ਬਖਸ਼ਿਸ਼ ਮਿਲ ਜਾਂਦੀ ਜਿਹਨੂੰ ਸ਼ਬਦ ਦੀ ਉਹਦੇ ਵਾਸਤੇ ਇਹ ਟ੍ਰੈਜਡੀਆਂ ਕਰਮ ਨਹੀਂ ਹੁੰਦੀਆਂ ਰੱਬ ਉਹਨੂੰ ਭਾਣੇ ਦੀ ਕਸੌਟੀ ਵਿੱਚੋਂ ਕੱਢਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕਰਮ ਮਾੜੇ ਕੀਤੇ 7 ਦਿਨਾਂ 'ਚ ਘਰ ਦੇ 5 ਜੀ ਸ਼ਹੀਦ ਹੋ ਗਏ ਮੇਰੀ ਇੱਕ ਬੇਨਤੀ ਹੈ ਗੁਰੂ ਕਰਮ ਨਹੀਂ ਭੋਗਦਾ ਮੈਂ ਫਿਰ ਬੇਨਤੀ ਕਰਾਂ ਆਉਣ ਵਾਲੇ ਦਿਨਾਂ ਚ ਆਵੇਗਾ ਕੱਚ ਪਕਾਈ ਉੱਥੇ ਪਾਏ ਪਾਪ ਪੁੰਜ ਦੀ ਗੱਲ ਚੱਲੇਗੀ ਸੱਚ ਇਹ ਵੇ ਕਿ ਗੁਰੂ ਉਹਦੇ ਕਰਮਾਂ ਵਿੱਚ ਸੰਤ ਉਹਦੇ ਕਰਮਾਂ ਚ ਗੁਰਮੁਖ ਉਹਦੇ ਕਰਮਾਂ ਚ ਵਰਦਾ ਹੁਕਮ ਨੂੰ ਸਵੀਕਾਰ ਕਰਕੇ ਕਹਿੰਦਾ ਮੈਂ ਜ਼ੋਰ ਵੀ ਲਾ ਲਾਂ ਮੈਂ ਉਹਦੇ ਹੁਕਮ ਚ ਦਖਲ ਨਹੀਂ ਦੇਣਾ ਇਹਨੂੰ ਥੋੜਾ ਜਿਹਾ ਸਮਝਣ ਲਈ ਇੱਕ ਵਾਰ ਮੈਂ ਇੱਕ ਉਦਾਹਰਨ ਦਿੱਤੀ ਸੀ ਇੱਥੇ ਦੁੱਖ ਤੇ ਸੁੱਖ ਹੁਕਮ ਆਇਆ ਇਕੱਠਾ ਫਿਰ ਬੇਨਤੀ ਸੁਣਿਓ ਇੱਥੇ ਜਿਹੜਾ ਬਚਨ ਹੈ ਨਾ ਹੁਕਮ ਲਿਖ ਦੁੱਖ ਸੁੱਖ ਪਾਈਆਂ ਉਹਦੇ ਹੁਕਮ 'ਚ ਸੁੱਖ ਹੈ ਤੇ ਇਹ ਕਦੀ ਹੋ ਹੀ ਨਹੀਂ ਸਕਦਾ ਜਿੱਥੇ ਸੁੱਖ ਵਰਤਦਾ ਉਹਦੇ ਕਦੀ ਦੁੱਖ ਨਾ ਆਵੇ ਅਸੀਂ ਜੇ ਕਹੀਏ ਜੀ ਨਹੀਂ ਰੱਬ ਸੋਖੀ ਹੀ ਦਾ ਸੁੱਖ ਹੀ ਦਾ ਮੇਰੀ ਫਿਰ ਬੇਨਤੀ ਜੇ ਪਰਮਾਤਮਾ ਦੇ ਹੁਕਮ ਦਾ ਵਰਤਾਰਾ ਹੋਵੇ ਜਿੱਥੇ ਜਨਮ ਦਾ ਸੁੱਖ ਦੇਗਾ ਉਥੇ ਉਹਦੀ ਮੌਤ ਦਾ ਦੁੱਖ ਨਾਲ ਲਿਖ ਕੇ ਪਾਇਆ ਜਿਹੜਾ ਅੱਜ ਸੋਖੇ ਇੱਕ ਦਿਨ ਇਹਦਾ ਮਾਤਮ ਹੋਣਾ ਹੈ ਇਹਨੇ ਮਰਨਾ ਹੈ ਜਿਹੜਾ ਘਰ ਅੱਜ ਮੈਂ ਸੁੱਖ ਕਰਕੇ ਚੱਟ ਕਰਕੇ ਬਣਾਣਾ ਪਿਆ ਇਹ ਸੁੱਖ ਹੈ ਪਰ ਨਾਲ ਦੱਸਿਆ ਨਹੀਂ ਜਾਂਦਾ 100 ਸਾਲ ਬਾਅਦ ਨੂੰ ਢਾਣਾ ਪਏਗਾ ਮੇਰੀ ਫਿਰ ਬੇਨਤੀ ਜਿੱਤੇ ਸੁੱਖ ਹੈ ਗੁਰੂ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ ਜਦੋਂ ਹੁਕਮ ਨੂੰ ਸਮਝਦੀ ਪੈ ਜਾਏ ਉਦੋਂ ਦੁੱਖ ਵਿੱਚ ਵੀ ਰੱਬ ਜੀ ਚੰਗੇ ਲੱਗਦੇ ਆ ਸੁੱਖ ਵਿੱਚ ਵੀ ਸਿਰਫ ਇੱਕ ਮੈਂ ਉਦਾਹਰਨ ਆਪ ਜੀ ਨੂੰ ਦੇ ਕੇ ਸਮਾਪਤੀ ਕਰਨਾ ਟਾਈਮ ਕਾਫੀ ਜ਼ਿਆਦਾ ਮੈਂ ਲੈ ਗਿਆ ਪਰ ਇਸ ਕਰਕੇ ਤੁਸੀਂ ਟਿਕ ਕੇ ਬੈਠੇ ਹੋ ਇੱਕ ਵਾਰ ਉਦਾਹਰਨ ਦਿੱਤੀ ਸੀ ਕਿ ਬਾਦਸ਼ਾਹ ਦਾ ਪਿਆਰ ਸੀ ਵੈਸੇ ਇਹ ਓਸ਼ੋ ਨੇ ਕੋਟ ਕੀਤੀ ਸੀ ਜਪਜੀ ਸਾਹਿਬ 'ਚ ਬਾਦਸ਼ਾਹ ਦਾ ਪਿਆਰ ਸੀ ਮੰਤਰੀ ਨਾਲ ਜਿੱਥੇ ਜਾਣਾ ਇਕੱਠੇ ਕੱਪੜੇ ਇੱਕੋ ਜਿਹੇ ਬਹੁਤ ਪਿਆਰ ਕੀਤਾ ਉਹਨੂੰ ਇੱਕ ਦਿਨ ਕਿਤੇ ਬਾਹਰ ਦੂਰ ਨਿਕਲ ਗਿਆ ਘੋੜ ਸਵਾਰ ਘੋੜੇ ਤੇ ਚੜ ਕੇ ਭੁੱਖ ਲੱਗੀ ਆਪਣੇ ਰਾਜ ਸੀ ਬਾਗ ਚਲੇ ਗਏ ਮਾਲੀ ਨੂੰ ਪੁੱਛਦੇ ਨੇ ਕੁਝ ਖਾਣ ਲੂ ਨੇ ਕਿਹਾ ਇੱਕ ਫਲ ਕਹਿ ਲੱਗਾ ਰੁੱਖ ਨੂੰ ਉਹਨੇ ਤੋੜ ਦਿੱਤਾ ਫਲ ਇੱਕੋ ਸੀ ਤੇ ਰਾਜਾ ਕਹਿੰਦਾ ਵੀ ਕੰਮਕਾਰ ਮੰਤਰੀ ਨੂੰ ਪਹਿਲਾਂ ਤੂੰ ਖਾ ਲੈ ਮੈਂ ਬਾਅਦ ਚ ਉਹ ਕਹਿੰਦਾ ਨਹੀਂ ਰਾਜਨ ਤੁਸੀਂ ਪਹਿਲਾਂ ਉਹ ਕਹਿੰਦਾ ਨਹੀਂ ਨਹੀਂ ਤੂੰ ਮੇਰਾ ਮਿੱਤਰ ਵੀ ਹੈ ਮੈਂ ਨੂੰ ਬਹੁਤ ਪਿਆਰ ਕਰਨਾ ਮੰਤਰੀ ਨੇ ਹੁਕਮ ਮੰਨ ਕੇ ਫਲ ਮੂੰਹ ਚ ਪਾ ਕੇ ਜਦੋਂ ਖਾਦਾ ਅੱਖਾਂ 'ਚ ਪਾਣੀ ਆ ਗਿਆ ਰਾਜਾ ਪੁੱਛਦਾ ਮਿੱਠਾ ਕਹਿੰਦਾ ਇਦਾਂ ਵਰਗਾ ਤੇ ਮਿੱਠਾ ਕਦੀ ਖਾਦਾ ਹੀ ਨਹੀਂ ਉਹ ਚੱਕ ਮਾਰੀ ਜਾਂ ਚੱਕ ਸਮਝਨੇ ਨਾ ਮੈਂ ਜਾਣਬੁੱਝ ਕੇ ਸ਼ਬਦ ਵਰਤਣਾ ਪਿਆ ਪੁਰਾਣੇ ਉਹ ਚੱਕ ਮਾਰ ਕੇ ਖਾਈ ਜਾਏ ਤੇ ਆਪਣਾ ਹਿੱਸਾ ਖਾ ਕੇ ਜਦੋਂ ਰਾਜੇ ਦਾ ਖਾਣ ਲੱਗਾ ਉਹ ਕਹਿੰਦਾ ਵੀ ਇੰਨਾ ਮਿੱਠਾ ਮੇਰਾ ਤਾਂ ਹਿੱਸਾ ਦੇ ਦੇ ਉਹ ਕਹਿੰਦਾ ਨਹੀਂ ਨਹੀਂ ਇੰਨਾ ਸਵਾਦ ਮੈਨੂੰ ਹੀ ਖਾਣ ਦਿਓ ਉਹ ਜੋ ਹਿੱਸਾ ਖਾਣ ਲੱਗਾ ਰਾਜੇ ਨੇ ਚਪਟ ਕੇ ਖੋਇਆ ਉਹ ਟੁਕੜਾ ਜਦੋਂ ਮੂੰਹ 'ਚ ਪਾਇਆ ਤੇ ਜ਼ਹਿਰ ਤੋਂ ਵੱਧ ਕੌੜਾ ਉਹ ਕਹਿੰਦਾ ਤੈਨੂੰ ਅਕਲ ਨਹੀਂ ਜਦੋਂ ਮੈਂ ਤੈਨੂੰ ਆਪਣੇ ਹੱਥਾਂ ਨਾਲ ਫਲ ਪਕੜਾਇਆ ਤੂੰ ਇਹਨੂੰ ਖਾਦਾ ਤੂੰ ਉਦੋਂ ਦੱਸ ਦਿੰਦਾ ਕੌੜਾ ਸੀ ਇਹ ਜ਼ਹਿਰ ਹੈ ਉਹ ਅੱਖਾਂ ਭਰ ਕੇ ਕਹਿੰਦਾ ਰਾਜਨ ਮੈਂ ਹੁਕਮੀ ਬੰਦਾ ਵਾਂ ਜਿਸ ਹੱਥ ਨੇ ਅੱਜ ਜ਼ਹਿਰ ਭਰਿਆ ਫਲ ਦਿੱਤਾ ਹੈ ਕਈ ਸਾਲ ਹੋ ਗਏ ਨੇ ਇਸ ਹੱਥ ਨੇ ਮੈਨੂੰ ਅੰਮ੍ਰਿਤ ਵਰਗੇ ਫੁੱਲ ਵੀ ਦਿੱਤੇ ਆ ਜਿਨ੍ਹਾਂ ਹੱਥਾਂ ਨਾਲ ਤੂੰ ਮਿਠਾਸ ਦਿੱਤੀ ਅੱਜ ਜ਼ਹਿਰ ਦੇ ਦਿੱਤਾ ਮੈਂ ਉਲਾਮਾ ਨਹੀਂ ਸੀ ਦੇਣਾ ਕਿਉਂਕਿ ਤੇਰੇ ਹੱਥਾਂ ਨਾਲ ਸੁੱਖ ਵੀ ਮਿਲਿਆ ਤੇ ਮੈਂ ਫਿਰ ਬੇਨਤੀ ਕਰਾਂਗਾ ਗੁਰਮਤ ਕਹਿੰਦੀ ਹੈ ਕਿ ਫਰਮਾਨ ਤੇਰਾ ਸਿਰੇ ਉਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ਼ ਤਰੋ ਕੇ ਪਿਆਰ ਤੂੰ ਪਿਆਰ ਕਰ ਲੈ ਧੱਕੇ ਮਾਰ ਲੈ ਮਹਾਰਾਜ ਕਹਿੰਦੇ ਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਕੋਈ ਹੁਕਮ ਤੋਂ ਬਾਹਰ ਨਹੀਂ ਪਰ ਗੁਰੂ ਜੀ ਨਾਲ ਇੱਕ ਫਿਰ ਰਮਜ ਪਾ ਗਏ ਨਾਨਕ ਹੁਕਮ ਹੈ ਜੇ ਬੁੱਝੈ ਜਿਹੜਾ ਹੁਕਮ ਨੂੰ ਸਮਝੈ ਤਾਂ ਹਉਮੈ ਕਹੇ ਨਾ ਕੋਈ ਫਿਰ ਉਹ ਨਹੀਂ ਕਹੇਗਾ ਕੂੜ ਦੀ ਪਾਲ ਫਿਰ ਖੌਮੇ ਟੁੱਟੇਗੀ ਹੁਣ ਇਹ ਤੁਕ ਜਿਹੜੀ ਹੈ ਨਾ ਨਾਨਕ ਹੁਕਮ ਹੈ ਜੇ ਬੁੱਝੈ ਕੌਣ ਬੁੱਝੈ ਜਿੰਨਾ ਬੁੱਝਿਆ ਉਹ ਕਹਿੰਦੇ ਨੇ ਗਾਵੇ ਕੋ ਤਾਣ ਹੋਵੇ ਕਿਸੈ ਤਾਨ ਆ ਪੜੋਗੇ ਦੇ ਅਖੀਰ ਚ ਆਵੇਗਾ ਹੁਕਮੀ ਹੁਕਮ ਚਲਾਏ ਰਾਓ ਇਹ ਫਿਰ ਚੱਲੇਗਾ ਅੱਗੇ ਇਹ ਲੜੀ ਇੱਕੋ ਚੱਲ ਰਹੀ ਕੱਲ ਨੂੰ ਫਿਰ ਆਪਾਂ ਇਸ ਨੂੰ ਵਿਚਾਰਾਂਗੇ ਸਾਧ ਸੰਗਤ ਮੇਰੇ ਤੋਂ ਬੋਲਦੇ ਆ ਬੇਅੰਤ ਪੁੱਲਾ ਹੋਈਆਂ ਫਿਰ ਵੀ ਮੈਂ ਯਤਨ ਕਰਾਂਗਾ ਜੀ ਮੈਂ ਸੰਗਤ ਦੀ ਸੰਤੁਸ਼ਟੀ ਕਰਾ ਸਕਾਂ ਸੇਵਾ ਕਰਕੇ ਪਰ ਆਪ ਜ਼ਰੂਰ ਪੌੜੀ ਰੋਜ਼ ਪੜ ਕੇ ਆਇਆ ਕਰੋ ਗੁਰੂ ਸਾਹਿਬ ਜੀ ਨੇ ਇੱਕ ਤਾਂ ਇਹਦਾ ਉਚਾਰਨ ਜ਼ਰੂਰ ਖਿਆਲ ਰੱਖਣਾ ਦੂਜਾ ਇਹਦੇ ਸੰਖੇਪ ਜੇ ਅਖਰੀ ਅਰਥ ਇਹ ਵਿਸ਼ੇ ਨੂੰ ਕੱਲ ਫਿਰ ਮੈਂ ਆਪ ਜੀ ਦੇ ਸਨਮੁਖ ਅੱਗੇ ਬੇਨਤੀ ਕਰਾਂਗਾ ਦੋ ਪੌੜੀਆਂ ਆਪਾਂ ਕੱਲ ਨੂੰ ਇਕੱਠੀਆਂ ਵਿਚਾਰਾਂਗੇ ਮੇਰੇ ਤੋਂ ਬਹੁਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ